ਧੰਨ ਗੁਰੂ ਧੰਨ ਗੁਰੂ ਸਜਨ ਤੇ ਚਰਨ ਕੀ

ਤੁਹਾਰੀਆ ਨਾਨਕ ਸ਼ਰਨ ਤੁਹਾਰੀਆ ਜੀ ਨਾਨਕ ਨਾਨਕ ਸ਼ਰਨ ਤੁਹਾਰੀਆ सदा पिथो सदा दूर पिथो सदा सजन तेरे जरन की ਹੂਰ ਸਾਜਨ ਤੇ ਚਰਨ ਦੀ ਹੋਏ ਰਹਾ ਸੂਰ ਹੋਏ ਰਹਾ ਸਤ ਤੂਰ ਮੋਹ ਨਾ ਬਸਾਰੋ ਮੈਂ ਜਾਣ ਤੇਰਾ ਮੋਹ ਨਾ ਬਸਾਰੋ ਮੈਂ ਜਾਣ ਤੇਰਾ के भैनों गज के जी मोहे ना उतारो नैना मोहे ना उतारो मैं जन तेरा तेरा जी मोहे ना ਤੇਰਾ ਮੈਂ ਜਨ ਤੇਰਾ ਮੈਂ ਜਨ ਤੇਰਾ ਪੜੋ ਪੜੋ ਬਈ ਮੈਂ ਜਨ ਤੇਰਾ ਮੈਂ ਜਨ ਤੇਰਾ ਮੈਂ ਜਨ ਤੇਰਾ ਮੋਹੇ ਮੋਹਿ ਨਾ ਸਾਰੋ ਮੋਹਿ ਨਾ ਸਾਰੋ ਮੋਹਿ ਨਾ ਸਾਰੋ ਪੜੋ ਪੜੋ ਮੋਹੇ ਨਾਮ ਸਾਰੋ ਨਾਮ ਸਾਧੋ ਮੈਂ ਜਨ ਤੇਰਾ ਮੋਰੇ ਨਾਮ ਸਾਰੋ ਮੈਂ ਜਨ ਤੇਰਾ ਮੈਂ ਜਨ ਤੇਰਾ ਮੋਰੇ ਨਾਮ ਸਾਧੋ ਸੰਗਤ ਪੋਤ ਸੋਚ ਦਿਨ ਰਾਤੀ ਮੇਰਾ ਕਰਮ ਕੁਟਿਲ ਤਾ ਜਨਮ ਕੋ ਭਾਤੀ ਰਾਮ ਸਈਆ ਜੀ ਕੇ ਜੀਵਨਾ ਮੋਹਿ ਨਾਮ ਬਸਾਰੁ ਮੈਂ ਜਨ ਤੇਰਾ ਮੇਰੀ ਹਰ ਹੋ ਬਿਪਤ ਜਨ ਕਰੋ ਸੁਭਾਈ ਚਰਨ ਨ ਛਾਡੋ ਸ਼ਰੀਰ ਕਲ ਜਾਏ ਕਹਿ ਰਵਿਦਾਸ ਪਰਮ ਤੇਰੀ ਸੰਭਾ ਬੇਗ ਮਿਲੋ ਜਨ ਕਰ ਨਾ ਬਿਲੰਭ ਮੋਹਿ ਨਾ ਬਸਾਦੋ ਮੈਂ ਜਾਨ ਮੋਹਿ ਨਾਮ ਸਾਰੋ ਮੈਂ ਜਨ ਤੇਰਾ ਮੋਹਿ ਨਾਮ ਸਾਰੋ ਮੈਂ ਜਨ ਤੇਰਾ ਮੋਹਿ ਨਾਮ ਸਾਰੋ ਮੈਂ ਜਨ ਤੇਰਾ ਮੋਹਿ ਨਾਮ ਮੈਂ ਜਨ ਤੇਰਾ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਰੋਂ ਨੇੜਿਓਂ ਚੱਲ ਕੇ ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬ ਵਿਖੇ ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਆਪਾਂ ਸਾਰੇ ਪਹੁੰਚੇ ਹਾਂ ਕੁਝ ਸਮਾਂ ਹਾਜ਼ਰੀ ਭਰਨੀ ਹੈ ਕੁਝ ਮਿੰਟ ਇਕਾਗਰਤਾ ਬਖਸ਼ਣੀ ਕਾਫੀ ਲੰਬੇ ਸਮੇਂ ਤੋਂ ਆਪ ਜੀ ਨੇ ਗੁਰਬਾਣੀ ਦਾ ਕੀਰਤਨ ਨਾਲ ਨਾਲ ਸਿਮਰਨ ਵਿੱਚ ਹਾਜ਼ਰੀ ਭਰੀ ਹੈ ਕਿਉਂਕਿ ਗੁਰੂ ਜੀ ਦੀ ਬਾਣੀ ਵੀ ਜਦੋਂ ਪੜ੍ਹਦੇ ਆ ਉਦੋਂ ਵੀ ਰੱਬ ਜੀ ਦੀ ਯਾਦ ਆਉਂਦੀ ਹੈ ਕਿਉਂਕਿ ਗੁਰਬਾਣੀ ਦਾ ਹਰ ਸ਼ਬਦ ਪਰਮਾਤਮਾ ਦੀ ਯਾਦ ਦਿਵਾਉਂਦਾ ਹੈ ਰੱਬ ਨੂੰ ਚੇਤੇ ਕਰਵਾਉਂਦਾ ਹੈ ਜਦੋਂ ਅਸੀਂ ਗੁਰਬਾਣੀ ਗਾਉਂਦੇ ਆ ਸਮਝਦੇ ਆ ਉਦੋਂ ਵੀ ਅਸੀਂ ਮਨ ਕਰਕੇ ਰੱਬ ਦਾ ਸਿਮਰਨ ਹੀ ਕਰ ਰਹੇ ਹੁੰਦੇ ਆ ਕਿਉਂਕਿ ਪਰਮਾਤਮਾ ਦੀ ਯਾਦ ਆਉਂਦੀ ਹੈ ਜਦੋਂ ਗੁਰਬਾਣੀ ਗਾਇਨ ਹੁੰਦੀ ਹੈ ਰੱਬ ਜੀ ਦੀ ਗੱਲ ਹੁੰਦੀ ਹੈ ਵਿਚਾਰ ਹੁੰਦੀ ਹੈ ਉਸ ਵੇਲੇ ਵੀ ਪਰਮਾਤਮਾ ਦਾ ਸਿਮਰਨ ਹੀ ਹੋ ਰਿਹਾ ਹੁੰਦਾ ਗੁਰਬਾਣੀ ਗਾਇਨ ਕਰਨੀ ਪੜ੍ਹਨੀ ਸਮਝਣੀ ਵਿਚਾਰਨੀ ਇਹ ਵੀ ਰੱਬ ਜੀ ਦਾ ਮਾਲਕ ਜੀ ਦਾ ਸਿਮਰਨ ਹੀ ਹੈ ਤੇ ਇਹ ਤਾਂ ਪੜੀ ਸੁਣੀ ਸਮਝੀ ਜਾਂਦੀ ਹੈ ਵੀ ਸਾਡੇ ਮਨ ਵਿੱਚ ਇਹ ਗਹਿਰੇ ਤਲ ਦੇ ਉੱਤੇ ਵਸੇ ਤੇ ਮਨ ਸਦਾ ਵਾਸਤੇ ਰੱਬ ਨੂੰ ਯਾਦ ਰੱਖੇ ਪਰਮਾਤਮਾ ਨੂੰ ਯਾਦ ਰੱਖੇ ਜਦੋਂ ਗੁਰਬਾਣੀ ਗਾਇਨ ਕਰਨੀ ਪੜ੍ਹਨੀ ਸੁਣਨੀ ਹੈ ਉਦੋਂ ਤੇ ਮਨ ਸਿਮਰਨ ਕਰਦਾ ਹੀ ਹੈ ਰੱਬ ਦੀ ਯਾਦ ਆਉਂਦੀ ਹੋਈ ਹੈ ਯਾਦ ਕਹਿ ਲੋ ਸਿਮਰਨ ਕਹਿ ਲੋ ਚੇਤਾ ਕਹਿ ਲੋ ਜੋ ਮਰਜ਼ੀ ਕਹਿ ਲੋ ਉਦੋਂ ਤੇ ਯਾਦ ਆਉਂਦੀ ਹੋਈ ਹੈ ਪਰ ਗੁਰਬਾਣੀ ਦੀ ਵਿਚਾਰ ਕਰਦਿਆਂ ਕਰਦਿਆਂ ਬਾਣੀ ਗਾਇਨ ਕਰਦਿਆਂ ਸੁਣਦਿਆਂ ਪੜ੍ਹਦਿਆਂ ਹੌਲੀ ਹੌਲੀ ਹੌਲੀ ਹੌਲੀ ਇਹ ਯਾਦ ਪੱਕ ਜਾਂਦੀ ਹੈ ਇਹ ਸਿਮਰਨ ਪੱਕ ਜਾਂਦਾ ਹੈ ਚੇਤਾ ਪੱਕ ਜਾਂਦਾ ਹੈ ਫਿਰ ਹਰ ਵੇਲੇ ਯਾਦ ਰਹਿੰਦਾ ਮਨ ਦੇ ਤਲ ਤੇ ਮਨ ਹਰ ਵੇਲੇ ਯਾਦ ਰੱਖਦਾ ਹੈ ਮੇਰਾ ਰੱਬ ਹੈ ਐਦਾਂ ਇੱਕ ਯਾਦ ਬਣ ਜਾਂਦੀ ਹੈ ਪਰ ਪ੍ਰੋਬਲਮ ਵੇਖੋ ਕੀ ਹੈ ਰੱਬ ਦੀ ਯਾਦ ਬਣਾਉਣ ਵਾਸਤੇ ਕਿੰਨਾ ਜ਼ੋਰ ਲਾਉਣਾ ਪੈਂਦਾ ਹੈ ਸਿੱਧੀ ਜੀ ਗੱਲ ਹੈ ਜਦੋਂ ਹੁਣ ਮੰਨ ਲਓ ਨਿੱਕੇ ਜੇ ਬੱਚੇ ਨੂੰ 5 ਸਾਲ ਦੇ ਬੱਚੇ ਨੂੰ ਸਮਝ ਆ ਜਾਂਦੀ ਹੈ ਵੀ ਆ ਮੇਰਾ ਪਿਤਾ ਹੈ ਡੈਡੀ ਮੇਰਾ ਉਦੋਂ ਬਾਅਦ ਉਹਦੀ ਸਾਰੀ ਜ਼ਿੰਦਗੀ ਯਾਦ ਆਪੀ ਬਣੀ ਰਹਿੰਦੀ ਹੈ ਵੀ ਮੇਰਾ ਪਿਓ ਹੈ ਹੁਣ ਜਿਹੜੇ ਤੇ ਮੇਰੇ ਵੀਰ ਇੱਥੇ ਬੈਠੇ ਹੋ ਤੁਸੀਂ ਤੁਹਾਨੂੰ ਐਦਾਂ ਕਹਿਣ ਦੀ ਲੋੜ ਨਹੀਂ ਜੇ ਪਿਓ ਦਾ ਨਾਮ ਮਲੂਕ ਸਿੰਘ ਹੈ ਐਦਾਂ ਕਹਿਣ ਦੀ ਲੋੜ ਨਹੀਂ ਮਲੂਕ ਸਿੰਘ ਮਲੂਕ ਸਿੰਘ ਮਲੂਕ ਕਹਿਣ ਦੀ ਲੋੜ ਨਹੀਂ ਪੈਣੀ ਅੰਦਰ ਕਿਤੇ ਨਾ ਕਿਤੇ ਬੈਠਾ ਹੀ ਹੋਇਆ ਹੈ ਵੀ ਜੇ ਕੋਈ ਗਲਤੀ ਕਰਾਂਗੇ ਕਰਤੂਤ ਕਰਾਂਗੇ ਮਲੂਕ ਸਿੰਘ ਨੂੰ ਉਲਾਂਭਾ ਚਲੇ ਜਾਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਯਾਦ ਬਣੀ ਹੋਈ ਹੋਈ ਹੈ ਪਿਓ ਦੀ ਕਿ ਯਾਦ ਕਰਨਾ ਪੈਣਾ ਆਪੇ ਹੀ ਯਾਦ ਹੈ ਇੱਕ ਪਿਤਾ ਦੀ ਯਾਦ ਹੈ ਇਦਾਂ ਹੀ ਘਰ ਵਾਲੀ ਦੀ ਵੀ ਅੰਦਰ ਇੱਕ ਯਾਦ ਬਣੀ ਹੁੰਦੀ ਹੈ ਵੀ ਉਹ ਮੇਰੇ ਘਰ ਵਾਲੀ ਹੈ ਹੋਰ ਕਿਸੇ ਦੀ ਮੈਂ ਬਾਹਰ ਨਹੀਂ ਫੜ ਸਕਦਾ ਹੋਰ ਕਿਸੇ ਨੂੰ ਮੈਂ ਮਾੜੀ ਨਜ਼ਰ ਨਾਲ ਨਹੀਂ ਦੇਖ ਸਕਦਾ ਅੰਦਰ ਇੱਕ ਯਾਦ ਬਣੀ ਹੈ ਤੇ ਯਾਦ ਬਣਾਉਣ ਤੇ ਕਿੰਨਾ ਕੁ ਟਾਈਮ ਲੱਗਿਆ ਸੀ ਵੀ ਗੁਰਮੁਖ ਦੱਸਿਓ ਜਰਾ ਘਰ ਵਾਲੀ ਹੈ ਇਹ ਯਾਦ ਬਣਾਉਣ ਤੇ ਦਿਮਾਗ 'ਚ ਬੈਠੀ ਹੋਈ ਹੈ ਵੀ ਉਹ ਮੇਰੇ ਘਰ ਵਾਲੀ ਹੈ ਉਹਦੇ ਤੋਂ ਬਿਨਾ ਹੋਰ ਮੇਰੇ ਨਾਲ ਕਿਸੇ ਨਾਲ ਸੰਬੰਧ ਨਹੀਂ ਹੋਣਾ ਚਾਹੀਦਾ ਘਰ ਵਾਲੀ ਦੇ ਦਿਮਾਗ 'ਚ ਘਰ ਵਾਲਾ ਬੈਠਾ ਇਹ ਬਾਣ ਤੇ ਕਿੰਨਾ ਕੁ ਟਾਈਮ ਲੱਗਦਾ ਆਨੰਦ ਕਾਰਜਾਂ ਤੇ ਜਿੱਦਣ ਨਾਲ ਬੈਠੀ ਸੀ ਉਦੋਂ ਤੋਂ ਹੀ ਚੇਤਾ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੱਥਾ ਥੋੜਾ ਮਾਰਨਾ ਪੈਂਦਾ ਹੈ ਐਨੇ ਨਾਲ ਹੀ ਬੈਠ ਜਾਂਦਾ ਦਿਮਾਗ 'ਚ ਤੇ ਮੁੜ ਕੇ ਭਲਾ ਉਹ ਬੰਦਾ ਦੁਆਰਾ ਘਰ ਵਾਲਾ ਇਹ ਕਹਿੰਦਾ ਕਿ ਮੈਨੂੰ ਸਾਲ ਕੁ ਬਾਅਦ ਚੇਤਾ ਕਰਾਓ ਹੁਣ ਮੈਨੂੰ ਫੇਰ ਦੱਸੋ ਲੋਕੋ ਆ ਕੇ ਮੈਨੂੰ ਭੁੱਲ ਗਿਆ ਯਾਦ ਹੀ ਬਣ ਜਾਂਦੀ ਹੈ ਇਸੇ ਤਰ੍ਹਾਂ ਰੱਬ ਦੀ ਯਾਦ ਇੱਕ ਵਾਰੀ ਜਿਹੜੇ ਬੰਦੇ ਦੇ ਅੰਦਰ ਬਣ ਜਾਂਦੀ ਹੈ ਨਾ ਪਰਮਾਤਮਾ ਨੂੰ ਜਿਹੜਾ ਦਿਲੋਂ ਚੇਤਾ ਕਰਨ ਲੱਗ ਜਾਂਦਾ ਜਿਹਦਾ ਇੱਕ ਵਾਰੀ ਸਬੰਧ ਬਣ ਜਾਂਦਾ ਇੱਕ ਵਾਰੀ ਰਿਸ਼ਤਾ ਬਣ ਜਾਂਦਾ ਹੈ ਮੁੜ ਕੇ ਨਹੀਂ ਟੁੱਟਦਾ ਮੂ ਲਾਲਨ ਸਿਓ ਪ੍ਰੀਤ ਬਣੀ ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ ਐਸੀ ਮਾਧੋ ਖਿੰਚ ਤਣੀ ਖਿੰਚ ਤਣੀ ਪਿਆਰ ਪੈ ਜਾਂਦਾ ਮੁੜ ਕੇ ਨਹੀਂ ਤੇ ਕਿਵੇਂ ਪੈਂਦਾ ਭਾਈ ਕੁਰਬਾਨੀ ਨੂੰ ਆਪਾਂ ਵਿਚਾਰ ਵਿਚਾਰ ਕੇ ਐਦਾਂ ਸਤ ਸੰਗਤ ਵਿੱਚ ਬੈਠ ਕੇ ਪੜਾ ਸੋਣਾ ਸਮਝਾਂਗੇ ਇੱਥੋਂ ਫਿਰ ਸਾਡੇ ਅੰਦਰ ਪਰਮਾਤਮਾ ਦੀ ਯਾਦ ਬਣਨੀ ਸ਼ੁਰੂ ਹੋ ਜਾਂਦੀ ਹੈ ਰੱਬ ਦਾ ਪਰਮਾਤਮਾ ਨਾਲ ਸਾਡਾ ਕਨੈਕਸ਼ਨ ਬਣਨਾ ਸ਼ੁਰੂ ਹੋ ਜਾਂਦਾ ਹੈ ਰੱਬ ਦੀ ਪਛਾਣ ਆ ਜਾਂਦੀ ਹੈ ਰੱਬ ਦੀ ਪਛਾਣ ਅਸਲ ਵਿੱਚ ਆਪੇ ਦੀ ਪਛਾਣ ਹੈ ਰੱਬ ਦੇ ਦਰਸ਼ਨ ਆਪੇ ਦੇ ਦਰਸ਼ਨ ਨੇ ਕਿਉਂਕਿ ਪਰਮਾਤਮਾ ਸਾਡੇ ਵਿੱਚ ਹੈ ਆਪਣੇ ਆਪ ਨੂੰ ਪ੍ਰਗਟ ਕਰ ਲੈਣਾ ਹੀ ਰੱਬ ਨੂੰ ਪ੍ਰਗਟ ਕਰਨਾ ਹੁੰਦਾ ਹੈ ਆਪਣੇ ਆਪ ਨੂੰ ਖੋਲਣਾ ਹੀ ਰੱਬ ਦੇ ਦਰਸ਼ਨ ਪਰਮਾਤਮਾ ਦੇ ਬੀਜ ਅਸੀਂ ਹੋਈ ਆ ਅਸੀਂ ਰੱਬ ਦੇ ਬੀਜ ਆ ਜਿਵੇਂ ਬੀਜ ਨੂੰ ਧਰਤੀ ਵਿੱਚ ਬੀਜ ਦਿੱਤਾ ਜਾਵੇ ਤੇ ਵਿੱਚੋਂ ਕਿੱਡਾ ਵੱਡਾ ਦਰਖਤ ਪ੍ਰਗਟ ਹੋ ਸਕਦਾ ਹੈ ਸਾਨੂੰ ਆਪਣੇ ਆਪ ਨੂੰ ਹੀ ਬੀਜਣਾ ਪੈਣਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਸੀਂ ਹਰ ਇੱਕ ਮਨੁੱਖ ਜਿਹੜਾ ਹੈ ਪਰਮਾਤਮਾ ਦਾ ਬੀਜ ਹੈ ਆਪਣੇ ਆਪ ਨੂੰ ਹੀ ਬੀਜਣਾ ਪੈਣਾ ਹੈ ਸਾਡੇ ਵਿੱਚੋਂ ਹੀ ਰੱਬ ਜੀ ਨੇ ਮਾਲਕ ਜੀ ਨੇ ਪਰਮਾਤਮਾ ਨੇ ਪ੍ਰਗਟ ਹੋਣਾ ਸੋ ਗੁਰੂ ਸਾਹਿਬ ਕਹਿੰਦੇ ਕਿ ਉਤੇ ਪੁਰ ਪਰਮਾਤਮਾ ਦਾ ਰੂਪ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣੇ ਮੂਲ ਨੂੰ ਪਛਾਣ ਲੈ ਪਰ ਪ੍ਰੋਬਲਮ ਸਾਡੀ ਵੱਡੀ ਪ੍ਰੋਬਲਮ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਉਹ ਮੰਨਦੇ ਆ ਜੋ ਦੁਨੀਆ ਕਹਿੰਦੀ ਹੈ ਜਿਵੇਂ ਹੁਣ ਮੰਨ ਲਓ ਸਾਰੀ ਦੁਨੀਆ ਮੈਨੂੰ ਇਹ ਕਵੇ ਵੀ ਇਹ ਤੇ ਨਾ ਜੀ ਬਸ ਰੱਬ ਦਾ ਹੀ ਰੂਪ ਹੈ ਤੇ ਮੈਂ ਕਿਤੇ ਨਾ ਕਿਤੇ ਭਲੇਖੇ 'ਚ ਪੈ ਸਕਦਾ ਵੀ ਸੱਚੀ ਮੈਂ ਇਹ ਹੋਈ ਅਸਲ 'ਚ ਸਾਡੀ ਪ੍ਰੋਬਲਮ ਇਹ ਹੈ ਅਸੀਂ ਇਹ ਮੰਨਦੇ ਆ ਵੇਖਣਾ ਇਹ ਹੈ ਕਿ ਮੈਂ ਹੈ ਕੀ ਆ ਆਪਣੇ ਆਪ ਨੂੰ ਜਿਹੜਾ ਇਹ ਸ਼ਬਦ ਆਉਂਦਾ ਨਾ ਨਾਨਕ ਸੇ ਅੱਖੜੀਆਂ ਬਿਆਨ ਜਿਨੀ ਦਸੰਦੋ ਮਾਪਰੀ ਮਾਪਰੀ ਉਹ ਅੱਖਾਂ ਹੋਰ ਨੇ ਜਿਹਦੇ ਨਾਲ ਪਰਮਾਤਮਾ ਦਿਸਦਾ ਹੈ ਹੁਣ ਪਰਮਾਤਮਾ ਕਿੱਥੇ ਹੈ ਭਲਾ ਪਰਮਾਤਮਾ ਸਾਡੇ ਵਿੱਚ ਹੈ ਆਪਣੇ ਆਪ ਨੂੰ ਪਛਾਨਣਾ ਆਪਣੇ ਆਪ ਨੂੰ ਵੇਖਣਾ ਉਹਨੂੰ ਮੰਨਣਾ ਇਹ ਨਹੀਂ ਵੀ ਲੋਕੀ ਮੈਨੂੰ ਕੀ ਕਹਿੰਦੇ ਆ ਹੁਣ ਲੋਕੀ ਤੇ ਕਹਿੰਦੇ ਆ ਤੁਰੇ ਜਾਂਦੇ ਨੂੰ ਵੇਖ ਕੇ ਬੜਾ ਗੁਰਸਿੱਖ ਹੈ ਜੀ ਬੜੀ ਗੁਰਮੁਖ ਰੂਹ ਹੈ ਜੀ ਇਹ ਤੇ ਬਹੁਤ ਭਗਤ ਹੈ ਜੀ ਇਹ ਤੇ ਬਹੁਤ ਚੰਗਾ ਹੈ ਜੀ ਅਸੀਂ ਆਪਣੇ ਆਪ ਨੂੰ ਮੰਨ ਲੈਂਦੇ ਆ ਵੀ ਹਾਂ ਸ਼ਾਇਦ ਮੈਂ ਚੰਗਾ ਹੀ ਹਾਂ ਮੈਂ ਗੁਰਮੁਖੀ ਹਾਂ ਅਸਲ ਵਿੱਚ ਵਿਚਾਰਨਾ ਹੈ ਆਪਣੀ ਆਪਣੇ ਆਪ ਨੂੰ ਵੇਖਣਾ ਹੈ ਹੈ ਮੈਂ ਕੀ ਸੀ ਮੈਂ ਕੀ ਬਣਿਆ ਹੋਇਆ ਲੋਕੀ ਮੈਨੂੰ ਕੀ ਕਹਿੰਦੇ ਐ ਇਹ ਨਹੀਂ ਵੀ ਲੋਕ ਮੈਨੂੰ ਕੀ ਕਹਿੰਦੇ ਐ ਬਹੁਤੇ ਲੋਕ ਆਪਣਾ ਇਦਾਂ ਇੱਕ opinion ਬਣਾ ਲੈਂਦੇ ਐ ਇੱਕ ਨਜ਼ਰੀਆ ਬਣਾ ਲੈਂਦੇ ਐ ਜਦੋਂ ਲੋਕ ਕਹਿੰਦੇ ਐ ਤੇ ਉਹ ਆਪਣੇ ਆਪ ਨੂੰ ਸਾਡਾ ਸੁਭਾਅ ਇਹ ਐ ਵੀ ਅਸੀਂ ਆਪਣੇ ਆਪ ਨੂੰ ਉਹੀ ਕੁਝ ਮੰਨਣ ਲੱਗ ਜਾਂਦੇ ਆ ਬਸ ਉਸੇ ਸਮੋਹਨ ਦੇ ਵਿੱਚ ਹੀ ਅਸੀਂ ਤੁਰੇ ਫਿਰਦੇ ਆ ਸਾਰੀ ਜ਼ਿੰਦਗੀ ਅਸੀਂ ਉਸੇ ਸਮੋਹਨ ਦੇ ਵਿੱਚ ਵੀ ਮੈਂ ਤੇ ਆ ਬਣ ਗਿਆ ਮੈਂ ਤੇ ਆ ਬਣ ਗਿਆ ਮੈਂ ਤੇ ਆ ਬਣ ਗਿਆ ਹੈ ਬੜਾ ਵੱਡਾ ਭਲੇਖਾ ਲੋਕ ਜੋ ਕਹਿੰਦੇ ਆ ਇੱਕ ਦੋ ਪ੍ਰੋਫੈਸਰ ਨੇ ਦੋ ਪ੍ਰੋਫੈਸਰ ਇੱਕ ਨੇ ਇਹ ਗੱਲ ਕੀਤੀ ਵੀ ਬਹੁਤੇ ਲੋਕ ਜਿਹੜੇ ਆ ਨਾ ਬਸ ਉਹ ਸਮਝਦੇ ਆਪਣੇ ਆਪ ਨੂੰ ਜੋ ਦੁਨੀਆ ਕਹਿੰਦੀ ਹੈ ਉਹ ਉਹਨਾਂ ਨੇ ਇਹ ਨਹੀਂ ਵੇਖਿਆ ਕਿ ਮੈਂ ਅਸਲ ਵਿੱਚ ਹੈ ਕੀ ਆ ਉਹ ਇਹ ਨਹੀਂ ਪਤਾ ਪਰ ਲੋਕੀ ਜੋ ਕਹੀ ਜਾਂਦੇ ਆਪਣੇ ਆਪ ਨੂੰ ਬੰਦਾ ਸਮਝੀ ਜਾਂਦਾ ਦੂਜਾ ਪ੍ਰੋਫੈਸਰ ਜਿਹੜਾ ਸੀ ਨਾ ਦੂਸਰੇ ਜਿਹੜੇ ਸੀ ਉਹਨਾਂ ਨੇ ਕਿਹਾ ਵੀ ਨਹੀਂ ਇਦਾਂ ਨਹੀਂ ਇਦਾਂ ਨਹੀਂ ਹੁੰਦਾ ਕਹਿੰਦੇ ਨਹੀਂ ਜਿੱਦਾਂ ਲੋਕ ਸਮਝਦੇ ਅਸੀਂ ਇਦਾਂ ਹੀ ਸੋਚਦੇ ਆ ਉਹ ਕਹਿੰਦਾ ਵੀ ਇਦਾਂ ਕਿਵੇਂ ਕਹਿੰਦੇ ਮੈਂ ਤੈਨੂੰ ਕੱਲ ਨੂੰ ਜਵਾਬ ਦੇਵਾਂਗਾ ਅੱਜ ਨਹੀਂ ਮੈਂ ਤੈਨੂੰ ਜਵਾਬ ਦੇਣਾ ਮੈਂ ਤੈਨੂੰ ਕੱਲ ਨੂੰ ਜੇ ਇਸ ਗੱਲ ਦਾ ਜਵਾਬ ਦੇਵਾਂਗਾ ਵੀ ਜਿੱਦਾਂ ਲੋਕ ਕਹਿੰਦੇ ਅਸੀਂ ਉਸੇ ਤਰੀਕੇ ਸਿਰ ਆਪਣੇ ਆਪ ਨੂੰ ਸਮਝਣ ਲੱਗ ਜਾਂਦੇ ਆ ਇਹ ਅਸਲ ਗੱਲ ਹੈ ਚਲੋ ਉਹ ਬੰਦਾ ਕਹਿੰਦਾ ਕੱਲ ਨੂੰ ਜਵਾਬ ਦੇ ਦੀ ਹੁਣ ਅਗਲਾ ਦਿਨ ਹੋਇਆ ਉਹ ਸ਼ਾਮ ਨੂੰ ਪ੍ਰੋਫੈਸਰ ਉਹਦੀ ਘਰ ਵਾਲੀ ਨੂੰ ਮਿਲਿਆ ਜਾ ਕੇ ਘਰ ਵਾਲੀ ਨੂੰ ਮਿਲਿਆ ਘਰ ਵਾਲੀ ਨੂੰ ਮਿਲ ਕੇ ਕਿਹਾ ਵੀ ਬੀਬੀ ਸਵੇਰੇ ਜਦੋਂ ਇਹ ਪ੍ਰੋਫੈਸਰ ਨੇ ਉੱਠਣਾ ਨਾ ਤੇ ਤੂੰ ਉੱਠਣ ਸਾਰ ਹੀ ਇਹ ਕਹਿ ਦੀ ਵੀ ਤੁਹਾਡਾ ਰੰਗ ਪੀਲਾ ਜਿਹਾ ਪੈ ਗਿਆ ਮੈਨੂੰ ਲੱਗਦਾ ਤੁਹਾਨੂੰ ਰਾਤ ਬੁਖਾਰ ਚੜਿਆ ਸੀ ਘਰ ਵਾਲੀ ਨੂੰ ਕਹਿੰਦੀ ਤੂੰ ਇਦਾਂ ਕਹਿ ਦੀ ਵੀ ਮੈਨੂੰ ਲੱਗਦਾ ਜੀ ਤੁਹਾਨੂੰ ਰਾਤ ਬਹੁਤ ਬੁਖਾਰ ਚੜਿਆ ਸੀ ਰੰਗ ਐ ਪੀਲਾ ਹੋਇਆ ਪਿਆ ਉਹਨੂੰ ਕਹਿਤਾ ਉਦੋਂ ਬਾਅਦ ਉਹਦਾ ਇੱਕ ਨੌਕਰ ਹੈ ਜਿਹੜਾ ਘਰ ਦੀ ਸਫਾਈ ਕਰਦਾ ਉਹਨੂੰ ਮਿਲਿਆ ਉਹ ਕਹਿੰਦੇ ਵੀ ਇਦਾਂ ਕਿਉਂ ਕਹਿਣਾ ਕਹਿੰਦਾ ਮੈਂ ਬਸ ਇੱਕ ਤਜਰਬਾ ਕਰਨਾ ਹੈ ਵੀ ਇਹਦੇ ਨਾਲ ਮੇਰੀ ਗੱਲਬਾਤ ਚੱਲ ਰਹੀ ਹੈ ਬਸ ਤੁਸੀਂ ਇੰਨਾ ਇੰਨਾ ਮੇਰੇ ਕਹਿ ਤੇ ਕਹਿ ਦਿਓ ਘਰ ਵਾਲੀ ਵੀ ਮੰਨ ਗਈ ਕਹਿੰਦੀ ਚੱਲ ਮੈਂ ਕਹਿ ਦਿਆਂਗੇ ਨੌਕਰ ਨਾਲ ਗੱਲ ਕੀਤੀ ਉਹਨੂੰ ਕਹਿੰਦੇ ਵੀ ਤੂੰ ਸਫਾਈ ਕਰਨ ਜਦੋਂ ਅੰਦਰ ਜਾਏਗਾ ਤੇ ਤੂੰ ਇੱਕਦਮ ਵੇਖ ਕੇ ਹੀ ਕਹੀਂ ਵੀ ਜੀ ਤੁਸੀਂ ਤਾਂ ਬਸ ਬਹੁਤ ਅੱਜ ਤੇ ਪੀਲਾ ਰੰਗ ਬੁਰਾ ਹਾਲ ਹੋਇਆ ਪਿਆ ਤੁਸੀਂ ਤੇ ਚੱਲੇ ਹੋ ਤੁਸੀਂ ਡਿਊਟੀ ਤੇ ਚੱਲੇ ਹੋ ਵੀ ਅੱਜ ਤੇ ਛੁੱਟੀ ਹੋਈ ਲੈ ਲਓ ਉਹ ਕਹਿੰਦਾ ਜੀ ਚਲੋ ਉਹ ਕਹਿੰਦਾ ਮੈਂ ਵੀ ਕਹਿ ਦਿਆਂਗਾ ਬਾਹਰ ਮਾਲੀ ਸੀ ਮਾਲੀ ਨੂੰ ਮਿਲਿਆ ਮਾਲੀ ਨੂੰ ਵੀ ਕਹਿਤਾ ਵੀ ਜਦੋਂ ਤੇਰਾ ਪ੍ਰੋਫੈਸਰ ਬਾਹਰ ਆਏਗਾ ਨਾ ਤੇ ਤੂੰ ਦੇ ਵੀ ਤੁਸੀਂ ਡਿੱਗ ਨਾ ਜੀ ਜੋ ਕਿਤੇ ਤੁਹਾਡਾ ਤਾਂ ਸਰੀਰ ਜਮੇ ਹੀ ਅੱਜ ਐ ਲੱਗਦਾ ਵੀ ਬਸ ਤੁਸੀਂ ਤੁਰ ਕੇ ਨਾ ਜਾਓ ਗੱਡੀ ਤੇ ਜਾਓ ਤੁਰ ਕੇ ਨਾ ਜਾਓ ਇਹ ਵੀ ਕਹਿਤਾ ਚਲੋ ਜੀ ਤਿੰਨ ਹੋ ਗਏ ਚੌਥੇ ਬੰਦੇ ਨੂੰ ਜਿਹੜਾ ਬਾਹਰ ਇੱਕ ਪੋਸਟ ਬਾਹਰ ਇੱਕ ਪੋਸਟਮੈਨ ਸੀ ਬਾਹਰ ਉਹਦੇ ਨਾਲ ਗੱਲ ਕੀਤੀ ਕਹਿੰਦੇ ਤੂੰ ਵੀ ਇਹ ਕਹਿਣਾ ਵੀ ਤੁਹਾਡਾ ਤੇ ਤੁਸੀਂ ਤੁਰ ਕੇ ਨਹੀਂ ਜਾਣਾ ਗੱਡੀ ਮੈਂ ਮੰਗਾ ਦੇਣਾ ਗੱਡੀ ਉਹਦੇ ਨਾਲ ਗੱਲ ਕਰ ਚਲੋ ਜੀ ਚਾਰ ਬੰਦਿਆਂ ਨਾਲ ਗੱਲ ਹੋ ਗਈ ਪੜਾਣ ਉਹਨੇ ਵੀ ਉੱਥੇ ਜਾਣਾ ਜਿੱਥੇ ਉਹ ਪ੍ਰੋਫੈਸਰ ਖੁਦ ਪੜਾਉਂਦਾ ਹੈ ਉੱਥੇ ਅੱਗੇ ਵੀ ਉਹਨੇ ਕਹਿ ਰੱਖਿਆ ਸੀ ਇੱਕ ਬੰਦੇ ਨੂੰ ਜਿਹੜਾ ਉੱਥੇ ਜਿੱਥੇ ਉਤਰਨਾ ਸੀ ਉਹਨੇ ਗੱਡੀ 'ਚੋਂ ਉਹਨੂੰ ਵੀ ਕਹਿ ਦਿੱਤਾ ਵੀ ਜਦੋਂ ਉਹ ਗੱਡੀ 'ਚੋਂ ਉਤਰੇ ਤੇ ਤੂੰ ਉਹਦੀ ਬਾਹ ਫੜ ਲਈ ਵੇਖਿਓ ਜੀ ਕਿਤੇ ਡਿੱਗ ਨਾ ਪਿਓ ਅੱਜ ਤੇ ਰੰਗ ਪੀਲਾ ਪਿਆ ਪਿਆ ਵੀ ਤੁਸੀਂ ਤੇ ਕਮਜ਼ੋਰ ਬਹੁਤ ਲੱਗਦੇ ਉਹਨੂੰ ਵੀ ਕਹਿ ਦਿੱਤਾ ਕਹਿੰਦੇ ਅੱਗੇ ਫਿਰ ਕਹਿੰਦੇ ਅੱਗੇ ਬਸ ਤੂੰ ਇਸ ਕਮਰੇ 'ਚ ਲੈ ਆਈ ਅੱਗੇ ਮੈਂ ਬੈਠੀ ਹੋਵਾਂਗਾ ਚਲੋ ਗੱਲਬਾਤ ਸਾਰੀ ਹੋ ਗਈ ਸਵੇਰੇ ਉਹ ਪ੍ਰੋਫੈਸਰ ਉੱਠਦਾ ਹੈ ਉੱਠਣ ਸਾਰ ਉਹਦੇ ਘਰ ਵਾਲੀ ਕਹਿੰਦੀ ਜੀ ਰੰਗ ਪੀਲਾ ਪੈ ਗਿਆ ਰਾਤੋ ਰਾਤ ਮੈਨੂੰ ਲੱਗਦਾ ਤੁਹਾਨੂੰ ਰਾਤ ਬੁਖਾਰ ਚੜਿਆ ਕਹਿੰਦਾ ਮੈਂ ਤੇ ਚੰਗਾ ਪੜਾ ਮੈਨੂੰ ਤੇ ਕੁਝ ਵੀ ਨਹੀਂ ਹੋਇਆ ਉਹਨੂੰ ਨਹੀਂ ਪਤਾ ਵੀ ਸਾਰਾ ਪਲਾਨ ਚੱਲ ਰਿਹਾ ਜਿਹੜਾ ਉੱਠਿਆ ਕਹਿੰਦਾ ਮੈਨੂੰ ਤੇ ਪਤਾ ਵੀ ਨਹੀਂ ਮੈਂ ਤੇ ਚੰਗਾ ਪੜਾ ਮੈਨੂੰ ਤੇ ਕੁਝ ਵੀ ਨਹੀਂ ਹੋਇਆ ਅੱਛਾ ਜੀ ਥੋੜਾ ਜਿਹਾ ਇਹਨੇ ਮਨ 'ਚ ਸੋਚਿਆ ਵੀ ਘਰ ਵਾਲੀ ਨੇ ਇੱਕਦਮ ਮੈਨੂੰ ਵੇਖ ਕੇ ਕਿਉਂ ਕਿਹਾ ਇਤਨਾ ਨਹਾ ਕੇ ਬਾਹਰ ਨਿਕਲਿਆ ਇਹਨਾਂ ਨੂੰ ਨੌਕਰ ਕਮਰਾ ਸਾਫ਼ ਕਰਨ ਆ ਗਿਆ ਕਹਿੰਦਾ ਜੀ ਅੱਜ ਤੇ ਬਿਲਕੁਲ ਹੀ ਪੀਲੇ ਵੀ ਗੱਲ ਕੀ ਹੋ ਗਈ ਕਹਿੰਦਾ ਰਾਤ ਬੁਖਾਰ ਚੜਿਆ ਹੋਇਆ ਸੀ ਦੂਜੇ ਨੇ ਜਦੋਂ ਕਹਿ ਦਿੱਤਾ ਕਹਿੰਦਾ ਰਾਤ ਬੁਖਾਰ ਚੜ ਗਿਆ ਸੀ ਇਸ ਕਰਕੇ ਘਰ ਵਾਲੀ ਨੇ ਜਦੋਂ ਸੁਣਿਆ ਉਹ ਕਹਿੰਦੀ ਮੈਂ ਜਦੋਂ ਇਹਨੂੰ ਜਾ ਕੇ ਪੁੱਛਿਆ ਤਾਂ ਉਦੋਂ ਤੇ ਕਹਿੰਦਾ ਸੀ ਮੈਨੂੰ ਕੁਝ ਵੀ ਨਹੀਂ ਚੰਗਾ ਭਲਾ ਆ ਹੁਣ ਜਦੋਂ ਤੱਕ ਨੌਕਰ ਤੱਕ ਗੱਲ ਗਈ ਨੌਕਰ ਨੇ ਕਿਹਾ ਤੇ ਕਹਿੰਦਾ ਹਾਂ ਕਿਉਂਕਿ ਘਰ ਵਾਲੀ ਨੇ ਕਿਹਾ ਸੀ ਬੁਖਾਰ ਚੜਿਆ ਹੋਣਾ ਤੁਹਾਨੂੰ ਤੇ ਉਹ ਮਾਈਂਡ ਨੇ ਸੇਵ ਕਰ ਲਿਆ ਮਾਈਂਡ ਨੇ ਸੇਵ ਕਰ ਲਿਆ ਉਸੇ ਵੇਲੇ ਕਹਿੰਦਾ ਹਾਂ ਮੈਨੂੰ ਤਾਂ ਬੁਖਾਰ ਚੜਿਆ ਸੀ ਰਾਤ ਜਦੋਂ ਤਿਆਰ ਹੋ ਕੇ ਬਾਹਰ ਨਿਕਲਿਆ ਬਾਗਬਾਨ ਜਿਹੜਾ ਮਾਲੀ ਸੀ ਉਹ ਕਹਿਣ ਲੱਗਾ ਜੀ ਅੱਜ ਤੇ ਹੱਦ ਹੋ ਗਈ ਤੁਸੀਂ ਪਹੁੰਚ ਜਾਓਗੇ ਪੈਦਲ ਚੱਲੇ ਹੋ ਤੁਸੀਂ ਕਹਿੰਦਾ ਮੈਨੂੰ ਰਾਤ ਚੜਿਆ ਹੀ ਬੁਖਾਰ ਬਹੁਤ ਜ਼ਿਆਦਾ ਮੇਰਾ ਸਰੀਰ ਟੁੱਟ ਰਿਹਾ ਜਾਨ ਨੂੰ ਜੀ ਨਹੀਂ ਕਰਦਾ ਪਰ ਜਾਣਾ ਪੈਣਾ ਡਿਊਟੀ ਹੈ ਚਲੋ ਉਹਨੇ ਵੀ ਕਹਿਤਾ ਨਾਲ ਹੋਰ ਗੱਲ ਹੋ ਗਈ ਜਦੋਂ ਬਾਹਰ ਨਿਕਲਿਆ ਇੱਕ ਬੰਦਾ ਜਿਹੜਾ ਬਾਹਰ ਬੈਠਾ ਸੀ ਉਹਨੇ ਵੀ ਕਹਿ ਦਿੱਤਾ ਕਿ ਟੈਕਸੀ ਮੰਗਾ ਲਓ ਆ ਤੁਹਾਡੇ ਤੋਂ ਨਹੀਂ ਪਹੁੰਚਿਆ ਜਾਣਾ ਤੁਸੀਂ ਤਾਂ ਡਿੱਗ ਸਕਦੇ ਹੋ ਜਦੋਂ ਉਹਨੇ ਟੈਕਸੀ 'ਚ ਭਾਤਾ ਜਦੋਂ ਉੱਥੇ ਉਤਰਿਆ ਉਹ ਅੱਗੇ ਖੜਾ ਹੀ ਸੀ ਉਹਨੇ ਇਦਾਂ ਬਾਹ ਤੋਂ ਫੜ ਲਿਆ ਡਿੱਗ ਨਾ ਪਿਓ ਕਹਿੰਦਾ ਹਾਂ ਫੜ ਲੈ ਮੈਨੂੰ ਕਿਤੇ ਮੈਂ ਡਿੱਗ ਹੀ ਨਾ ਪਵਾਂ ਕਹਿੰਦਾ ਫੜ ਲੈ ਫੜ ਲੈ ਯਾਰ ਕਿਤੇ ਡਿੱਗ ਹੀ ਨਾ ਪਵਾਂ ਉਹਨੇ ਇਦਾਂ ਕਹਿਤਾ ਜਦੋਂ ਅੱਗੇ ਲੈ ਕੇ ਗਏ ਤੇ ਉਹ ਗੇਟ ਖੋਲਿਆ ਅੱਗੇ ਉਹ ਜਿਹੜਾ ਉਹਦਾ ਸਾਥੀ ਸੀ ਗੇਟ ਖੋਲਿਆ ਉਹਨੂੰ ਫੜ ਕੇ ਲਈ ਆਉਂਦੇ ਨੇ ਅੱਗੇ ਬੈਠਾ ਕਹਿੰਦੇ ਕੀ ਹੋ ਗਿਆ ਕਹਿੰਦਾ ਅੱਜ ਤਾਂ 104 ਬੁਖਾਰ ਸਾਰੀ ਰਾਤ ਮੈਂ ਨਹੀਂ ਸੁੱਤਾ ਮੇਰਾ ਬੁਰਾ ਹਾਲ ਮੇਰਾ ਸਰੀਰ ਟੁੱਟ ਰਿਹਾ ਮੈਂ ਹੱਦ ਹੋ ਗਈ ਟੈਕਸੀ 'ਚ ਭਾਇਆ ਉਹਦੇ ਨਾਲ ਦੇ ਸਾਥੀ ਨੇ ਲੈ ਆਂਦਾ ਡਾਕਟਰ ਦੇ ਨਾਲ ਗੱਲ ਕੀਤੀ ਡਾਕਟਰ ਨੂੰ ਬੁਲਾ ਲਿਆ ਜਦੋਂ ਡਾਕਟਰ ਨੇ ਚੈੱਕ ਕੀਤਾ ਉਹੀ ਗੱਲ ਵੀ ਉਹਨੂੰ 104 ਬੁਖਾਰ ਉਹਦਾ ਮਨ ਮਨੋਦਸ਼ਾ ਉਹਦੀ ਇਦਾਂ ਦੀ ਕਿ ਲੋਕਾਂ ਨੇ ਜੋ ਕਹਿਤਾ ਐਸਾ ਗਹਿਰਾ ਪ੍ਰਭਾਵ ਉਹਦੇ ਮਨ ਤੇ ਪੈ ਗਿਆ 104 ਵਕਾਰ ਹੋ ਗਿਆ ਡਾਕਟਰ ਹੈਰਾਨ ਘਰ ਵਾਲੀ ਹੈਰਾਨ ਨੌਕਰ ਹੈਰਾਨ ਵੀ ਇਹ ਬਣਿਆ ਕੀ ਇਹ ਤੇ ਸੱਚਮੁੱਚ ਬਿਮਾਰ ਹੋ ਗਿਆ ਇਹ ਬਣਿਆ ਕੀ ਉਸ ਵੇਲੇ ਫਿਰ ਉਹ ਬੰਦੇ ਨੇ ਜਦੋਂ ਵੇਖਿਆ ਵੀ ਡਾਕਟਰ ਨੂੰ ਕਿਹਾ ਤੂੰ ਜਾ ਹੁਣ ਉਹਨੂੰ ਕਹਿੰਦੇ ਖੜਾ ਹੋ ਤੈਨੂੰ ਕੋਈ ਬੁਖਾਰ ਨਹੀਂ ਉਹ ਕਹਿੰਦਾ ਇਹ ਕਿਵੇਂ ਕਹਿੰਦੇ ਆਹ ਸਾਰਾ ਸਾਡਾ ਪਲਾਨ ਕੀਤਾ ਹੋਇਆ ਸੀ ਐਦਾਂ ਐਦਾਂ ਹੋਈ ਸੀ ਆ ਵੇਖ ਹੁਣ ਤੈਨੂੰ ਬੁਖਾਰ ਪਰ ਤੈਨੂੰ ਕੋਈ ਬੁਖਾਰ ਨਹੀਂ ਤੂੰ ਸੋਚ ਲਿਆ ਤੈਨੂੰ ਬੁਖਾਰ ਤੇਰੇ ਸਰੀਰ ਨੇ ਉਸੇ ਤਰ੍ਹਾਂ ਐਕਸ਼ਨ ਕੀਤਾ ਤੇਰਾ ਸਰੀਰ ਉਵੇਂ ਉਵੇਂ ਕਰਦਾ ਜੇ ਸਟਰੋਂਗ ਹੋ ਕੁਛ ਨਹੀਂ ਤੈਨੂੰ ਹੋਇਆ ਬਿਲਕੁਲ ਤੂੰ ਠੀਕ ਹੈ ਜਦੋਂ ਐਦਾਂ ਗੱਲ ਕੀਤੀ 5-10 ਮਿੰਟਾਂ ਬਾਅਦ ਆਪਣੇ ਆਪ ਉਹਦਾ ਬੁਖਾਰ ਲੈ ਗਿਆ ਕਿਉਂਕਿ ਉਹਨੂੰ ਮੈਸੇਜ ਇਦਾਂ ਦਾ ਦਿੱਤਾ ਉਹ ਸਮਝ ਹੀ ਇਹ ਲੱਗ ਗਿਆ ਵੀ ਮੈਂ ਬਹੁਤ ਬਿਮਾਰ ਆ ਲੋਕ ਕਹਿ ਰਹੇ 5 10 20 ਨੇ ਕਹਿਤਾ ਤੂੰ ਬਹੁਤ ਬਿਮਾਰ ਹੈ ਤੇ ਬੰਦਾ ਆਪਣੇ ਆਪ ਨੂੰ ਬਿਮਾਰ ਸਮਝਣ ਲੱਗ ਪੈਂਦਾ ਬੰਦਾ ਲੋਕੀ ਕਹਿੰਦੇ ਤੂੰ ਠੀਕ ਹੈ ਮਨ ਕਹਿੰਦਾ ਇਸੇ ਕਰਕੇ ਕਈ ਵਾਰੀ ਮੈਂ ਇੱਥੇ ਕਈ ਮਿਲਣ ਵਾਲੇ ਆਉਣਗੇ ਬੱਚੇ ਨੂੰ ਮਿਲਾਣਗੇ ਇਹ ਤੇ ਜੀ ਬਿਮਾਰ ਹੀ ਰਹਿੰਦਾ ਮੈਂ ਉਸੇ ਵੇਲੇ ਟੋਕਦਾ ਜਦੋਂ ਵੀ ਮੇਰੇ ਸਾਹਮਣੇ ਕੋਈ ਇਹ ਕਹਿ ਦੇ ਵੀ ਆ ਬੱਚਾ ਸਾਡਾ ਢਿੱਲਾ ਹੀ ਰਹਿੰਦਾ ਮੈਂ ਉਸੇ ਵੇਲੇ ਕਹਿੰਦਾ ਇਹਦੇ ਕੰਨਾਂ ਤੱਕ ਇਹ ਆਵਾਜ਼ ਨਾ ਜਾਣ ਦੇ ਜਦੋਂ ਤੂੰ ਇਹ ਲਫ਼ਜ਼ ਕਹਿ ਰਿਹਾ ਨਾ ਮਾਂ ਪਿਓ ਕਈ ਵਾਰੀ ਆਪਾਂ ਆਪਾਂ ਅਸਲ ਵਿੱਚ ਅਨਪੜ ਮਾਪੇ ਆ ਮਾਫ ਕਰਨਾ ਆਪਾਂ ਜਿਹੜੇ ਲੋਕ ਆ ਆਪਾਂ ਅਨਪੜ ਮਾਪੇ ਆ ਸਾਨੂੰ ਇਸ ਟੌਪਿਕ ਦੇ ਉੱਤੇ ਸੋਚਣ ਦਾ ਸਾਨੂੰ ਬਾਹਰਲੇ ਦੇਸ਼ਾਂ 'ਚ ਲੋਕ ਸੋਚਦੇ ਆ ਬਾਹਰਲੇ ਦੇਸ਼ਾਂ ਦੇ ਵਿੱਚ ਮਾਪੇ ਬੱਚੇ ਸਾਹਮਣੇ ਨਹੀਂ ਕਹਿੰਦੇ ਵੀ ਇਹ ਬਿਮਾਰ ਹੈ ਇਹ ਠੀਕ ਨਹੀਂ ਰਹਿੰਦਾ ਇਹ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹਦੇ ਮਾਈਂਡ ਨੇ ਸੇਵ ਕਰ ਲੈਣੇ ਨੇ ਆ ਲਫ਼ਜ਼ ਤੁਸੀਂ ਜਿਹੜੇ ਬੱਚੇ ਨੂੰ ਹਰ ਵੇਲੇ ਇਦਾਂ ਕਹਿੰਦੇ ਢਿੱਲਾ ਹੀ ਰਹਿੰਦਾ ਜਦੋਂ ਦਾ ਜੰਮਿਆ ਨਾ ਢਿੱਲਾ ਹੀ ਹੈ ਜਦੋਂ ਦਾ ਜੰਮ ਮਾਂ ਕਹੀ ਜਾਂਦੀ ਹੈ ਪਿਓ ਉਹ ਬੱਚੇ ਨੂੰ ਕੋਈ ਦੁਨੀਆ ਦਾ ਡਾਕਟਰ ਠੀਕ ਨਹੀਂ ਕਰ ਸਕਦਾ ਉਹਨੇ ਢਿੱਲਾ ਹੀ ਰਹਿਣਾ ਉਹਨੂੰ ਕੋਈ ਨਹੀਂ ਠੀਕ ਕਰ ਸਕਦਾ ਜਿਹੜੇ ਬੱਚੇ ਤੁਸੀਂ ਇਹ ਲਫ਼ਜ਼ ਕਹਿਣਾ ਬੱਚੇ ਦੇ ਕੋਲ ਛੱਡੋ ਵੀ ਇਹ ਬੱਚਾ ਬਿਮਾਰ ਰਹਿੰਦਾ ਹੈ ਇੱਕ ਲਫ਼ਜ਼ ਕਿਹਾ ਕਰੋ ਇਹਨੂੰ ਤੇ ਕਦੇ ਕੁਝ ਨਹੀਂ ਘੋੜੇ ਵਰਗਾ ਫਿਰ ਸਾਡੇ ਵਾਲਾ ਹੋਰ ਕਿਤੇ ਨਜ਼ਰ ਹੀ ਨਾ ਲੱਗ ਜੇ ਆ ਪੁੱਠਾ ਇੱਕ ਜੇ ਐ ਕਹਿਤਾ ਚੰਗੇ ਭਲੇ ਨੂੰ ਇਹ ਨਹੀਂ ਕਹਿਣਾ ਵੀ ਨਾ ਨਾ ਨਾ ਨਾ ਨਜ਼ਰ ਲੱਗ ਜਾਂਦੀ ਭਾਈ ਇਹ ਨਹੀਂ ਕਹਿਣਾ ਚੰਗਾ ਭਲਾ ਵੀ ਹੋਵੇ ਤਾਂ ਵੀ ਫਿਰ ਆਪਾਂ ਇਦਾਂ ਹੀ ਕਹੀਏ ਪਰ ਬੱਚੇ ਦਾ ਮਾਈਂਡ ਸੇਵ ਕਰਦਾ ਪਿਆਰਿਓ ਤੁਸੀਂ ਕਿਸੇ ਬੱਚੇ ਨੂੰ ਨਾ ਆਪ ਇੰਨਾ ਦਿਨਾਂ 'ਚ ਹੀ ਬਿਮਾਰ ਹੁੰਦਾ ਹੈ ਇਹ ਨਾ ਪੱਕਾ ਹੈ ਵੀ ਜੂਨ ਦੇ ਮਹੀਨੇ ਨਾਲ ਇਹ ਬਿਮਾਰ ਹੀ ਹੋ ਜਾਂਦਾ ਤੇ ਤੁਸੀਂ ਵੇਖੋਗੇ 2-4 ਸਾਲਾਂ ਬਾਅਦ ਉਹ ਹਰ ਸਾਲ ਉਹਨਾਂ ਡੇਟਾਂ 'ਚ ਹੀ ਬਿਮਾਰ ਹੁੰਦਾ ਉਹਦਾ ਮਾਈਂਡ ਸੇਵ ਕਰਦਾ ਹੈ ਜਿਹੜੇ ਅਸੀਂ ਸ਼ਬਦ ਬੋਲਦੇ ਆ ਆਲੇ ਦੁਆਲੇ ਅਸੀਂ ਉਹ ਚੀਜ਼ਾਂ ਸੇਵ ਕਰਨ ਲੱਗ ਜਾਂਦੇ ਆ ਤੇ ਆਪਣੇ ਆਪ ਨੂੰ ਉਹੀ ਸਮਝਣ ਲੱਗ ਜਾਂਦੇ ਆ ਗੱਲ ਇਹ ਕਹਿ ਰਿਹਾ ਸੂਰੀ ਤੋਂ ਉਦਾਹਰਣ ਦੇ ਰਿਹਾ ਬਿਮਾਰ ਹੈ ਜੀ ਬਿਮਾਰ ਹੈ ਅੱਜ ਪ੍ਰੋਫੈਸਰ ਸਾਹਿਬ ਬਿਮਾਰ ਨੇ ਪ੍ਰੋਫੈਸਰ ਸਾਹਿਬ ਬਿਮਾਰ ਨੇ ਪ੍ਰੋਫੈਸਰ ਸਾਹਿਬ ਸੱਚਮੁੱਚ ਹੀ ਸਮਝਣ ਲੱਗ ਗਏ ਵੀ ਮੈਂ ਬਿਮਾਰ ਹਾਂ ਤੇ ਬਾਡੀ ਵੀ ਉਹਦੀ ਉਧਰ ਹੀ ਚੱਲਦੀ ਤੇ ਜਦੋਂ ਸਾਡੇ ਵਰਗਿਆਂ ਨੂੰ ਕਹਿੰਦਾ ਗੁਰਮੁਖ ਰੂਹ ਹੈ ਬਹੁਤ ਗੁਰਮੁਖ ਰੂਹ ਹੈ ਬਹੁਤ ਗੁਰਮੁਖ ਰੂਹ ਹੈ ਤੇ ਸਾਡੇ ਵਰਗੇ ਕਮਲੇ ਆਪਣੇ ਆਪ ਨੂੰ ਗੁਰਮੁਖ ਸਮਝਣ ਲੱਗ ਜਾਂਦੇ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਵੇਖਣਾ ਕੀ ਸੀ ਰਿਐਲਿਟੀ ਅਸਲ ਨਾਨਕ ਸੇ ਅੱਖੜੀਆਂ ਵਿਅਨ ਅਸੀਂ ਲੋਕਾਂ ਦੀਆਂ ਅੱਖਾਂ ਨਾਲ ਆਪਣੇ ਆਪ ਨੂੰ ਵੇਖ ਰਹੇ ਲੋਕਾਂ ਦੀਆਂ ਅੱਖਾਂ ਨਾਲ ਵੀ ਲੋਕੀ ਕੀ ਵੇਖਦੇ ਐ ਲੋਕੀ ਕੀ ਸੋਚਦੇ ਐ ਜਿੱਦਾਂ ਦੇ ਲੋਕੀ ਮੈਨੂੰ ਵੇਖਦੇ ਐ ਸ਼ਾਇਦ ਮੈਂ ਉਦਾਂ ਨਹੀਂ ਐ ਸੰਸਾਰ ਮੈਨੂੰ ਕਿਹੜੀਆਂ ਨਜ਼ਰਾਂ ਨਾਲ ਵੇਖਦਾ ਐ ਸ਼ਾਇਦ ਮੈਂ ਉਦਾਂ ਨਹੀਂ ਆ ਇਹ ਭਰਮ ਪਾਲ ਲਿਆ ਤੇ ਵੇਖਣਾ ਇਹ ਸੀ ਸੁਰਤ ਦੀ ਅੱਖ ਨਾਲ ਪਰ ਉਹ ਉਹ ਵਿਚਾਰਵਾਨ ਹੋਵੇ ਉਹ ਜਿਹੜੀ ਅੱਖ ਨੇ ਵੇਖਣਾ ਹੈ ਨਾ ਉਹ ਅੱਖ ਤੇਰੀ ਦੀ ਤੇਰਾ ਅੱਖ 'ਚ ਮੋਤੀਆ ਨਾ ਹੋਵੇ ਤੇਰੀ ਸੁਰਤ ਮਾਈਂਡ ਡਿਵੈਲਪ ਹੋਇਆ ਹੋਵੇ ਉਹ ਅਕਲ ਵਾਲੀ ਹੋਵੇ ਉਹਨੇ ਫਿਰ ਦੱਸਣਾ ਹੈ ਵੀ ਤੂੰ ਹੈ ਕੀ ਇਹ ਤੇ ਕਬੀਰ ਸਾਹਿਬ ਵਰਗੇ ਕਿੱਥੇ ਪਹੁੰਚੇ ਹੋਏ ਕਬੀਰ ਸਭ ਤੇ ਹਮ ਬੁਰੇ ਇਹ ਗੱਲ ਕਿਤੇ ਸੌਖੀ ਹੈ ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਮੇਰਿਆ ਤੇਰੇ ਨਾਲੋਂ ਸਾਰੇ ਚੰਗੇ ਸਾਰਿਆਂ ਤੋਂ ਮਾੜਾ ਮਨਾ ਮੇਰਿਆ ਤੇਰੇ ਨਾਲੋਂ ਸਾਰੇ ਚੰਗੇ ਨਿਰਵੈ ਤੋ ਸਾਰੇ ਤੋਂ ਮਾੜਾ ਵਾਹ ਓਏ ਮਾੜਾ ਮਨਾ ਮੇਰਿਆ ਮਾੜਾ ਮਨਾ ਮੇਰਿਆ ਤੇਰੇ ਨਾਲੋਂ ਸਾਰੇ ਚੰਗੇ ਸਾਰੇ ਤੋਂ ਮਾੜਾ ਮਨਾ ਮੇਰਿਆ ਤੇਰੇ ਤੇਰੇ ਨਾਲ ਸਾਰੇ ਤੇਰੇ ਪਾਣੀ ਖੜੀ ਤੇਰੇ ਨਾਲ ਸਾਰੇ ਤੁਲਨਾ ਕੋਈ ਸ਼ਬਦਾਂ ਦੀ ਨਹੀਂ ਹੁੰਦੀ ਬੜੀ ਦੁਨੀਆ ਸ਼ਬਦ ਬੜੇ ਸੋਹਣੇ ਅਸੀਂ ਤੇ ਜੀ ਧੂੜਾ ਅਸੀਂ ਤੇ ਜੀ ਪਾਪੀਆਂ ਅਸੀਂ ਤੇ ਜੀ ਮੂਰਖਾਂ ਇਹ ਸ਼ਬਦ ਹੁੰਦੇ ਐ ਪਰ ਅਸਲ ਗੱਲ ਐ ਵੀ ਗਹਿਰੇ ਤਲ ਦੇ ਉੱਤੇ ਅਸੀਂ ਇਸ ਭਾਵ ਨੂੰ ਸਮਝੀਏ ਇਹ ਸਾਡੇ ਅੰਦਰ ਹੋਣਾ ਚਾਹੀਦਾ ਸਭ ਕੁਝ ਜਾਣ ਕੇ ਵੀ ਆਪਣੇ ਆਪ ਨੂੰ ਅਣਜਾਣ ਰਹਿਣਾ ਜੋ ਰਿਐਲਿਟੀ ਐ ਜੋ ਸਚਾਈ ਐ ਉੱਥੇ ਆਉਣਾ ਜਿੰਨਾ ਮਰਜ਼ੀ ਕੋਈ ਜਾਣ ਲਵੇ ਉਹ ਤੇ ਫਿਰ ਵੀ ਕਹੇਗਾ ਅਣਜਾਣ ਹੀ ਆ ਕਿਉਂਕਿ ਜਾਣਨ ਨੂੰ ਅਜੇ ਬਹੁਤ ਕੁਝ ਪਿਆ ਜੇ ਤੇ ਕੁਝ ਵੀ ਨਹੀਂ ਜਾਣਿਆ ਵੱਡੇ ਤੋਂ ਵੱਡੇ ਜਿੰਨੇ ਵੀ ਸੋ ਇਸ ਕਰਕੇ ਆਪਣੇ ਆਪ ਨੂੰ ਕਿਉਂਕਿ ਪਤਾ ਇੱਕ ਨਾ ਇੱਕ ਦਿਨ ਲੱਗ ਜਾਂਦਾ ਹੈ ਬੰਦਾ ਅਸਲ ਵਿੱਚ ਹੈ ਕੀ ਇਤਿਹਾਸ ਆਪਾਂ ਪੜ੍ਹਦੇ ਆ ਨਾ ਵੇਖੋ ਇੱਕ ਨੇ ਗੁਰੂ ਅਰਜਨ ਦੇਵ ਮਹਾਰਾਜ ਇੱਕ ਰਾਮਾ ਭਾਈ ਰਾਮ ਗੁਰੂ ਸਭ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਾਫ ਕਰਤਾ ਭਾਈ ਜੇਠਾ ਜੀ ਤੇ ਭਾਈ ਰਾਮਾ ਜੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀਆਂ ਦੋ ਸੁਪੁੱਤਰੀਆਂ ਇੱਕ ਬੀਬੀ ਦਾਨੀ ਇੱਕ ਬੀਬੀ ਪਾਨੀ ਬੀਬੀ ਦਾਨੀ ਦਾ ਵਿਆਹ ਹੋਇਆ ਭਾਈ ਰਾਮਾ ਜੀ ਦੇ ਨਾਲ ਤੇ ਛੋਟੀ ਸੁਪੁੱਤਰੀ ਦਾ ਵਿਆਹ ਹੋਇਆ ਭਾਈ ਜੇਠਾ ਜੀ ਦੇ ਨਾਲ ਬਾਅਦ ਵਿੱਚ ਕੌਣ ਬਣੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਹੁਣ ਭਾਈ ਜੇਠਾ ਜੀ ਦੇ ਨਾਲ ਸ਼ਾਦੀ ਹੋਈ ਦੋਵੇਂ ਦਾਮਾਦ ਨੇ ਗੁਰੂ ਘਰ ਦੇ ਦਾਮਾਦ ਤੇ ਭਾਈ ਰਾਮਾ ਜੀ ਪਹਿਲਾਂ ਦੇ ਵਿਆਹੇ ਹੋਏ ਐ ਭਾਈ ਜੇਠਾ ਜੀ ਦੀ ਸ਼ਾਦੀ ਬਾਅਦ ਚ ਹੋਈ ਐ ਭਾਈ ਜੇਠਾ ਜੀ ਜਦੋਂ ਸੇਵਾ ਕਰਦੇ ਐ ਨਾ ਭੱਜ ਭੱਜ ਕੇ ਭੱਜ ਭੱਜ ਕੇ ਸੇਵਾ ਕਰਦੇ ਐ ਤੇ ਭਾਈ ਜੇਠਾ ਜੀ ਦੀ ਸਾਰੀ ਸੰਗਤ ਸਿਫਤ ਕਰਦੀ ਐ ਕਿਉਂਕਿ ਇੱਕ ਗੱਲ ਅੱਗੇ ਵੀ ਦੀਵਾਨ ਵਿੱਚ ਕਹੀ ਸੀ ਵੀ ਜਿਹੜਾ ਬੰਦਾ ਵਲੰਟੀਅਰ ਬਣ ਜਾਂਦਾ ਹੈ ਉਹ ਬੰਦੇ ਦੀ ਸਿਫਤ ਬਹੁਤ ਹੋਏਗੀ ਕੁਦਰਤੀ ਗੱਲ ਹੈ ਇੱਕ ਬੰਦੇ ਸਾਡੇ ਚੋਂ ਆ ਆਮ ਤੁਸੀਂ ਇਹ ਨੋਟ ਕਰਕੇ ਵੇਖੋ ਵੈਸੇ ਦੀਵਾਨ 'ਚ ਗੱਲ ਹੋਈ ਹੈ ਪਹਿਲਾਂ ਕਲਿੱਪ ਵੀ ਆਇਆ ਹੈ ਵੀ ਕਈ ਬੰਦੇ ਇਦਾਂ ਦੇ ਹੁੰਦੇ ਆ ਜਿਹੜੇ ਨਾ ਸੇਵਾ ਕਰਾਉਣੀ ਚਾਹੁੰਦੇ ਆ ਕਿਸੇ ਵੀ ਰਿਸ਼ਤੇਦਾਰੀ 'ਚ ਜਾਇਓ ਤੁਸੀਂ ਅੱਜ ਹੀ ਕਿਸੇ ਰਿਸ਼ਤੇਦਾਰੀ 'ਚ ਜਾਓ ਤੇ ਜਾ ਕੇ ਨਾ ਬਸ ਮੰਜੇ ਤੇ ਬੈਠੇ ਰਹੋ ਅਗਲਾ ਇੱਕ ਤੇ ਵਿਆਹ ਵਿੱਚ ਬਿਜੀ ਹੈ ਇੱਕ ਫਿਰ ਅਗਲਾ ਕਹਿੰਦਾ ਹਾਂ ਬਈ ਸਾਨੂੰ ਲਿਆਓ ਇੱਥੇ ਚਾਹ ਪਾਣੀ ਆ ਨਹੀਂ ਸੇਵਾ ਮੇਰੀ ਆ ਨਹੀਂ ਕੀਤੀ ਮੈਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਮੈਨੂੰ ਆ ਖਵਾਓ ਆ ਕਰੋ ਆ ਕਰੋ ਸਾਡਾ ਧਿਆਨ ਦਿਓ ਇੱਕ ਬੰਦੇ ਉਹ ਹੁੰਦੇ ਆ ਕਿ ਚਾਹ ਪਾਣੀ ਇੱਕ ਵਾਰੀ ਪੀ ਲਿਆ ਮੁੜ ਕੇ ਕਹਿੰਦੇ ਪਰੇ ਹਟੋ ਯਾਰ ਆਪਣਾ ਘਰ ਹੈ ਅਸੀਂ ਇੱਥੇ ਬਗਾਨੇ ਆ ਕੋਈ ਸਾਨੂੰ ਤੁਸੀਂ ਸੇਵਾ ਸਾਡੀ ਕਾਦੀ ਸੇਵਾ ਕਰਨੀ ਅਸੀਂ ਕਰਦੇ ਆ ਨਾਲ ਅਸੀਂ ਕਿਸੇ ਦੇ ਵਿਆਹ ਵਿੱਚ ਆਏ ਆ ਅਸੀਂ ਭੱਜ ਭੱਜ ਕੇ ਆਪ ਸਾਰਾ ਕੰਮ ਕਰੀਏ ਸੇਵਾ ਕਰੀਏ ਸਾਰੇ ਵਿਆਹਾਂ ਵਿਆਹ ਚ ਆਏ ਬੰਦੇ ਭੁੱਲ ਜਾਣਗੇ ਪਰ ਜਿਹੜੇ ਬੰਦੇ ਨੇ 4 ਦਿਨ ਆਪਣੀ ਭੈਣ ਦੇ ਵਿਆਹ ਵਾਂਗੂ ਕੰਮ ਕੀਤਾ ਹੈ ਵੀ ਮੇਰੇ ਮੇਰੇ ਘਰ ਚ ਜਿੱਦਾਂ ਕਾਰਜ ਹੈ ਉਸ ਬੰਦੇ ਨੂੰ ਕੋਈ ਨਹੀਂ ਭੁੱਲਦਾ ਕੋਈ ਨਹੀਂ ਭੁੱਲਦਾ ਇੱਥੇ ਤੁਸੀਂ ਲੰਗਰ ਚ ਆਏ ਹੋ ਸੇਵਾ ਕਰਦੇ ਹੋ ਤੁਹਾਡੇ ਚ ਕਈ ਬੰਦੇ ਇਦਾਂ ਦੇ ਆ ਜਿਹੜੇ ਹਰ ਐਤਵਾਰ ਆਉਂਦੇ ਆ ਨੋਟ ਕਰਿਓ ਵੇਖਿਓ ਹਰ ਐਤਵਾਰ ਆਉਂਦੇ ਆ ਐਤਵਾਰ ਆ ਕੇ ਇੱਥੇ ਦੀਵਾਨ ਸੁਣ ਲਿਆ ਜਾ ਕੇ ਉਹਨਾਂ ਨੇ ਘੰਟਾ ਲੰਗਰ 'ਚ ਸੇਵਾ ਕਰਨੀ ਹੈ ਜਾਂ ਕੋਈ ਸਫਾਈ ਕਰਨ ਲੱਗ ਜਾਂਦੇ ਐ ਵੀ ਘੰਟਾ ਟਾਈਮ ਹੈ ਯਾਰ ਆਏ ਆ ਤਾਂ ਚਲੋ ਸੇਵਾ ਭਾਂਡੇ ਮਾਂਜੀ ਜਾਣਗੇ ਤੁਸੀਂ ਨੋਟ ਕਰਕੇ ਵੇਖਿਓ ਕਿ ਇੱਥੋਂ ਦੇ ਕਈ ਬੰਦੇ ਉਹਨਾਂ ਬੰਦਿਆਂ ਨੂੰ ਜਾਣਦੇ ਹੋਣਗੇ ਵੀ ਆਹ ਬੰਦਾ ਬਹੁਤ ਚੰਗਾ ਹੈ ਆ ਕੇ ਝਾੜੂ ਚੱਕ ਲੈਂਦਾ ਸੇਵਾ ਕਰਦਾ ਇੱਕ ਉਹ ਹੈ ਇਦਾਂ ਦੇ ਵੀ ਆਉਂਦੇ ਐ ਵੀ ਜਿੱਥੇ ਬਹਿ ਗਿਆ ਉੱਥੇ ਉਹਨੇ ਪੱਖਾ ਛੱਡ ਲੈਣਾ ਹੈ ਪੱਖਾ ਚਲਾ ਲਿਆ ਮੁੜ ਕੇ ਉਹਨੇ ਸੁੱਚ ਨਹੀਂ ਬੰਦ ਕਰਕੇ ਜਾਣੀ ਸਾਰੇ ਫਾਰਿਆਂ ਨੂੰ ਪਤਾ ਵੀ ਇਹ ਵਿਹਲੜ ਬੰਦਾ ਬਸ ਇਹ ਇੱਥੇ ਬੈਠੂ ਇੱਥੇ ਪੰਜ ਚਾਰ ਨੂੰ ਹੋਰ ਵਾਲੂ ਗੱਲਾਂ ਬਾਤਾਂ ਜੀਆਂ ਕਰਕੇ ਉਹ ਗਿਆ ਉਹ ਗਿਆ ਉਹਦਾ ਵੀ ਪਤਾ ਲੱਗ ਗਿਆ ਜਿਹੜਾ ਬੰਦਾ ਜ਼ਿੰਮੇਵਾਰੀ ਨਿਭਾਉਂਦਾ ਹੈ ਨਾ ਆਪਣੇ ਆਪ ਸਮਝਦਾ ਹੈ ਵੀ ਇੱਥੇ ਬੈਠ ਕੇ ਮੈਂ ਤੇ ਐਗਜ਼ਾਮਪਲ ਦੇ ਰਿਹਾ ਕਿਤੇ ਤੁਸੀਂ ਹੁਣ ਇਹ ਕਹੋ ਵੀ ਹੁਣ ਅਸੀਂ ਜੀ ਝਾੜੂ ਚੱਕ ਲਈ ਪਤਾ ਨਹੀਂ ਸਾਨੂੰ ਇਹ ਕਹਿ ਰਹੇ ਨੇ ਵੀ ਇੰਨਿਆਂ ਨੂੰ ਝਾੜੂ ਚੱਕਣ ਦੀ ਲੋੜ ਨਹੀਂ ਝਾੜੂ ਇੰਨਿਆਂ ਦਾ ਤਾਂ ਝਾੜੂ ਹੀ ਨਹੀਂ ਹੋਣਾ ਵੀ ਉੱਤੇ ਇੰਨਾਂ ਨੂੰ ਫੇਰਨ ਦੀ ਲੋੜ ਨਹੀਂ ਕਹਿਣ ਦਾ ਭਾਵ ਇਹ ਹੈ ਕਿ ਤੁਸੀਂ ਕਿਤੇ ਵੀ ਜਾ ਕੇ ਘਰ ਦਾ ਕੰਮਕਾਰ ਸੰਭੋ ਕਰੋ ਜਿਹੜੀ ਘਰ ਵਾਲੀ ਦੇ ਨਾਲ ਘਰ ਵਾਲਾ ਕੰਮ ਕਰਾਂਦਾ ਹੈ ਸੋਚਿਓ ਜਿਹੜੀ ਘਰ ਵਾਲੀ ਦੇ ਨਾਲ ਉਹਦੇ ਘਰ ਵਾਲਾ ਕਹਿੰਦਾ ਵੀ ਤੂੰ ਐ ਕਰ ਨਿਆਣੇ ਨੂੰ ਤੂੰ ਕੱਪੜੇ ਕੁੱਪੜੇ ਲਾ ਤੂੰ ਇਹਨੂੰ ਸਾਂਭ ਦੇ ਇਹਦੇ ਚ ਲੂਣ ਮਿਰਚ ਪਾ ਜਾ ਕੜਛੀ ਮੈਂ ਆਪੇ ਮਾਰ ਲੈਂਦਾ ਤੂੰ ਤੂੰ ਨੂਨ ਮਰਚ ਪਾ ਦੇ ਮੈਂ ਬੈਠਾ ਖੜਾ ਹੀ ਆ ਮੈਂ ਵਿਹਲਾ ਹੀ ਖੜਾ ਮੈਂ ਕੜਛੀ ਮਾਰ ਦਿੰਦਾ ਤੂੰ ਆਪਣਾ ਕਰ ਲੈ ਤੂੰ ਬੱਚੇ ਨੂੰ ਸਾਂਭ ਲੈ ਜਾਂ ਤੂੰ ਐ ਕਰ ਤੂੰ ਕੜਛੀ ਮਾਰੀ ਚੱਲ ਮੈਂ ਨਿਆਣੇ ਨੂੰ ਮੈਂ ਕੱਪੜੇ ਤੇ ਲਵਾਉਣੇ ਨੇ ਮੈਂ ਲਵਾ ਕੇ ਚੇਂਜ ਮੈਂ ਕਰਾ ਦਿੰਦਾ ਮੈਂ ਵਿਹਲਾ ਹੀ ਬੈਠਾ ਤੁਸੀਂ ਇਹ ਵੇਖਿਓ ਉਹ ਘਰ ਵਾਲੀ ਕਹਿੰਦੀ ਵੇ ਉਹੋ ਜਾ ਤੇ ਮੈਨੂੰ ਹਰੇਕ ਜਨਮ 'ਚ ਮਿਲੇ ਤੇ ਸਾਡੇ ਵਾਲੇ ਹੁਣ ਪਤਾ ਕੀ ਕਹਿਣਗੇ ਲੈ ਹੁਣ ਰਸੋਈ 'ਚ ਕੜਛੀ ਫੇਰੀ ਸੀ ਹੈ ਨਾ ਨਾ ਜਨਾਨੀਆਂ ਵਾਲੇ ਕੰਮ ਕਰੀਏ ਤੇ ਜਨਾਨੀਆਂ ਜਦੋਂ ਬੰਦਿਆਂ ਵਾਲੇ ਕੰਮ ਕਰਦੀਆਂ ਨੇ ਉਦੋਂ ਬਈ ਜਦੋਂ ਜਨਾਨੀਆਂ ਮੱਝਾਂ ਮੱਝਾਂ ਧਾਰਾਂ ਕੱਢਦੀਆਂ ਨੇ ਉਦੋਂ ਸੋਚ ਵੇਖੋ ਕਿਦਾਂ ਦੀ ਹੈ ਜਦੋਂ ਬੀਬੀ ਧਾਰ ਕੱਢ ਸਕਦੀ ਹੈ ਬੀਬੀਆਂ ਬੰਦਿਆਂ ਵਾਲੇ ਕਿੰਨੇ ਕੰਮ ਕਰਦੀਆਂ ਨੇ ਸਾਡੇ ਆਮ ਘਰਾਂ ਦੇ ਵਿੱਚ ਬੀਬੀਆਂ ਮੱਝਾਂ ਦੇ ਕੰਮ ਵੀ ਕਰ ਲੈਂਦੀਆਂ ਆਟਾ ਆਟੇ ਵਾਲਾ ਵੀ ਸਾਰਾ ਆਪ ਸਮਾਨ ਖਰੀਦ ਕੇ ਵੀ ਲੈ ਆਉਂਦੀਆਂ ਜਦੋਂ ਬੀਬੀਆਂ ਬੰਦਿਆਂ ਵਾਲਾ ਕੰਮ ਕਰ ਸਕਦੀਆਂ ਭਾਵ ਇਹ ਮੇਰੀ ਗੱਲ ਨੂੰ ਸਮਝਿਓ ਵੀ ਉਸ ਭੈਣ ਨੇ ਕਹਿਣਾ ਹੈ ਇੱਕ ਉਹ ਹੈ ਉਧਰੋਂ ਤੇ ਮੁੰਡਾ ਆ ਜਾਂਦਾ ਹੈ ਉਧਰੋਂ ਘਰ ਵਾਲਾ ਆ ਜਾਂਦਾ ਹੈ ਉਧਰੋਂ ਬੇਬੇ ਬਾਪੂ ਆ ਜਾਂਦੇ ਨੇ ਉਹ ਕਹਿੰਦੇ ਚਾਹ ਲਿਆ ਦੇ ਉਹ ਕਹਿੰਦੇ ਮੈਨੂੰ ਵੀ ਕੱਪੜੇ ਲਾ ਦੇ ਉਹ ਕੋ ਕਹੀ ਜਾਂਦਾ ਮੈਨੂੰ ਕਿਉਂ ਨਹੀਂ ਹੁਣ ਤੱਕ ਨਿੰਬੂ ਵਾਲਾ ਪਾਣੀ ਲਿਆ ਕੇ ਉਹ ਅੱਡ ਰੋਹ ਮਾਰਦਾ ਹੁੰਦਾ ਉਹ ਫਿਰ ਬੀਬੀ ਵਿਚਾਰੀ ਫਸੀ ਹੋਈ ਏ ਉੱਥੇ ਟੱਬਰ ਦੇ ਵਿੱਚ ਇਹ ਕਹਿੰਦੀ ਵੀ ਕਿੱਥੇ ਟੱਕਰ ਗਏ ਮੈਨੂੰ ਸਾਰੇ ਦੂਤ ਚੰਬੜ ਗਏ ਮੈਨੂੰ ਉਧਰੋਂ ਸੱਸ ਸਹੁਰਾ ਕਹਿੰਦੇ ਆ ਲਿਆ ਕੇ ਦੇ ਉਧਰੋਂ ਘਰ ਵਾਲਾ ਕਹਿੰਦਾ ਤੂੰ ਆ ਲਿਆ ਕੇ ਦੇ ਉਧਰੋਂ ਨਿਕਾ ਜਾ ਨਹੀਂ ਠੱਕ ਟਿਕਣ ਦਿੰਦਾ ਐਡਾ ਕੀ ਹਜੇ ਹੁਣੀ ਦੰਗ ਕਰਦਾ ਨਿੱਕੇ ਨਿੱਕੇ ਬੱਚੇ ਤੇ ਜਦੋਂ ਅਸੀਂ ਇੱਕ ਗੱਲ ਧਿਆਨ ਨਾਲ ਸਮਝਿਓ ਕਿਰਪਾ ਕਰਕੇ ਜਦੋਂ ਅਸੀਂ ਘਰ ਦੇ ਵਿੱਚ ਇਦਾਂ ਸਮਝਦੇ ਆ ਨਾ ਵੀ ਮੈਂ ਇੱਥੇ ਪਰੌਣਾ ਨਹੀਂ ਆਇਆ ਮੈਂ ਰਿਸ਼ਤੇਦਾਰਾਂ ਵਾਂਗੂ ਇੱਥੇ ਕੁਰਸੀ ਤੇ ਬਹਿ ਗਿਆ ਅੱਗੇ ਟੀਵੀ ਲਾ ਲਿਆ ਸਾਹਮਣੇ ਆਪ ਇੱਥੇ ਬੈਠੇ ਹੁਕਮ ਚਾੜੀ ਜਾਣਾ ਚਾਹ ਆ ਜੇ ਆ ਲੈ ਕੇ ਆਓ ਆ ਕਰ ਲੋ ਵੀ ਇਹ ਹੁਕਮ ਚਾੜੀ ਜਾਣਾ ਮੈਂ ਵੀ ਮੇਰੇ ਕਿਹੜਾ ਟੁੱਟੇ ਨੇ ਖੜਾ ਹੋਵਾਂ 2 ਮਿੰਟ ਚ ਪੱਤੀ ਮਿੱਠਾ ਪਾ ਕੇ ਚਾਹ ਮੈਂ ਨਾਲੇ ਆਪਣੇ ਲਈ ਗਲਾਸ ਲੈ ਆਵਾਂ ਨਾਲੇ ਘਰ ਵਾਲੀ ਨੂੰ ਵੀ ਸਵੇਰ ਦੀ ਲੱਗੀਆਂ ਕੱਪ ਚਾਹ ਦਾ ਤੂੰ ਕੀ ਫਰਕ ਪੈਣਾ 5 ਮਿੰਟ ਲੱਗਣੇ ਨੇ ਜ਼ਿੰਮੇਵਾਰੀ ਨਿਭਾ ਕੇ ਵੇਖਿਓ ਉਹ ਘਰ ਵਾਲੀ ਹਾਂਜੀ ਹਾਂਜੀ ਕਰਦੀ ਕੀ ਬਾਤ ਇਹੋ ਜਿਹਾ ਬੰਦਾ ਜੇ ਬਣਾਉਣ ਲੱਗਿਆ ਦੋ ਕੱਪ ਬਣਾ ਲੇ ਵੀ ਇੱਕ ਮੈਂ ਪੀ ਲੈਣਾ ਲਾ ਤੂੰ ਸਵੇਰ ਦੀ ਲੱਗੀ ਹੈ ਵੇਖੋ ਤੇ ਸੀ ਕਰਕੇ ਜ਼ਿੰਮੇਵਾਰੀ ਜਦੋਂ ਬੰਦਾ ਨਿਭਾਉਂਦਾ ਨਾ ਉਹਦਾ ਸਤਕਾਰ ਹੁੰਦਾ ਹੀ ਕਈ ਬੰਦੇ ਇਦਾਂ ਦੇ ਦੁਨੀਆ ਵਿੱਚ ਹੁੰਦੇ ਐ ਜਿਹੜੇ ਸਤਕਾਰ ਖੋ ਕੇ ਲੈ ਜਾਂਦੇ ਐ ਸਤਕਾਰ ਖੋ ਲਈ ਜੀ ਕਰੇਗਾ ਤੁਹਾਡਾ ਵੀ ਇਹਦਾ ਸਤਕਾਰ ਕਰੀਏ ਭਾਵੇਂ ਉਹ ਦੁਸ਼ਮਣੀ ਹੋਵੇ ਤਾਂ ਵੀ ਮਨ ਕਰੇਗਾ ਵੀ ਯਾਰ ਬੰਦਾ ਜੋਗ ਹੈ ਇਹ ਸਤਕਾਰ ਦੇ ਜੋਗ ਹੈ ਤੁਸੀਂ ਚਾਹ ਕੇ ਵੀ ਉਸ ਬੰਦੇ ਦਾ ਵਿਰੋਧ ਨਹੀਂ ਕਰ ਸਕਦੇ ਇਦਾਂ ਦੇ ਬੰਦੇ ਹੁੰਦੇ ਆ ਮਾੜਾ ਜਿਹਾ ਬਸ ਇਹ ਖਿਆਲ ਕਰਨਾ ਸ਼ੁਰੂ ਕਰੋ ਆਪਣੇ ਆਪ ਹੀ ਵੇਖਿਓ ਆਲੇ ਦੁਆਲੇ ਤੁਹਾਡੇ ਪਰਿਵਾਰ ਵਿੱਚ ਰਿਸ਼ਤੇਦਾਰੀ ਵਿੱਚ ਜਿੱਥੇ ਵੀ ਕਈ ਬੰਦੇ ਕਈ ਬੰਦੇ ਆ ਜੀ ਇਦਾਂ ਆ ਸਾਡੇ ਨਾਲ ਹੁਣ ਕਈ ਵਾਰੀ ਆਪਣੇ ਜੱਥੇ 'ਚ ਸਿੰਘ ਆ ਮੰਨ ਲਓ ਸਾਡੇ ਕਈ ਇਦਾਂ ਦੇ ਆ ਜਿਹੜੇ ਭਾਂਡੇ ਰੱਖਣ ਰੱਖਣ ਵਾਲੇ ਆ ਪਰ ਕਈ ਸਭ ਤੋਂ ਪਹਿਲਾਂ ਅਸੀਂ ਹੁਣ ਕਿਸੇ ਦੇ ਘਰ ਜਾਂਦੇ ਆ ਤੇ ਉਹ ਕਮਰ ਕੱਸਾ ਕਰ ਲੈਂਦੇ ਆ ਚੱਲ ਮੈਂ ਪ੍ਰਸ਼ਾਦਾ ਨਾਲ ਲੱਗ ਕੇ ਵਰਤਾ ਦਿੰਦਾ ਤੂੰ ਖਾ ਲੈ ਬਹਿ ਜਾ ਲੇਟ ਹੁੰਦੇ ਆ ਮੈਂ ਬਾਅਦ ਚ ਖਾ ਲੂ ਮੈਂ ਉਸ ਉੱਥੇ ਜਾ ਕੇ ਛਕ ਲੂ ਮੈਨੂੰ ਨਹੀਂ ਲੋੜ ਕਈ ਇਦਾਂ ਦੇ ਬੰਦੇ ਉਹੋ ਜੇ ਬੰਦੇ ਜਿਹੜੇ ਨੇ ਜਿਹੜੇ ਆਪਣੇ ਆਪ ਸਤਕਾਰ ਖੋ ਕੇ ਲੈ ਜਾਂਦੇ ਇਦਾਂ ਨੋਟ ਕਰਕੇ ਦੇਖੋ ਇੱਥੇ ਕਈ ਬੰਦੇ ਇਦਾਂ ਦੇ ਆ ਮੰਨ ਲਓ ਵੀ ਇੱਕ ਬੰਦੇ ਨੂੰ ਤੁਸੀਂ ਇੱਕ ਕੰਮ ਵਾਸਤੇ ਰੱਖਿਆ ਉਹ ਇੱਕ ਕੰਮ ਆਪਣਾ ਹੀ ਨਹੀਂ ਕਰਦਾ ਕਈ ਤੇ ਆਪਣਾ ਵੀ ਨਹੀਂ ਕਰਦੇ ਵੀ ਮੈਨੂੰ 10000 ਤਨਖਾਹ ਮਿਲਦੀ ਮੈਂ ਘੱਟ ਤੋਂ ਘੱਟ ਆਪਣੀ ਡਿਊਟੀ ਤੇ ਕਰਾਂ ਪਰ ਕਈ ਬੰਦੇ ਉਹ ਆ ਆਪਣੀ ਡਿਊਟੀ ਦੇ ਨਾਲ ਚਾਰ ਕੰਮ ਹੋਰ ਕਰਦੇ ਆ ਚਾਰ ਡਿਊਟੀਆਂ ਕਰਦੇ ਐ ਤੇ ਇਹੋ ਜੇ ਬੰਦਿਆਂ ਨੂੰ ਆਪਾਂ ਪਤਾ ਕਈ ਵਾਰੀ ਮੈਂ ਜਦੋਂ ਮੀਟਿੰਗ ਕਰਦਾ ਤੇ ਮੈਂ ਕਹਿੰਦਾ ਹੁੰਨਾ ਆ ਬੰਦਾ ਜਾਨ ਨਹੀਂ ਦੇਣਾ ਭਾਵੇਂ ਦੁੱਗਣੀ ਤਨਖਾਹ ਦੇਣੀ ਪਵੇ ਇਹਨੂੰ ਨਾ ਛੱਡਿਓ ਕਿਉਂ ਕਿਉਂਕਿ ਉਹ ਆਪਣੇ ਆਪਣਾ ਕੰਮ ਤੇ ਕਰਦਾ ਹੀ ਹੈ ਚਾਰ ਬੰਦਿਆਂ ਦਾ ਹੋਰ ਕਰਦਾ ਚਾਰ ਬੰਦਿਆਂ ਦਾ ਇਦਾਂ ਦੀ ਡਿਊਟੀ ਕਰਦਾ ਇੰਨੇ ਚੰਗੇ ਨੇ ਕਿ ਜੀ ਕਰਦਾ ਯਾਰ ਤੇਰੇ ਵਰਗੇ ਬੰਦੇ ਸਾਰੇ ਕਿਉਂ ਨਹੀਂ ਜੋ ਤੈਨੂੰ ਤੈਨੂੰ ਪ੍ਰੋਬਲਮ ਦਿਸਦੀ ਹੈ ਸਾਰਿਆਂ ਨੂੰ ਕਿਉਂ ਨਹੀਂ ਦਿਸਦੀ ਜਿਹੜੀ ਚੀਜ਼ ਟੁੱਟੀ ਤੈਨੂੰ ਦਿਸਦੀ ਹੈ ਸਾਰਿਆਂ ਨੂੰ ਕਿਉਂ ਨਹੀਂ ਦਿਸਦੀ ਆ ਬਲਬ ਫਿਊਜ਼ ਤੈਨੂੰ ਦਿਸਦਾ ਬਾਕੀਆਂ ਨੂੰ ਕਿਉਂ ਨਹੀਂ ਦਿਸਦਾ ਆ ਨੁਕਸਾਨ ਹੋ ਰਿਹਾ ਸੀ ਪਾਣੀ ਜਾ ਰਿਹਾ ਸੀ ਬਾਕੀਆਂ ਨੂੰ ਕਿਉਂ ਨਹੀਂ ਦਿਸਦਾ ਤੈਨੂੰ ਦਿਸਦਾ ਵੀ ਆ ਪਾਣੀ ਖਰਾਬ ਹੋ ਰਿਹਾ ਚੀਜ਼ ਖਰਾਬ ਹੋ ਰਹੀ ਹੈ ਸਾਡੀ ਤੈਨੂੰ ਦਿਸਦੀ ਹੈ ਬਾਕੀਆਂ ਨੂੰ ਨਹੀਂ ਦਿਸਦੀ ਚੰਗਾ ਬੰਦਾ ਹੈ ਨਾ ਜਿਹੜਾ ਜੇ ਮੈਂ ਅੱਗੇ ਵੀ ਇੱਕ ਦੁਆਨ 'ਚ ਵੀ ਕਿਹਾ ਸੀ ਨਾ ਵੀ ਕੋਈ ਨੂੰਹ ਭੈਣ ਚੰਗੀ ਆ ਜਾਏ ਭੈਣ ਕੋਈ ਕਿਸੇ ਦੇ ਘਰ ਨੂੰ ਬਣ ਕੇ ਗਈ ਇੰਨੀ ਚੰਗੀ ਹੈ ਨਾ ਉਹ ਤੇ ਗਵੰਡਣਾ ਵੀ ਆ ਕੇ ਕਹਿੰਦੀਆਂ ਕੁੜੀਏ ਤੇਰੀ ਕੋਈ ਹੋਰ ਭੈਣ ਨਹੀਂ ਸਾਡੇ ਮੁੰਡੇ ਨੂੰ ਰਿਸ਼ਤਾ ਕਰਾ ਦੇ ਤੇਰੇ ਵਰਗੀ ਸਾਡੇ ਘਰ ਇੱਕ ਹੋਰ ਆ ਜਾ ਮੈਂ ਕਹਿੰਦਾ ਉਹਦੀ ਸੱਸ ਹੀ ਲੈ ਆਉਂਦੀ ਹੈ ਵੀ ਮੇਰਾ ਇੱਕ ਮੁੰਡਾ ਹੋਰ ਹੈ ਦੋ ਭੈਣਾਂ ਇੱਕ ਘਰ ਚ ਆ ਤੇਰੇ ਵਰਗੀ ਚਾਹੀਦੀ ਹੈ ਆਖੋ ਸਸਨਾ ਸ੍ਰੀ ਬਾਹ ਤੇ ਕਈ ਜਵਾਈ ਭਾਈ ਇਦਾਂ ਦੇ ਐ ਇੰਨੇ ਚੰਗੇ ਐ ਉਹਨਾਂ ਦਾ ਇਹ ਪਤਾ ਨਹੀਂ ਲੱਗਦਾ ਵੀ ਜਵਾਈ ਆਇਆ ਹੈ ਕਈ ਦੇ ਤਿੰਨ ਪਿੰਡਾਂ 'ਚ ਪਤਾ ਲੱਗ ਜਾਂਦਾ ਵੀ ਫਲਾਣੇ ਘਰ ਜਵਾਈ ਆਇਆ ਉਥੇ ਕਈ ਇਦਾਂ ਦੇ ਆ ਵੀ ਪੁੱਤ ਬਣ ਕੇ ਰਹਿੰਦੇ ਆ ਬੱਚੇ ਬਣ ਕੇ ਰਹਿੰਦੇ ਆ ਪੁੱਤ ਬਣ ਕੇ ਰਹਿੰਦੇ ਆ ਤੇ ਸੱਸਾਂ ਨੂੰ ਮੈਂ ਸੁਣਿਆ ਜੀ ਮੈਂ ਹਜ਼ਾਰਾਂ ਲੋਕਾਂ ਨੂੰ ਮਿਲਦਾ ਸੱਸਾਂ ਕਹਿੰਦੀਆਂ ਸਾਨੂੰ ਤੇ ਪੁੱਤ ਮਿਲ ਗਿਆ ਪੁੱਤ ਤੋਂ ਵੱਧ ਕੇ ਸਾਡੇ ਲਈ ਧੀ ਸਾਨੂੰ ਨੂੰ ਨਹੀਂ ਮਿਲੀ ਸਾਨੂੰ ਧੀ ਮਿਲੀ ਹੈ ਸੱਸ ਨੂੰ ਨੂੰ ਕਹਿੰਦੀ ਹੈ ਮੈਨੂੰ ਮਾਂ ਆਪਣੀ ਤੋਂ ਵੱਧ ਕੇ ਇਹ ਮਾਂ ਪਿਆਰੀ ਸਵਾਦ ਉਦਣ ਸੱਸ ਬਣਨ ਦਾ ਮਾਂ ਬਣਨ ਦਾ ਆਉਣਾ ਹੈ ਚੇਤਾ ਰੱਖਿਓ ਬਈ ਇਦਾਂ ਤੇ ਧਿਆਨ ਰੱਖਿਓ ਨੂੰ ਇਦਾਂ ਦੀ ਬਣੇ ਵੀ ਜੇ ਸੱਸ ਨੇ ਧੀ ਆਪਣੀ ਨੂੰ ਕੁਝ ਦੇਣਾ ਹੋਵੇ ਨਾ ਨਨਾਣ ਨੂੰ ਸੱਸ ਨੇ ਜੇ ਆਪਣੀ ਧੀ ਨੂੰ ਕੁਝ ਦੇਣਾ ਹੋਵੇ ਆਪਣੀ ਨੂੰ ਨੂੰ ਪੁੱਛ ਕੇ ਦੇਵੇ ਵੀ ਆ ਦੇ ਦੇ ਮਤਲਬ ਕੀ ਹੋਇਆ ਇਹਦਾ ਵੀ ਨੂੰ ਉਹਨੂੰ ਆਪਣੀ ਧੀ ਤੋਂ ਵੀ ਵੱਧ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਨੂੰ ਆਪਣੀ ਧੀ ਤੋਂ ਵੱਧ ਕੇ ਇੰਨੀ ਚੰਗੀ ਤੇ ਕਈ ਬੱਚੇ ਇਦਾਂ ਦੇ ਹੁੰਦੇ ਐ ਇਹ ਸੱਚ ਐ ਕਈ ਬੰਦੇ ਇਦਾਂ ਦੇ ਹੁੰਦੇ ਐ ਕਿ ਉਹ ਸਤਕਾਰ ਖੋ ਕੇ ਲੈ ਜਾਂਦੇ ਐ ਮੰਨਣਾ ਪਏਗਾ ਤੁਹਾਨੂੰ ਵੀ ਭਾਈ ਜੇਠਾ ਜੀ ਗੁਰੂ ਨਾਨਕ ਦੇ ਘਰ ਦਾ ਸਾਰਾ ਕੁਝ ਖੋ ਕੇ ਲੈ ਗਏ ਸਾਬ ਸ੍ਰੀ ਅਕਾਲ ਸੁਣਿਓ ਜਰਾ ਗੱਲ ਗੱਲ ਪੂਰੀ ਕਰਾਂ ਜਰਾ ਜਰਾ ਧਿਆਨ ਨਾਲ ਸੁਣਿਓ ਭਾਈ ਜੇਠਾ ਜੀ ਤੇ ਇੱਕ ਭਾਈ ਰਾਮਾ ਜੀ ਭਾਈ ਜੇਠਾ ਜੀ ਇੰਨੀ ਸੇਵਾ ਕਰਦੇ ਉਹਨਾਂ ਨੇ ਜਵਾਈਆਂ ਵਾਲੀ ਗੱਲ ਹੀ ਕੋਈ ਨਹੀਂ ਉਹਨਾਂ ਨੂੰ ਸਾਰਿਆਂ ਨੇ ਕਹਿਣਾ ਵੀ ਅਸੀਂ ਸੇਵਾ ਕਰ ਲੈਨੇ ਆ ਭਾਈ ਜੇਠਾ ਜੀ ਲਿਆਓ ਉਹਨਾਂ ਨੇ ਕਹਿਣਾ ਨਾ ਜੋ ਸੇਵਾ ਕਰਨ ਵਿੱਚ ਆਨੰਦ ਹੈ ਉਹ ਸੇਵਾ ਕਰਾਉਣ ਵਿੱਚ ਨਹੀਂ ਉਹਨਾਂ ਨੇ ਭੱਜ ਭੱਜ ਕੇ ਸੇਵਾ ਕਰਨੀ ਗੁਰੂ ਦੇ ਸਿੱਖ ਤੇ ਮੰਗਦੇ ਹੀ ਇਹ ਨੇ ਬਖਸ਼ੀ ਗੁਰ ਮੇਰੇ ਆ ਸੇਵਾ ਤੇ ਸਿਮਰਨ ਵਿੱਚ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਬਖਸ਼ੀਪੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਬਖਸ਼ੀਪੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਜੀ ਬਖਸ਼ੀ पढ़ो पढ़ो पढ़ो भाई सेवा सेवा सिमरन में सेवा से सिमरन बदलो सेवा सिमरन में ਸੇਵਾ ਤੇ ਸਿਮਰਨ ਮੈਨੂੰ ਸੇਵਾ ਤੇ ਸਿਮਰਨ ਮੈਨੂੰ ਕੇ ਬਈ ਮੰਗੋ ਸੇਵਾ ਤੇ ਸਿਮਰਨ ਮੈਨੂੰ ਸੇਵਾ ਤੇ ਗੁਰਦੁਆਰਿਆਂ ਦੀ ਮੰਗ ਰਹੇ ਆ ਸੇਵਾ ਲੰਗਰਾਂ ਦੀ ਮੰਗ ਰਹੇ ਆ ਜਿੱਥੇ ਵੀ ਕਿਤੇ ਸੇਵਾ ਮਿਲੇ ਉਹ ਰਿਸ਼ਤੇਦਾਰੀ 'ਚ ਗਏ ਹੋਈਏ ਦਫ਼ਤਰ 'ਚ ਗਏ ਹੋਈਏ ਡਿਊਟੀ ਤੇ ਗਏ ਹੋਈਏ ਜਿੱਥੇ ਵੀ ਮਿਲੇ ਉਹ ਮੰਗ ਰਹੇ ਆ ਵੀ ਮੈਂ ਕਦੇ ਵੀ ਸੇਵਾ ਕਰਾਉਣ ਵਾਲਾ ਨਾ ਬਣਾ ਮੈਂ ਸੇਵਾ ਕਰਨ ਵਾਲਾ ਬਣਾ ਇਹਦਾ ਅਰਥ ਇਹ ਕਹਿ ਰਹੇ ਆ ਵੀ ਮੈਂ ਜਿੱਥੇ ਵੀ ਜਾਂਦਾ ਮੈਂ ਆਪ ਹੀ ਸੇਵਾ ਕਰਦਾ ਆਪ ਹੀ ਚੱਕ ਪੜ ਲੈ ਆਪ ਹੀ ਵਰਤਾ ਲਾ ਆਪ ਹੀ ਲੱਗ ਜਾ ਇਹ ਮੰਗ ਰਹੇ ਆ ਅਸੀਂ ਕਰਾਉਣ ਵਾਲਿਆਂ ਚ ਨਹੀਂ ਸੱਸ ਵੀ ਇਹ ਮੰਗੇ ਮੰਗ ਰਹੀ ਐ ਇਹ ਨਹੀਂ ਵੀ ਮੈਂ ਕਰਾਉਣ ਵਾਲੀ ਹੈ ਇਹ ਵੇਖੋ ਸੱਸ ਇੱਥੇ ਕਵੇ ਗੁਰਦੁਆਰੇ ਤੇ ਮੈਂ ਸੇਵਾ ਕਰਨੀ ਮੰਗ ਰਹੀ ਆ ਪਰ ਨੂੰ ਮੇਰੀ ਕਰੇ ਨਹੀਂ ਉਹ ਇਹ ਵੀ ਮੰਗ ਰਹੀ ਐ ਵੀ ਗੁਰਦੁਆਰੇ ਵੀ ਸੇਵਾ ਕਰਾਂ ਤੇ ਜਿੱਦਣ ਮੇਰੀ ਨੂੰ ਬਿਮਾਰ ਪੈ ਗਈ ਉਹਦੇ ਮੈਂ ਵੀ ਮੈਂ ਵੀ ਹੱਥ ਹਲਾ ਲਾਂ ਮੈਨੂੰ ਕੀ ਫਰਕ ਪੈਣਾ ਹੈ ਮੈਂ ਉੱਥੇ ਵੀ ਕਰਾਂ ਮੈਂ ਨੂੰਹ ਦੀ ਸੇਵਾ ਵੀ ਕਰਾਂ ਹਰੇਕ ਹੀ ਮੰਗੇ ਨੂੰਹ ਕਵੇ ਮੈਂ ਸੱਸ ਦੀ ਸੇਵਾ ਕਰਾਂ ਸੱਸ ਕਵੇ ਮੈਂ ਨੂੰਹ ਦੀ ਸੇਵਾ ਕਰਾਂ ਇਹ ਸਾਰੇ ਹੀ ਮੰਗਦੇ ਆ ਆਪਾਂ ਕੱਲਾ ਗੁਰਦੁਆਰੇ ਸਾਡੇ ਵਾਲਿਆਂ ਨੇ ਦਿਮਾਗ 'ਚ ਇਹ ਬਾੜਤਾ ਵੀ ਗੁਰਦੁਆਰਿਆਂ ਦੀ ਸੇਵਾ ਹੀ ਮੰਗਣੀ ਹੈ ਉਹ ਘਰ ਢੱਕਾ ਨਹੀਂ ਤੋੜਦੇ ਇੱਥੇ ਆ ਕਈ ਬੀਬੀਆਂ ਇਤਾਂ ਦੀਆਂ ਹੈ ਨੇ ਘਰ ਦੀ ਕੋਈ ਸਫਾਈ ਨਹੀਂ ਕਰਨਗੀਆਂ ਇੱਥੇ ਝਾੜੂ ਚੱਕੀ ਫਿਰਦੀਆਂ ਨੇ ਗੁਰਦੁਆਰਾ ਕਹਿੰਦੇ ਲਸ਼ਕਾ ਦੇਣਾ ਨਿਸ਼ਾਨ ਸਾਹਿਬ ਚਿੱਟਾ ਕੱਢ ਦੇਣਾ ਪੱਥਰ ਰਗੜ ਰਗੜ ਕੇ ਤੇ ਘਰ ਤੇ ਉਹਨਾਂ ਦੇ ਘਰ ਜਾ ਕੇ ਵੇਖ ਲਓ ਉਹਨਾਂ ਨੇ ਕਦੇ ਪੋਚਾ ਨਹੀਂ ਲਾਇਆ ਘਰ ਨਹੀਂ ਰੱਖਾ ਤੋੜਦੀਆਂ ਇੱਥੇ ਸੇਵਾ ਕਰਦੀਆਂ ਆਪਾਂ ਸਾਰੀ ਸੇਵਾ ਮੰਗ ਰਹੇ ਸਾਰੀ ਘਰ ਦੀ ਵੀ ਰਿਸ਼ਤੇਦਾਰੀ 'ਚ ਗਏ ਜਿੱਥੇ ਗਏ ਦਫ਼ਤਰ 'ਚ ਕੋਈ ਗੰਦ ਪਿਆ ਉੱਥੇ ਵੀ ਜਿੱਥੇ ਵੀ ਕੋਈ ਮਿਲ ਪਿਆ ਕੋਈ ਗਰੀਬ ਕੋਈ ਕੋਈ ਮਿਲ ਪਿਆ ਵੀ ਅਸੀਂ ਵਲੰਟੀਅਰ ਬਣ ਕੇ ਰਹਿਣਾ सेवा ए मंगल है सेवा ते सिमरन सेवा ते सेवा ते सिमरन मैनू सेवा ते सिमरन बखो सेवा ते सिमरन मैनू सेवा ते सिमरन मैनू पढ़ो सेवा ते सिमरन मैनू सेवा ते सिमरन मैनू सेवा ते सिमरन मैनू सेवा से सिमरन में तू सेवा से सेवा से सिमरन में तू सेवा से सिमरन में तू सेवा से सिमरन में तू सेवा से सिमरन में तू सिमरन में तू ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਜੀ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਸੇਵਾ ਤੇ ਸਿਮਰਨ ਮੈਨੂੰ ਦੇਖੋ ਪਿਆਰਿਓ ਨਾਲ ਸੁਣੋ ਜੇ ਆਪਾਂ ਇੱਥੇ ਮੇਰੇ ਨੌਜਵਾਨ ਵੀਰੋ ਜਰਾ ਸੁਣੋ ਜਦੋਂ ਐ ਕਹਿ ਰਹੇ ਹੋ ਨਾ ਬਖਸ਼ੀ ਸੇਵਾ ਬਖਸ਼ੋ ਮਾਰਗ ਸੇਵਾ ਘਰ ਜਾ ਕੇ ਵੀ ਇਹ ਵੇਖਣਾ ਵੀ ਪੈਂਟ ਭਗਾ ਕੇ ਨਾ ਮਾਰਾਂ ਮੇਰੀ ਮਾਂ ਨੂੰ ਚੁੱਕਣੀ ਪਵੇ ਮੈਂ ਦਸਤਾਰ ਜੁੱਤੇ ਭਗਾ ਕੇ ਨਾ ਸਿੱਟ ਦਿਆਂ ਮਾਂ ਮੇਰੀ ਸੰਭੇ ਤੂੰ ਤੇ ਸੇਵਾ ਮੰਗਦਾ ਹੈ ਤੂੰ ਤੇ ਸੇਵਾ ਕਰਾਈ ਜਾਂਦਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੂੰ ਤੇ ਕਹਿੰਦਾ ਮਾਂ ਮੇਰੀ ਚੱਕੂ ਬਾਅਦ ਚ ਜੁੱਤੇ ਲਾ ਕੇ ਸਿੱਟ ਦੇਣਾ ਹੁਣ ਮੇਰੀ ਘਰ ਵਾਲੀ ਚੱਕੀ ਮੁੜ ਕੇ ਜਦੋਂ ਬੁੱਢਾ ਹੋ ਜਾਏਗਾ ਤੇ ਕਹਿੰਦੇ ਹੁਣ ਨੂੰ ਚੱਕੇ ਆਪਾਂ ਤੇ ਕਰਾਉਣ ਵਾਲੇ ਆ ਮੰਗੀ ਜਾਂਦੇ ਆ ਵੀ ਸੇਵਾ ਬਖਸ਼ੋ ਸੇਵਾ ਮਤਲਬ ਇਹ ਹੈ ਵੀ ਮੈਂ ਆਪਣੀ ਜ਼ਿੰਦਗੀ 'ਚ ਸੇਵਾ ਕਰਾਂ ਕਿਸੇ ਤੋਂ ਵੀ ਸੇਵਾ ਕਰਵਾਵਾਂ ਅਰਥ ਇਹਦਾ ਇਹ ਹੈ ਸਹੀ ਢੰਗ ਨਾਲ ਤੇ ਜਦੋਂ ਆਪਾਂ ਇਹ ਸ਼ੁਰੂ ਕਰਕੇ ਵੇਖੋ ਵਿੱਚ ਦੁਨੀਆ ਸੇਵ ਇਹ ਨਹੀਂ ਕਿਹਾ ਇੱਥੇ ਗੁਰਦੁਆਰੇ ਦੁਨੀਆ 'ਚ ਵਿੱਚ ਦੁਨੀਆ ਸੇਵ ਕਮਾਈ ਹੈ ਫਿਰ ਕੀ ਹੋਏਗਾ ਜੀ ਤਾਂ ਦਰਗਾ ਦਰਗਾਹ 'ਚ ਬੈਸਣ ਦਾ ਅਰਥ ਇਹ ਹੈ ਵੀ ਸੁਰਤ ਕਰਕੇ ਆਨੰਦ 'ਚ ਹੀ ਰਹੇਗਾ ਅੰਦਰੋਂ ਤੇਰੇ ਦਰਗਾਹ ਐਦਾਂ ਹੀ ਫੀਲ ਹੋਏਗਾ ਵੀ ਦਰਗਾਹ 'ਚ ਹੀ ਤੁਰੇ ਫਿਰਦੇ ਆ ਕਿਉਂ ਭਲਾ ਆਪਣਾ ਕੰਮ ਹੱਥੀਂ ਕਰਾਂਗੇ ਸਿਹਤ ਤੰਦਰੁਸਤ ਰਹੇਗੀ ਸਰੀਰ ਠੀਕ ਰਹੇਗਾ ਤੇ ਬਾਕੀ ਸਾਰਿਆਂ ਨੇ ਚੰਗਾ ਹੀ ਕਹਿਣਾ ਵੀ ਡੱਕਾ ਨਹੀਂ ਕਦੇ ਤੋੜਨ ਦਿੱਤਾ ਆਪਣੇ ਕੰਮ ਆਪ ਹੀ ਕਰ ਲੈਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਨਿਆਣੇ ਕਈ ਨਿਆਣੇ ਇਦਾਂ ਦੇ ਨੇ ਮਾਵਾ ਕਹਿੰਦੀਆਂ ਮੈਨੂੰ ਕਦੇ ਤੰਗ ਨਹੀਂ ਕੀਤਾ ਚੁੱਪ ਕਰਕੇ ਉੱਠਦਾ ਚਾਹ ਬਣਾ ਕੇ ਪੀ ਲੈਂਦਾ ਸਗੋਂ ਮੈਨੂੰ ਵੀ ਕੱਪ ਦੇ ਜਾਂਦਾ ਮੇਰੇ ਇਹੋ ਜਿਹੇ ਆ ਪੁੱਤ ਹੈ ਮੇਰਾ ਇਦਾਂ ਕਹਿਣਾ ਤੇ ਸੁਰਤ ਤੇਰੀ ਐ ਐ ਖਿੜੀ ਖਿੜੀ ਤੇ ਵਿਦੇਸ਼ਾਂ 'ਚ ਵੇਖੋ ਇਹ ਗੱਲਾਂ ਸਾਨੂੰ ਧਰਮ ਵਾਲੇ ਪਾਸਿਓਂ ਸਿਖਾਈਆਂ ਜਾਂਦੀਆਂ ਨੇ ਇਹ ਗੱਲਾਂ ਸਾਨੂੰ ਕਿੱਥੋਂ ਸਿਖਾਈਆਂ ਗਈਆਂ ਗੁਰੂ ਗ੍ਰੰਥ ਸਾਹਿਬ ਤੋਂ ਇਹ ਗੱਲਾਂ ਜਿਹੜੀਆਂ ਨੇ ਆਪਾਂ ਨੂੰ ਧਰਮ ਵਾਲੇ ਪਾਸੋਂ ਮਿਲ ਰਹੀ ਕਿਉਂਕਿ ਦੁਨੀਆ 'ਚ ਨਹੀਂ ਨਾ ਮਿਲਦੀਆਂ ਸਾਨੂੰ ਇਹ ਗੱਲਾਂ ਸਾਨੂੰ ਸਮਾਜ ਨੇ ਇਹ ਕੁਝ ਦਿੱਤਾ ਨਹੀਂ ਸਾਨੂੰ ਧਰਮ ਵਾਲੇ ਪਾਸੋਂ ਇਹ ਚੀਜ਼ਾਂ ਸਿਖਾਈਆਂ ਜਾ ਰਹੀਆਂ ਨੇ ਪਰ ਵਿਦੇਸ਼ਾਂ ਵਿੱਚ ਤੁਸੀਂ ਵੇਖਿਓ ਨੋਟ ਕਰਿਓ ਵਿਦੇਸ਼ਾਂ ਵਿੱਚ ਇਹੀ ਗੱਲਾਂ ਉਹਨਾਂ ਦੇ ਮਾਪਿਓ ਉੱਥੋਂ ਦਾ ਸਿਸਟਮ ਹੀ ਇਦਾਂ ਦਾ ਸਿਖਾਇਆ ਜਾਂਦਾ 4-5 ਸਾਲ ਦਾ ਬੱਚਾ ਆਪਣਾ ਬੈਗ ਆਪ ਚੁੱਕਦਾ ਹੈ 5 ਸਾਲ ਦਾ ਬੱਚਾ ਉਹਨੂੰ ਕਹਿਣਗੇ ਆਪੇ ਕੱਪੜੇ ਲਾ ਆਪੇ ਸ਼ੂ ਉੱਥੇ ਸਾਮ ਇਦਾਂ ਨਹੀਂ ਵੀ ਮਾਂ ਭਾਂਡੇ ਚੱਕਦੀ ਹੈ ਬੱਚਾ ਰੋਟੀ ਖਾ ਲੈਂਦਾ ਤੇ ਮਾਂ ਪਿਓ ਕਹਿਣਗੇ ਰੋਟੀ ਖਾ ਲਈ ਆਪਣੀ ਪਲੇਟ ਚੱਕ ਉੱਥੇ ਰੱਖ ਗਿਆ ਆਪਣੀ ਪਲੇਟ ਬੱਚਾ ਆਪ ਚੁੱਕਦਾ ਹੈ ਆਪਣਾ ਬੈਗ ਬੱਚਾ ਆਪ ਚੁੱਕਦਾ ਹੈ ਆਪਣਾ ਬਿਸਤਰਾ ਆਪ ਤੈ ਲੰਦਾ ਹੈ ਮੁੜ ਕੇ ਭਾਵੇਂ ਠੀਕ ਕਰਕੇ ਮਾਂ ਹੀ ਰੱਖੇ ਪਰ ਇੱਕ ਵਾਰੀ ਬੱਚੇ ਨੂੰ ਕਹਿੰਦੇ ਵੀ ਤੂੰ ਸੁੱਤਾ ਸੀ ਨਾ ਇੱਥੇ ਚੱਕ ਤੈ ਲੈ ਚੱਕ ਪਲੇਟ ਆਪਣੀ ਚੱਕ ਆਪਣਾ ਕੰਮ ਕਰ ਆਪਣੇ ਪੈਰਾਂ ਤੇ ਆਪ ਖੜੇ ਹੋ ਜਾਂਦੇ ਨੇ ਆਪਣੀ ਤਾਕਤ ਬਾਹਰ ਆ ਜਾਂਦੀ ਹੈ ਆਪਣੇ ਆਪ ਦੀ ਪਛਾਣ ਆਪੇ ਕਰੀਦੀ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਦੁਨੀਆ ਦੀਆਂ ਨਜ਼ਰਾਂ ਨਾਲ ਨਹੀਂ ਆਪਣੇ ਆਪ ਨੂੰ ਵੇਖੀਦਾ ਆਪਣੇ ਆਪ ਨੂੰ ਖੋਲਣਾ ਪੈਂਦਾ ਹੈ ਜੋ ਬਾਹਰਲਿਆਂ ਦੇਸ਼ਾਂ ਵਿੱਚ ਸਮਾਜ ਵੱਲੋਂ ਆ ਰਿਹਾ ਹੈ ਸ਼ੁਕਰ ਕਰੋ ਸਾਨੂੰ ਉਹ ਚੀਜ਼ਾਂ ਸਮਾਜ ਵਿੱਚੋਂ ਤੇ ਨਹੀਂ ਮਿਲ ਰਹੀਆਂ ਇੱਥੇ ਤੇ ਬਾਹਰ ਦਾ ਸਿਸਟਮ ਬਹੁਤ ਗੰਦਾ ਹੈ ਸਾਨੂੰ ਇਹ ਸਾਰੀਆਂ ਚੀਜ਼ਾਂ ਕਿੱਥੋਂ ਮਿਲਦੀਆਂ ਨੇ ਧਰਮ ਵਾਲੇ ਪਾਸੇ ਗੁਰੂ ਗ੍ਰੰਥ ਸਾਹਿਬ ਪਰ ਪ੍ਰੋਬਲਮ ਇਹ ਹੈ ਵੀ ਸਮਝ ਨਹੀਂ ਲੱਗਦੀ ਗੁਰੂ ਜੀ ਸਾਨੂੰ ਚੰਗੇ ਨਾਗਰਿਕ ਬਣਾ ਰਹੇ ਆ ਸਿਸਟਮ ਬਦਲ ਰਹੇ ਆ ਸਾਡਾ ਸਾਡੀ ਸੋਚ ਬਦਲ ਰਹੀ ਹੈ ਤੁਸੀਂ ਅੱਜ ਤੋਂ ਤਜਰਬਾ ਕਰਕੇ ਵੇਖੋ ਮੇਰਿਓ ਵੀਰੋ ਭਾਈਓ ਭੈਣੋ ਅੱਜ ਤੋਂ ਤਜਰਬਾ ਕਰਕੇ ਵੇਖ ਲਓ ਸ਼ੁਰੂ ਕਰ ਲਓ ਪਿਆਰਿਓ ਸਾਰੇ ਸਤਕਾਰ ਹੋਣਾ ਸ਼ੁਰੂ ਹੋ ਜਾਂਦਾ ਮੈਂ ਰਾੜਾ ਸਾਹਿਬ ਤੋਂ ਆ ਗਿਆ ਸੀ ਘਰ ਤੇ ਇੱਕ ਦਿਨ ਨਾ ਉੱਥੇ ਬੈਠੇ ਘਰ ਆਪਣੇ ਮੈਂ ਬੈਠਾ ਕਿਸੇ ਬਾਬਿਆਂ ਦੀ ਗੱਲ ਚੱਲ ਪਈ ਉਹ ਬਾਬੇ ਇਦਾਂ ਨੇ ਉਹ ਉਹ ਬੜੇ ਵਧੀਆ ਇਦਾਂ ਗੱਲ ਚੱਲ ਰਹੀ ਸਾਡੇ ਰਿਸ਼ਤੇਦਾਰ ਆਏ ਹੋਏ ਸੀ ਤੇ ਮੈਂ ਉੱਥੋਂ ਆ ਗਿਆ ਸੀ ਕਰਦਾ ਕੁਝ ਹੈ ਨਹੀਂ ਸੀ ਘਰ ਦਾ ਕੰਮ ਕਰ ਨਹੀਂ ਸੀ ਕਰਦਾ ਤੇ ਮੈਂ ਰੋਜ਼ ਹੀ ਨੋਟ ਕਰਦਾ ਸੀ ਵੀ ਜਿਵੇਂ ਘਰ 'ਚ ਤੰਗ ਜੇ ਨਹੀਂ ਹੋ ਜਾਂਦੇ ਹੁੰਦੇ ਬੰਦੇ ਕਹਿੰਦੇ ਵੀ ਨਹੀਂ ਹੁੰਦੇ ਐ ਜੇ ਕਹੀ ਜਾਣਾ ਵੀ ਵਿਹਲਾ ਹੀ ਬੈਠਾ ਰਹਿੰਦਾ ਵਿਹਲਾ ਹੀ ਰਹਿੰਦਾ ਉੱਥੋਂ ਆ ਗਿਆ ਵਿਹਲਾ ਹੀ ਉਹ ਮੈਂ ਉਹ ਗੱਲ ਕਰਨ ਵੀ ਬਾਬਿਆਂ ਦੀ ਬੜੀ ਚੜ੍ਹਾਈ ਹੈ ਵੀ ਬੜੀ ਦੁਨੀਆ ਉਹ ਛੋਟੀ ਉਮਰ ਦੇ ਇਦਾਂ ਗੱਲਾਂ ਚੱਲਣ ਮੈਂ ਵਿੱਚ ਬੈਠਾ ਨਾ ਵੈਸੇ ਹੀ ਬੈਠਾ ਮੈਂ ਉਦਾਂ ਹੀ ਰਿਸ਼ਤੇਦਾਰੀ ਗੱਲ ਸਾਰਾ ਪਰਿਵਾਰ ਸਾਡਾ ਬੈਠਾ ਮੈਂ ਵਿੱਚ ਹੀ ਕਹਿਤਾ ਮੈਂ ਕਿਹਾ ਕੀਰਤਨ ਬੇਸੁਰਾ ਕਰਦੇ ਆ ਉਹ ਬਾਬੇ ਦਾ ਕੀਰਤਨ ਸੁਰ 'ਚ ਨਹੀਂ ਸੀ ਹੁਣ ਉਹਨਾਂ ਨੂੰ ਤਾਂ ਘਰਦਿਆਂ ਨੂੰ ਤਾਂ ਪਤਾ ਨਹੀਂ ਜਿਹੜੇ ਰਿਸ਼ਤੇਦਾਰ ਸਾਡੇ ਆਏ ਸੀ ਉਹ ਕੀਰਤਨ ਮੈਂ ਕਿਹਾ ਕੀਰਤਨ ਬੇਸੁਰਾ ਕਰਦੇ ਮੇਰੇ ਪਿਤਾ ਬੈਠੇ ਸੀ ਦੂਰ ਮੈਨੂੰ ਕਦੇ ਝਿੜਕਿਆ ਨਹੀਂ ਸੀ ਉਦੋਂ ਪਤਾ ਨਹੀਂ ਉਹਨੂੰ ਕੀ ਹੋਇਆ ਜੁੱਤੀ ਲਾਈ ਭਗਾਤੀ ਮਾਰੀ ਮੇਰੇ ਉੱਥੋਂ ਆਈ ਜੁੱਤੀ ਸਿੱਧੀ ਮੈਂ ਕਿਹਾ ਕੀ ਹੋ ਗਿਆ ਵੀ ਮੈਂ ਤੇ ਕਿਹਾ ਹੀ ਕੁਛ ਮੈਂ ਤੇ ਇੰਨਾ ਹੀ ਕਿਹਾ ਵੀ ਉਹ ਕੀਰਤਨ ਬੇਸੁਰਾ ਕਰਦੇ ਆ ਬਾਬਿਆਂ ਦੀ ਸਿਫਤ ਕਰਦੇ ਸੀ ਤੇ ਮੈਂ ਕਿਹਾ ਵੀ ਹੋ ਵਧੀਆ ਨੇ ਪਰ ਕੀਰਤਨ ਨਹੀਂ ਵਧੀਆ ਕਰਦੇ ਉਹ ਕਰਦੇ ਵੀ ਬੇਸੁਰ ਹੀ ਸੀ ਤੇ ਚਲੋ ਉਹ ਮੈਂ ਸੋਚਾਂ ਵੀ ਇਹ ਜੁੱਤੀ ਕਿੱਥੋਂ ਆ ਗਈ ਅੱਗੇ ਤੇ ਕਦੇ ਨਹੀਂ ਮਾਰੀ ਪਰ ਮੈਂ ਸਮਝ ਗਿਆ ਸੀ ਮੈਨੂੰ ਪਤਾ ਕੀ ਕਿਹਾ ਫਿਰ ਨਾਲ ਲਫ਼ਜ਼ ਕਹਿ ਦਿੱਤੇ ਕਹਿੰਦੇ ਇਹ ਨਾ ਤੂੰ ਕੀ ਮਰਦਾ ਗੱਲ ਕਰਨ ਉੱਥੋਂ ਤੂੰ ਆ ਗਿਆ ਵੇਲਾ ਬੈਠਾ ਉਹ ਕੀਰਤਨ ਕਰਦਾ ਉਹ ਦੁਨੀਆ ਚੋਂ ਸੁਣਦੇ ਨੇ ਤੂੰ ਬਣਿਆ ਫਿਰਦਾ ਬਟ ਐਦਾਂ ਕਹਿ ਦਿੱਤਾ ਮੈਂ ਹਿਸਾਬ ਲਾ ਲਿਆ ਮੈਂ ਕਿਹਾ ਮਨਾ ਵੇਲੇ ਨੂੰ ਰੋਟੀ ਨਹੀਂ ਮਿਲਦੀ ਇਸ਼ਾਰਾ ਹੀ ਹੈ ਬਹਾਨਾ ਹੈ ਤੇ ਗੁੱਸਾ ਸੀ ਨਿਕਲ ਗਿਆ ਕੱਢਤਾ ਅੰਦਰੋਂ ਉਹ ਸਾਡੇ ਭੂਆ ਫੁੱਫੜ ਆਏ ਹੋਏ ਸੀ ਸੰਗਰੂਰ ਰਹਿੰਦੇ ਆ ਉਹ ਆਏ ਸੀ ਸਾਡੇ ਘਰ ਮੈਨੂੰ ਮਿਲ ਜਦੋਂ ਜੁੱਤੀ ਵੱਜੀ ਮੈਂ ਤੇ ਕਿਤੇ ਰਿਸ਼ਤੇਦਾਰੀ ਚ ਸਾਹਮਣੇ ਆਏ ਗਏ ਦੇ ਉੱਤੇ ਕੱਲਿਆਂ ਨੂੰ ਬੰਦਾ ਕਹਿੰਦਾ ਉਸ ਆਏ ਗਏ ਦੇ ਸਾਹਮਣੇ ਜੁੱਤੀ ਪਹਿਲੀ ਵਾਰੀ ਵੱਜੀ ਅਗਲੇ ਦਿਨ ਮੈਂ ਸਵੇਰੇ 4:30 5 ਵਜੇ ਸਾਡੇ ਖੇਤ ਮੱਝਾਂ ਰੱਖੀਆਂ ਸੀ ਤੇ ਦਿਮਾਗ 'ਚ ਆ ਗਈ ਗੱਲ ਸਮਝ ਆ ਗਈ ਨਾ ਵੀ ਠੀਕ ਹੈ ਇਹਦਾ ਮਤਲਬ ਇਹ ਹੈ ਵੀ ਵੇਲਾ ਤਾਂ ਕਰਕੇ ਹੋ ਰਿਹਾ ਸਾਰਾ ਫਿਰ ਮੈਂ ਉਹ ਸਾਡਾ ਜਿਹੜਾ ਸਾਈਕਲ ਤੇ ਜਾਂਦਾ ਸੀ ਰੱਖਿਆ ਹੋਇਆ ਬੰਦਾ ਸੀ ਜਿਹੜਾ ਕੰਮ ਕਰਦਾ ਸੀ ਸੀਰੀ ਕਹਿ ਦਿੰਨੇ ਆਪਾਂ ਉਹ ਬੰਦਾ ਆਇਆ ਸਵੇਰੇ ਮੈਂ ਉਹਦੇ ਨਾਲ ਗਿਆ ਮੈਂ ਕਿਹਾ ਚੱਲ ਮੈਂ ਵੀ ਤੇਰੇ ਨਾਲ ਚੱਲਦਾ ਖੇਤ ਚਲੇ ਗਏ ਧਾਰ ਮੈਂ ਬਚਪਨ ਤੋਂ ਛੋਟਾ ਹੁੰਦਾ ਕੱਢਦਾ ਸੀ ਮੈਂ ਕਿਹਾ ਚੱਲ ਮੈਂ ਧਾਰ ਕੱਢਦਾ ਮੈਂ ਧਾਰਾ ਕੱਢੀਆਂ ਉਹ ਸਾਰਾ ਬਾਕੀ ਦਾ ਕਰਦਾ ਰਿਹਾ 8:00 ਵਜੇ ਉਹ ਜਦੋਂ ਮੈਂ ਘਰ ਆਇਆ ਤੇ ਪਹਿਲੀ ਗੱਲ ਤੋਂ ਮਾਂ ਮੈਨੂੰ ਤਾਂ ਪਤਾ ਲੱਗ ਹੀ ਗਿਆ ਵੀ ਇਹ ਸਵੇਰੀ ਤੁਰ ਗਿਆ ਕਿਸ ਕਿਸੇ ਪਾਸੇ ਵੀ ਇਹ ਮਾਵਾਂ ਦੇ ਹੁੰਦਾ ਦਿਲ ਛੋਟਾ ਹੀ ਹੁੰਦਾ ਉਹ ਜਦੋਂ ਵੇਖਿਆ ਵੀ ਆ ਗਿਆ ਤੇ ਮੈਂ ਜਦੋਂ ਸਾਈਕਲ ਦੇ ਨਾਲ ਮੈਂ ਵੀ ਤੁਰਿਆ ਵਾਂ ਮੈਂ ਕਿਹਾ ਵੀ ਅੱਜ ਮੈਂ ਦੋ ਧਾਰਾਂ ਦੋ ਮੱਝਾਂ ਦੀਆਂ ਧਾਰਾਂ ਕੱਢੀਆਂ ਮੇਰੀ ਮਾਂ ਕਹਿੰਦੀ ਮੱਖਣ ਪਾ ਦਿਆਂ ਸਬਜੀ ਵਿੱਚ ਮੱਖਣ ਪਾ ਦਿਆਂ ਮੈਂ ਕਿਹਾ ਮੱਖਣ ਤੇ ਅੱਗੇ ਵੀ ਮਿਲਦਾ ਹੀ ਹੈ ਚਲੋ ਮੈਂ ਹਿਸਾਬ ਲਾ ਲਿਆ ਵੀ ਅੱਜ ਹੀ ਸਤਕਾਰ ਸ਼ੁਰੂ ਹੋ ਗਿਆ 10:00 ਵਜੇ ਉਹ ਸਾਡਾ ਤੋਂ ਉਹ ਬੰਦਾ ਕੰਮ ਤੇ ਗਿਆ ਮੈਂ ਫੇਰ ਤੁਰ ਗਿਆ ਉਹਦੇ ਨਾਲ ਲਓ ਮੈਂ ਸੱਚ ਗੁਰੂ ਸਾਹਿਬ ਦੀ ਹਜ਼ੂਰੀ 'ਚ ਗਿਆ ਮੇਰੇ ਘਰ ਪੁੱਛ ਸਕਦੇ ਹੋ ਵੀ ਮੈਂ 15 ਦਿਨਾਂ ਬਾਅਦ ਉਹ ਬੰਦਾ ਹਟਾਤਾ ਮੈਂ ਕਿਹਾ ਇਹਦੀ ਲੋੜ ਨਹੀਂ ਮੈਂ ਆਪੇ ਹੀ ਕਰ ਲਾਂਗਾ ਹਾਲਾਂਕਿ ਮੈਂ ਛੋਟਾ ਜਿਹਾ ਸੀ ਮੇਰੀ ਉਮਰ ਉਦੋਂ 15 ਕ ਸਾਲ ਦੀ ਹੁੰਦੀ 15 ਕ ਸਾਲ ਦਾ ਸੀ ਤੇ ਉਹ ਆਪੇ ਹੀ ਧਾਰਾਂ ਕੱਢਣ ਲੱਗਿਆ ਆਪੇ ਹੀ ਉਹ ਸੁੱਕ ਪਾਉਣੀ ਇੱਕ ਸਾਲ ਮੈਂ ਕਰਦਾ ਪੂਰਾ ਕੰਮ ਕਰਦਾ ਮੈਂ ਉਹ ਨੋਟ ਕੀਤੀ ਮੈਂ ਤਜਰਬਾ ਕੀਤਾ ਵੀ ਉਹੀ ਪਰਿਵਾਰ ਸੀ ਉਹੀ ਘਰ ਵਾਲੇ ਸੀ ਜਿਹੜਾ ਰਿਸ਼ਤੇਦਾਰ ਆਉਣਾ ਬੜਾ ਕੰਮ ਕਰਦਾ ਇਹਦੇ ਇੰਨਾ ਹੈ ਨਹੀਂ ਜਿੰਨਾ ਇਹ ਲੱਗਾ ਰਹਿੰਦਾ ਆਪੇ ਹੀ ਸ਼ੁਰੂ ਹੋ ਗਿਆ ਫਿਰ ਜੁੱਤੀਆਂ ਕਿੱਥੇ ਪੈਣੀਆਂ ਸੀ ਤੇ ਜੇ ਮੇਰੇ ਵਰਗਾ ਵਿਹਲੜ ਘਰ 'ਚ ਸਾਰਾ ਦਿਨ ਬੈਠਾ ਹੁਣ ਅੱਜ ਕੱਲ ਫੇਸਬੁੱਕ ਤੇ ਐ ਫਿਰ ਛਿੱਤਰ ਹੀ ਪੈਣਗੇ ਕਿਧਰੋਂ ਜੁੱਤੀ ਆਉਣੀ ਹੈ ਕਦੀ ਆਉਣੀ ਇਦਾਂ ਹੀ ਚੱਲਣਾ ਅੱਜ ਕੱਲ ਆ ਹੀ ਰਹੀਆਂ ਨੇ ਸਾਰੇ ਨੋਟ ਕਰ ਲਓ ਮੁੰਡਿਓ ਵੇਖ ਲਓ ਤੁਸੀਂ ਪੈਂਦੀਆਂ ਕਦੇ ਕੋਈ ਗਾਲਾਂ ਕੱਢਦਾ ਕਦੇ ਕਿਉਂਕਿ ਆਪਾਂ ਇਹਦੇ 'ਚ ਫਸ ਜਾਂਦੇ ਆ ਨਿਕਲਦੇ ਨਹੀਂ ਫਿਰ ਆਪਾਂ 2-2 ਵੇ ਤੱਕ ਸੌਂਦੇ ਨਹੀਂ ਤੇ ਅੱਜ ਕੱਲ ਦੇ ਵਿਚਿੱਤਰ ਹੀ ਪੈਣੇ ਸੀ ਜੇ ਅੱਜ ਕੱਲ ਦਾ ਸਮਾਂ ਹੋਵੇ ਅੱਜ ਕੱਲ ਬੱਚਿਆਂ ਨੂੰ ਆਦਤ ਹੈ ਪਰ ਜਦੋਂ ਤੁਸੀਂ ਕੰਮ ਕਰਨਾ ਸ਼ੁਰੂ ਕਰੋ ਕੋਈ ਵੀ ਕੰਮ ਨਹੀਂ ਨਾ ਮਿਲਦਾ ਘਰ ਦਾ ਹੀ ਕਰੀ ਲਓ ਧਾਰਾਂ ਕੱਢੀ ਜੋ ਮੱਝਾਂ ਸਾਰਾ ਦਿਨ ਲੱਗੇ ਰੋ ਪੰਜ ਚਾਰ ਘੰਟੇ ਲਾ ਦਿਆ ਕਰੋ ਮਾਂ ਨੂੰ ਰੋਟੀ ਦੇਏਗੀ ਖੁਸ਼ ਹੋ ਕੇ ਮੇਰਾ ਪੁੱਤ ਕੰਮ ਕਰਦਾ ਪਿਓ ਵੇਖੇਗਾ ਵੀ ਚੱਲ ਜੇ ਨੌਕਰੀ ਨਹੀਂ ਮਿਲਦੀ ਘਰ ਦਾ ਕਰੀ ਜਿੰਨਾ ਚਿਰ ਨੌਕਰੀ ਨਹੀਂ ਮਿਲਦੀ ਉਹਨਾਂ ਚਿਰ ਘਰ ਦਾ ਹੀ ਕਰ ਲੈਂਦਾ ਘਰ ਦਾ ਹੀ ਸਾਰਾ ਲੱਗੇ ਰੋ ਲੱਗੇ ਰੋ ਵੀ ਵਿਚਾਰਾ ਕੰਮ ਤੇ ਕਰਦਾ ਹੈ ਜੇ ਜੌਬ ਨਹੀਂ ਮਿਲੀ ਤੇ ਕਰਦਾ ਕਰੀ ਜਾਂਦਾ ਹੁਣ ਸਾਡੇ ਆਮ ਹੀ ਮੁੰਡਿਆਂ ਨੂੰ ਪੁੱਛ ਲੋ ਕੀ ਗੱਲ ਕੀ ਹਾਲ ਹੈ ਭਾਈ ਬਸ ਵੇਲੇ ਜਿੰਨੂੰ ਮਰਜ਼ੀ ਕੀ ਕਰਦਾ ਬਸ ਵੇਲੇ ਜਿੰਨੂੰ ਮਰਜ਼ੀ ਤੇ ਮੈਂ ਉਹਨੂੰ ਪੁੱਛਦਾ ਵੀ ਘਰ ਦਾ ਕੰਮ ਜੇ ਤੂੰ ਹੁਣ ਐ ਨੌਕਰੀ ਲੈਣ ਜਾਏ ਕਿਤੇ ਅਗਲਾ ਨੌਕਰੀ ਲੈਣ ਜਾਵੇ ਤੇ ਫਿਰ ਅਗਲਾ ਪੁੱਛੇ ਵੀ ਕੀ ਕਰਦਾ ਜਾ ਕੇ ਕਹਿ ਦੇ ਬਸ ਜੀ ਵੇਲੇ ਆ ਹੁਣ ਨੌਕਰੀ ਲੈਣ ਅਗਲਾ ਕਹਿੰਦਾ ਵੇਲੜਾ ਨੂੰ ਕੀ ਕੰਮ ਲੈਣਾ ਪਹਿਲਾਂ ਤੂੰ ਘਰ ਦਾ ਕਰਦਾ ਅਗਲਾ ਅਗਲਾ ਕੰਮ ਤੇ ਕੰਮ ਲੈਣ ਗਿਆ ਅਗਲਾ ਪੁੱਛਦਾ ਕਿਵੇਂ ਆਇਓ ਭਾਈ ਕੰਮ ਕਰਨਾ ਜੀ ਕਰ ਹੁਣ ਕਰਦਾ ਕੀ ਹੈ ਘਰ ਦਾ ਸਾਰਾ ਕਰਦੇ ਆ ਜੀ ਮੱਝਾਂ ਦਾ ਕਰਦੇ ਆ ਖੇਤੀ ਦਾ ਕਰਦੇ ਆ ਸਾਰਾ ਘਰ ਦੀ ਜ਼ਿੰਮੇਵਾਰੀ ਮੇਰੇ ਤੇ ਹੈ ਸਾਰਾ ਕੰਮ ਮੈਂ ਕਰਦਾ ਸੋਚਿਆ ਨਾਲ ਜੇ ਨੌਕਰੀ ਵੀ ਮਿਲ ਜੇ ਅਗਲਾ ਕਹਿੰਦਾ ਠੀਕ ਹੈ ਕਰਨ ਵਾਲੇ ਨੂੰ ਅੱਗੇ ਵੀ ਮਿਲ ਜਾਣਾ ਤੇ ਜਿਹੜੇ ਵਿਹਲੜ ਜੇ ਤੋਂ ਅਗਲਾ ਕਹਿੰਦਾ ਵਿਹਲੇ ਨੇ ਕੀ ਕਰਨਾ ਜਿਹੜਾ ਕਰਦਾ ਨਹੀਂ ਕਰਦਾ ਇੱਥੇ ਕੀ ਕਰੂ ਇਹਨੇ ਕੀ ਕਰਨਾ ਇਸ ਕਰਕੇ ਮੇਰੀ ਬੇਨਤੀ ਧਿਆਨ 'ਚ ਰੱਖਿਓ ਮਿਹਨਤ ਕਰਨੀ ਸਿੱਖੀਏ ਜ਼ਿੰਮੇਵਾਰੀਆਂ ਨਿਭਾਉਣੀਆਂ ਸਿੱਖੀਏ ਭੱਜੀਏ ਨਾ ਆਪਣੀਆਂ ਜ਼ਿੰਮੇਵਾਰੀਆਂ ਤੋਂ ਆਪਣੇ ਆਪ ਨੂੰ ਪਛਾਣੀਏ ਗੱਲ ਕੀ ਚੱਲਦੀ ਸੀ ਭਾਈ ਜੇਠਾ ਜੀ ਦਾ ਸਤਕਾਰ ਹੀ ਬਹੁਤ ਹੋ ਰਿਹਾ ਸਾਰੇ ਪਾਸੇ ਕਹਿੰਦੇ ਭਾਈ ਜੇਠੇ ਵਰਗਾ ਕੋਈ ਨਹੀਂ ਇੰਨਾ ਕੰਮ ਕਰਦਾ ਕਹਿੰਦੇ ਦਾਮਾਦ ਤੇ ਬਣਿਆ ਹੀ ਨਹੀਂ ਇਹ ਤੇ ਸੇਵਾਦਾਰ ਹੀ ਹੈ ਭਾਈ ਰਾਮਾ ਕਹਿੰਦਾ ਵੀ ਬੱਲੇ ਬੱਲੇ ਤੇ ਸੇਰੀ ਹੋਈ ਹੋਈ ਜਾਂਦੀ ਹੈ ਮੈਨੂੰ ਤੇ ਕੋਈ ਪੁੱਛਦਾ ਨਹੀਂ ਭਾਈ ਜੇਠਾ ਜੀ ਨੇ ਵੀ ਸ਼ੁਰੂ ਕਰਤਾ ਕੰਮ ਪਰ ਇੱਕ ਸੇਵਾ ਦਿਲੋਂ ਤੇ ਇੱਕ ਸੇਵਾ ਰੀਸ ਦੀ ਰੀਸ ਰੀਸ ਕਰਦੇ ਆ ਵੀ ਮੈਂ ਮੇਰੇ ਮੇਰਾ ਵੀ ਸਤਕਾਰ ਹੋਵੇ ਇੱਕ ਬੰਦਾ ਦਿਲੋਂ ਸੇਵਾ ਕਰਦਾ ਹੁੰਦਾ ਹੈ ਕਈ ਫਿਰ ਉੱਤੋਂ ਉੱਤੋਂ ਲੱਗ ਜਾਂਦੇ ਆ ਕਰ ਜਿਹੜਾ ਉੱਤੋਂ ਉੱਤੋਂ ਕਰਦਾ ਨਾ ਉਹਦਾ ਪਤਾ ਲੱਗ ਜਾਂਦਾ ਟਾਈਮ ਤੇ ਵੈਸੇ 2 ਵੱਜਣ ਵਾਲੇ ਆ ਘੰਟਾ ਹੋ ਗਿਆ ਪਰ 5 ਮਿੰਟ ਚਲੋ ਗੱਲ ਸਮਝ ਲਿਓ ਜਿਹੜੀ ਦਿਲੋਂ ਸੇਵਾ ਕਰਨੀ ਹੁੰਦੀ ਹੈ ਨਾ ਉਹਦਾ ਬੜਾ ਫਰਕ ਹੁੰਦਾ ਜਿਹੜੀ ਦਿਲੋਂ ਤੁਸੀਂ ਗੱਲ ਕਰੋਗੇ ਸੇਵਾ ਕਰੋਗੇ ਇੱਕ ਰੀਸ ਲਈ ਵੀ ਲੋਕੀ ਸਤਕਾਰ ਲੈਣ ਲਈ ਉਹਦਾ ਬੜਾ ਫਰਕ ਹੈ ਘਰ ਵਾਲਾ ਆਇਆ ਰਾਜੇ ਦੇ ਮਹਿਲ ਚੋਂ ਰਾਜੇ ਦੇ ਮਹਿਲ ਚੋਂ ਕੰਮ ਕਰਕੇ ਆਇਆ ਸਾਰਾ ਦਿਨ ਥੱਕਿਆ ਸੀ ਘਰ ਵਾਲੀ ਨੂੰ ਕਹਿੰਦਾ ਪਾਣੀ ਲਿਆ ਪਿਆਸ ਲੱਗੀ ਹੈ ਘਰ ਵਾਲੀ ਪਾਣੀ ਲੈਣ ਚਲੀ ਜਦੋਂ ਤੱਕ ਉਹ ਆਈ ਉਹ ਥੱਕਿਆ ਇੰਨਾ ਸੀ ਕਿ ਸੌਂ ਗਿਆ ਘਰ ਵਾਲਾ ਸੌਂ ਗਿਆ ਉਹ ਇਦਾਂ ਸੁੱਤਾ ਪਿਆ ਉਹਨੇ ਵੇਖਿਆ ਕਿ ਇਹ ਤੇ ਸੌਂ ਗਿਆ ਥਾਣਾ ਹੈ ਨਹੀਂ ਥੱਕਿਆ ਆਇਆ ਮਸਾਂ ਨੀਂਦ ਮੁੜ ਕੇ ਆਵੇ ਨਾ ਉਹ ਪਾਣੀ ਲੈ ਕੇ ਖੜੀ ਉਹ ਜਦੋਂ ਘਰ ਵਾਲਾ ਸਵੇਰੇ ਉੱਠਿਆ ਪਾਣੀ ਲੈ ਕੇ ਖੜੀ ਉਹ ਕਹਿੰਦਾ ਹੱਥ ਹੋ ਗਈ ਬਈ ਤੂੰ ਪਾਣੀ ਲੈ ਕੇ ਖੜੀ ਕਹਿੰਦੀ ਜੀ ਮੈਂ ਕਿਹਾ ਤੂੰ ਸਾਨੂੰ ਕਾਨੂੰ ਥਾਣਾ ਵੀ ਚਲੋ ਉਹ ਬੜਾ ਹੈਰਾਨ ਖੁਸ਼ ਵੀ ਚਲੋ ਹੋਇਆ ਵੀ ਕਮਾਲ ਹੈ ਵੀ ਦੇਖੋ ਇਦਾਂ ਦੀ ਘਰ ਵਾਲੀ ਹਰੇਕ ਜਨਮ 'ਚ ਮਿਲੇ ਵੀ ਸਾਰੀ ਰਾਤ ਵਿਚਾਰੀ ਪਾਣੀ ਲੈ ਕੇ ਖੜੀ ਰਹੀ ਗੱਲ ਨਵੇੜੀਏ ਉਹਨੇ ਆਪਣੇ ਨਾਲ ਦੇ ਬੰਦਿਆਂ ਕੋਲ ਰਾਜੇ ਕੋਲ ਗੱਲ ਕਰ ਦਿੱਤੀ ਬਈ ਨਾਲ ਦਿਆਂ ਕੋਲ ਵੀ ਇਦਾਂ ਹੋਈ ਮੇਰੇ ਨਾਲ ਸਿਪਾਈਆਂ ਨੇ ਅੱਗੇ ਗੱਲ ਵਜ਼ੀਰ ਤੱਕ ਪਹੁੰਚਾਤੀ ਵਜ਼ੀਰ ਨੇ ਰਾਜੇ ਤੱਕ ਪਹੁੰਚਾਤੀ ਰਾਜਾ ਕਹਿੰਦਾ ਮੇਰੇ ਰਾਜ 'ਚ ਇਦਾਂ ਦੀ ਬੀਬੀ ਰਹਿੰਦੀ ਏ ਕਹਿੰਦੇ ਹਾਂ ਕਹਿੰਦਾ ਮੈਂ ਤੇ ਉਹਦਾ ਸਨਮਾਨ ਕਰਨਾ ਹੈ ਰਾਜਾ ਗਿਆ ਤੇ ਰਜਾ ਕੇ ਉਹਨੂੰ ਸਰੋਪੇ ਸਤਕਾਰ ਦਿੱਤਾ ਹਾਰ ਪਾਏ ਵੀ ਕਮਾਲ ਹੈ ਬੀਬੀ ਤੈਨੂੰ ਵੇਖ ਕੇ ਸਿੱਖਿਆ ਲੈਣ ਸਾਰੀਆਂ ਬੀਬੀਆਂ ਵੀ ਇਦਾਂ ਦੀ ਇਦਾਂ ਵੀ ਹੋਣੀ ਚਾਹੀਦੀ ਇੱਕ ਗਵਾਂਢਣ ਸੀ ਉਹ ਕਹਿੰਦੀ ਲੈ ਇਹ ਕਿਹੜੀ ਵੱਡੀ ਗੱਲ ਹੈ ਘਰ ਵਾਲੇ ਨੂੰ ਕਹਿੰਦੀ ਕੰਜਰਾ ਲੇਟ ਆਈ ਅੱਜ ਥੱਕ ਕੇ ਆਈ ਥੱਕ ਕੇ ਉਹ ਥੱਕ ਕੇ ਉਹ ਆਇਆ ਤੇ ਜਦੋਂ ਮੈਂ ਜਾਉਂ ਪਾਣੀ ਲੈਣ ਮੇਰੇ ਆਉਂਦਿਆਂ ਨੂੰ ਸੌਂ ਜੀ ਹੁਣ ਇਹ ਤੇ ਰੀਸ ਹੋ ਗਈ ਨਾ ਵੇਖੋ ਇਹ ਇਹ ਅਸਲੀ ਥੋੜੋ ਹੈ ਇਹ ਤੇ ਰੀਸ ਹੈ ਉਹ ਜਦੋਂ ਕਹਿੰਦੇ ਅੰਦਰ ਪਾਣੀ ਲੈਣ ਉਹ ਜਦੋਂ ਵਾਪਸ ਆਈ ਤੇ ਆਉਂਦਿਆਂ ਨੂੰ ਉਹ ਸੌਂ ਗਿਆ ਨੀਂਦ ਤੇ ਉਹਨੂੰ ਆਈ ਨਹੀਂ ਉਹ ਤੇ ਐਵੇਂ ਹੀ ਸੌਂ ਗਿਆ ਉਹ ਤੇ ਸਾਖੀ ਬਣਾਣੀ ਹੈ ਨਾ ਵੀ ਮੇਰੇ ਘਰ ਵਾਲੀ ਵੀ ਇਦਾਂ ਦੀ ਉਹ ਪਾਣੀ ਲੈ ਕੇ ਇਦਾਂ ਖੜੀ ਰਹੀ ਉਹਨੇ ਕਹਿੰਦਾ ਕਿ ਸੋਚਿਆ ਕਿ ਇਹਨੇ ਤੇ ਸਵੇਰ ਤੱਕ ਉੱਠਣਾ ਨਹੀਂ ਤੇ ਮੈਂ ਖੜੀ ਰਾਂਗੀ ਮੈਂ ਸੌਂ ਜਾਨੀ ਐ ਜੇ ਉੱਠਣ ਤੋਂ ਪਹਿਲਾਂ ਪਹਿਲਾਂ ਫੇਰ ਖੜ ਜੂ ਉਹ ਸੌਂਗੀ ਗਈ ਜਦੋਂ ਸਵੇਰੇ ਉੱਠਣ ਦਾ ਟਾਈਮ ਹੋਇਆ ਉਹ ਉੱਠ ਅੱਖ ਖੋਲਿਆ ਕਰੇ ਵੀ ਉਹ ਉਹਦੇ ਮਤਲਬ ਸੁੱਤੀ ਪਈ ਕਦੋਂ ਇਹ ਉੱਠੇ ਮੈਂ ਫਿਰ ਮੈਂ ਉੱਠਾ ਵੀ ਹਾਏ ਤੂੰ ਖੜੀ ਐ ਪਾਣੀ ਲੈ ਕੇ ਤੇ ਉਹ ਉਹ ਸੁੱਤਾ ਸੁੱਤੀ ਹੋਈ ਉੱਠੀ ਫਿਰ ਉਹਨੇ ਪਾਣੀ ਦਾ ਗਲਾਸ ਇਦਾਂ ਖੜ ਗਈ ਫਿਰ ਇਹ ਜਾਗਦਾ ਤੇ ਪਹਿਲਾਂ ਦਾ ਹੀ ਸੀ ਫਿਰ ਅੱਖਾਂ ਖੋਲੀਆਂ ਅੱਛਾ ਤੂੰ ਸਾਰੀ ਰਾਤ ਖੜੀ ਰਹੀ ਹੈ ਝੂਠ ਹੈ ਸਾਰਾ ਹੀ ਝੂਠ ਤੂੰ ਸਾਰੀ ਰਾਤ ਦੀ ਖੜੀ ਕਹਿੰਦੀ ਹਾਂ ਮੈਂ ਸਾਰੀ ਰਾਤ ਦੀ ਖੜੀ ਚਲੋ ਪਾਣੀ ਪੀ ਕੇ ਨਾਲ ਦਿਆਂ ਨੂੰ ਕਹਿੰਦਾ ਰਾਤ ਮੇਰੇ ਨਾਲ ਇਦਾਂ ਬਣੀ ਉਹ ਗੱਲ ਅੱਗੇ ਤੱਕ ਪਹੁੰਚ ਵੀ ਗਈ ਰਾਜਾ ਕਹਿੰਦਾ ਰਹਿਣ ਦਿਓ ਹੁਣ ਸਭ ਪਖੰਡ ਹੋ ਰਿਹਾ ਉਹ ਤੇ ਇੱਕ ਵਾਰੀ ਹੋਈ ਸੀ ਹੁਣ ਤੇ ਨਕਲ ਹੋ ਰਹੀ ਹੈ ਹੁਣ ਤੇ ਸਰੋਪਿਆਂ ਵਾਲੇ ਐ ਹੁਣ ਤੇ ਹਾਰ ਚਾਹੁੰਦੇ ਆ ਅਗਲੇ ਉਹ ਜੋ ਹੋਣਾ ਸੀ ਉਹ ਕੁਦਰਤੀ ਸੀ ਆਪਣੇ ਆਪ ਸੀ ਦਿਲੋਂ ਸੀ ਇਹ ਹੁਣ ਫਾਰਮੈਲਟੀਆਂ ਨੇ ਇਹ ਦਿਖਾਵੇ ਨੇ ਦਿਖਾਵੇ ਹੈ ਇੱਕ ਹੁਣ ਮੰਨ ਲਓ ਅੱਜ ਆਪਾਂ ਸਾਰਿਆਂ ਨੇ ਗੱਲ ਸੁਣ ਲਈ ਆ ਸੁਣ ਲਈ ਜਾ ਕੇ ਹਰੇਕ ਹੀ ਲੰਗਰ ਚ ਕਵੇ ਮੈਂ ਤੇ ਵਰਤਾਵਾ ਬਣਨਾ ਹੈ ਤੇ ਵਰਤ ਛਕੇਗਾ ਕੌਣ ਫਿਰ ਹਰੇਕ ਹੀ ਬਾਲਟੀ ਚੱਕ ਕੇ ਖੜੇ ਅੱਜ ਮੰਨ ਲਓ ਤੁਸੀਂ ਸਾਰੀਆਂ ਗੱਲਾਂ ਅੱਜ ਅੱਜ ਤਾਜ਼ੀਆਂ ਤਾਜ਼ੀਆਂ ਸੁਣੀਆਂ ਨੇ ਨਾ ਤੇ ਆਪਾਂ ਆਪਾਂ ਜਾਣ ਸਰ ਕੀ ਮੈਂ ਤੇ ਬਾਲਟੀ ਚੱਕੂ ਮੈਂ ਤੇ ਸੇਵਾ ਕਰ ਸੇਵਾਦਾਰ ਬਣਨਾ ਮੈਂ ਮੈਂ ਥੋੜਾ ਇਦਾਂ ਬਹਿਣਾ ਵੀ ਮੈਨੂੰ ਲਿਆ ਕੇ ਦਿਓ ਤੇ ਇਦਾਂ ਇਦਾਂ ਨਹੀਂ ਹੁੰਦਾ ਭਾਵ ਇਸ ਚੀਜ਼ ਨੂੰ ਸਮਝਣਾ ਹੁੰਦਾ ਫਿਰ ਨਕਲ ਲੱਗਦੀ ਹੈ ਜੀ ਨਕਲ ਲੱਗਦੀ ਫਿਰ ਹਾਸਾ ਹੈ ਕਈ ਵਾਰੀ ਹੁਣ ਆਪਾਂ ਬਾਹਰ ਆਈਏ ਉੱਥੇ ਕੰਮ ਚੱਲਦਾ ਹੋਵੇ ਜਦੋਂ ਮੈਂ ਖੜਾ ਕੋਲ ਫਿਰ ਹਰੇਕ ਹੀ ਆ ਜਾਂਦਾ ਮੈਂ ਵੀ ਲੱਗ ਜਾ ਮੈਂ ਵੀ ਚੱਕ ਲਾਂ ਜਦੋਂ ਮੈਂ ਮਾੜਾ ਜਿਹਾ ਅੰਦਰ ਗਿਆ ਉਹਨੇ ਫਿਰ ਸਿੱਟ ਦੇਣਾ ਸਾਰਾ ਕੁਝ ਉੱਥੇ ਪਤਾ ਲੱਗ ਹੀ ਜਾਂਦਾ ਨਾ ਜਿੱਦਾਂ ਹੁਣ ਮੰਨ ਲਓ ਆਹ ਕੰਮ ਕਰੋ ਫਟਾਫਟ ਫਿਰ ਸਾਰੇ ਹੀ ਚੱਕ ਲਈ ਮਾੜਾ ਜਿਹਾ ਅੰਦਰ ਜਾਓਗੇ ਤੁਸੀਂ ਫੇਰ ਹੋਗੇ ਇਹ ਨਕਲੀ ਸੇਵਾ ਨਹੀਂ ਜੋ ਵੀ ਕਰੀਏ ਦਿਲੋਂ ਕਰੀਏ ਤੁਸੀਂ ਦਿਲ ਲਾ ਕੇ ਕਰਨਾ ਧਰਮ ਦਾ ਮਾਰਗ ਬਸ ਦਿਲੋਂ ਮੁਹੱਬਤ ਜੇ ਸਹੀ ਸੱਚੀ ਦਿਲੋਂ ਫੇਰ ਗੱਲ ਬਣੇ ਇਹ ਨਹੀਂ ਵੀ ਕੋਈ ਮੈਨੂੰ ਵੇਖਦਾ ਹੈ ਮੈਨੂੰ ਨਹੀਂ ਵੇਖਦਾ ਮੇਰਾ ਸਤਕਾਰ ਕਰਦਾ ਹੈ ਨਹੀਂ ਕਰਦਾ ਇਹ ਸੋਚ ਕੇ ਨਹੀਂ ਕਰਨਾ ਹੁੰਦਾ ਕਰੀ ਜਾਈਦਾ ਸਰੋਪਿਆਂ ਲਈ ਨਹੀਂ ਕਰਨਾ ਹੁੰਦਾ ਚਲੋ ਜੀ ਹੁਣ ਭਾਈ ਜੇਠਾ ਜੀ ਦਾ ਸਤਕਾਰ ਹੁੰਦਾ ਹੈ ਰਾਮਾ ਜੀ ਵੀ ਲੱਗ ਪਏ ਕਰਨ ਸੇਵਾ ਰਾਮਾ ਜੀ ਨੂੰ ਵੀ ਲੋਕੀ ਕਹਿਣ ਲੱਗ ਗਏ ਕਿਉਂਕਿ ਹਰੇਕ ਬੰਦੇ ਨੂੰ ਪਰਖ ਨਹੀਂ ਹੁੰਦੀ ਲੋਕੀ ਕਿਹਾ ਕਿ ਰਾਮਾ ਜੀ ਵੀ ਬੜੇ ਕਮਾਲ ਦੇ ਐ ਜੇਠਾ ਜੀ ਤੇ ਸੇਵਾ ਪਹਿਲਾਂ ਹੀ ਕਰਦੇ ਸੀ ਹੁਣ ਤੇ ਰਾਮਾ ਜੀ ਵੀ ਸੇਵਾ ਬਹੁਤ ਕਰਦੇ ਐ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਪੁੱਛਿਆ ਕਹਿੰਦੇ ਗੁਰੂ ਜੀ ਇਹਨਾਂ ਚੋਂ ਦਿਲੋਂ ਕੌਣ ਕਰਦਾ ਹੈ ਮਾਰ ਕਹਿੰਦੇ ਜਿਹੜਾ ਦਿਲੋਂ ਕਰਦਾ ਉਹਦਾ ਪਤਾ ਲੱਗ ਜਾਏਗਾ ਆਪੇ ਸਮਾਂ ਦੱਸੂ ਨਹੀਂ ਸੱਚੇ ਪਾਤਸ਼ਾਹ ਦੱਸੋ ਬਸ ਫਿਰ ਇੱਕ ਦਿਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਕਹਿਤਾ ਕਹਿੰਦੇ ਥੜੇ ਬਣਾਉਣੇ ਆ ਭਾਈ ਪੋਥੀਆਂ ਰੱਖਣ ਲਈ ਥੜਾ ਬਣਾਉਣਾ ਹੈ ਰਾਮਾ ਜੀ ਆਓ ਬਣਾਓ ਥੜਾ ਜੇਠਾ ਜੀ ਤੁਸੀਂ ਵੀ ਬਣਾਓ ਜਿਹੜਾ ਵਧੀਆ ਥੜਾ ਬਣਾਏਗਾ ਉੱਥੇ ਪੋਥੀਆਂ ਰੱਖਾਂਗੇ ਭਾਈ ਜੇਠਾ ਜੀ ਕਹਿੰਦੇ ਰਾਮਾ ਜੀ ਕਹਿੰਦੇ ਕਿੰਨੀ ਉਚਾਈ ਕਿੰਨੀ ਲੰਬਾਈ ਕਿੰਨੀ ਚੌੜਾਈ ਦੱਸੋ ਥੜੇ ਦੀ ਉਚਾਈ ਵੀ ਦੱਸੀ ਚੌੜਾਈ ਵੀ ਦੱਸੀ ਤੇ ਲੰਬਾਈ ਸਾਰਾ ਦੱਸਦਾ ਵੀ ਇੰਨਾ ਲੰਬਾ ਇੰਨਾ ਚੌੜਾ ਇੰਨਾ ਉੱਚਾ ਉਚਾਈ ਲੰਬਾਈ ਸਭ ਦੱਸਦੀ ਉਸ ਤੋਂ ਬਾਅਦ ਫਿਰ ਭਾਈ ਰਾਜੇਠਾ ਜੀ ਨੂੰ ਵੀ ਦੱਸਦੀ ਭਾਈ ਰਾਮਾ ਜੀ ਨੂੰ ਸ਼ਾਮ ਤੱਕ ਖੜੇ ਤਿਆਰ ਹੋ ਗਏ ਗੁਰੂ ਅਮਰਦਾਸ ਜੀ ਆਉਣ ਸਾਰ ਸਾਰੀ ਸੰਗਤ ਵੇਖਦੀ ਹੈ ਮਹਾਰਾਜ ਕਹਿੰਦੇ ਬਣੀ ਨਹੀਂ ਗੱਲ ਰਾਮਾ ਜੀ ਥੜਾ ਠੀਕ ਨਹੀਂ ਕਹਿੰਦੇ ਮਹਾਰਾਜ ਇਹ ਦੱਸੋ ਵੀ ਨੁਕਸ ਕੀ ਠੀਕ ਨਹੀਂ ਉਚਾਈ ਘੱਟ ਲੰਬਾਈ ਘੱਟ ਕਿ ਚੁੜਾਈ ਘੱਟ ਹੈ ਮਹਾਰਾਜ ਕਹਿੰਦੇ ਰਾਮਿਆ ਠੀਕ ਨਹੀਂ ਰਾਮਾ ਕਹਿੰਦਾ ਹੈ ਤੇ ਠੀਕ ਹੈ ਜੀ ਚਲੋ ਦੁਆਰਾ ਬਣਾ ਦਿੰਦੇ ਜੇਠਾ ਜੀ ਕੋਲ ਗਏ ਮਹਾਰਾਜ ਕਹਿੰਦੇ ਜੇਠਿਆ ਬਣੀ ਨਹੀਂ ਗੱਲ ਕਹਿੰਦੇ ਸੱਚੇ ਪਾਤਸ਼ਾਹ ਬਸ ਕੋਈ ਨਹੀਂ ਕੱਲ ਤੱਕ ਕਿਰਪਾ ਕਰੋ ਬਣ ਜਾਏ ਉਹਨੇ ਦੁਆਰਾ ਨਹੀਂ ਕਿਹਾ ਕੱਲ ਤੱਕ ਤਾਤਾ ਅਗਲੇ ਦਿਨ ਸਾਡੇ ਫੇਰ ਸਾਰਾ ਦਿਨ ਤਿਆਰ ਹੁੰਦੇ ਰਹੇ ਸ਼ਾਮ ਨੂੰ ਗੁਰੂ ਜੀ ਫੇਰ ਆਏ ਹਾਂਜੀ ਰਾਮਾ ਜੀ ਥੜਾ ਨਾ ਬਣੀ ਨਹੀਂ ਗੱਲ ਜਦੋਂ ਕਿਹਾ ਨਾ ਬਣੀ ਨਹੀਂ ਕਹਿੰਦੇ ਮਾਰ ਕਿਸੇ ਵੈਦ ਨੂੰ ਵਿਖਾ ਲਓ ਕਿਤੇ ਅੱਖਾਂ 'ਚ ਨਾ ਕੋਈ ਪ੍ਰੋਬਲਮ ਆ ਗਈ ਹੋਵੇ ਵੀ ਹੈ ਤੇ ਠੀਕ ਹੈ ਤੁਸੀਂ ਤੁਸੀਂ ਉਹੀ ਆ ਚੈੱਕ ਕਰਾਓ ਬੜੇ ਵੱਡੀਆਂ ਅੱਖਾਂ ਆਪਣੀਆਂ ਗੁਰੂ ਸਾਹਿਬ ਨੂੰ ਕਹਿੰਦਾ ਮਾਰਾ ਕਹਿੰਦੇ ਠੀਕ ਨਹੀਂ ਦੱਸੋ ਤੇ ਸਿਰ ਨੁਕਸ ਕੀ ਹੈ ਇਹਦੇ 'ਚ ਹੁਣ ਜੋ ਅੰਦਰ ਹੈ ਬਾਹਰ ਤੇ ਆਉਣਾ ਹੀ ਆਉਣਾ ਹੈ ਨਾ ਪਿਆਰੇ ਕਿੰਨਾ ਚਿਰ ਪਰਦਾ ਜਾ ਪਾ ਕੇ ਗੁਰਮਖਤਾਈ ਦਾ ਢੋਂਗ ਜਾ ਕਰਦੇ ਨਾ ਕਿ ਵੀ ਬੜੇ ਗੁਰਮਖਾਂ ਜੋ ਅੰਦਰ ਹੈ ਉਹ ਬਾਹਰ ਆ ਜਾਣਾ ਕਿੰਨਾ ਚਿਰ ਆਪਾਂ ਪੜਦੇ ਪਾਈ ਰੱਖੇ ਆ ਹੁਣ ਵੇਖੋ ਆ ਕਈ ਬਾਬੇ ਬਹੁਤ ਰੋ ਰੋ ਕੇ ਕੀਰਤਨ ਕਰਦੇ ਵੇਖੇ ਐ ਲੱਗਦਾ ਵੀ ਕਿੰਨੀ ਬਰਾਗੀ ਰੂਹ ਹੈ ਆ ਪਿੱਛੇ ਜੇ ਹਜੂਰ ਸਾਹਿਬ ਨਹੀਂ ਜਿੱਦਨ ਪੁਤਲਾ ਫੂਕਿਆ ਤੇ ਉਹ ਬੰਦਾ ਹਜੂਰ ਸਾਹਿਬ ਵੀ ਬਾਬਾ ਬੋਲਿਆ ਸੀ ਉਹ ਬੜਾ ਹੀ ਮੋਟਾ ਡੇੜੀਆਂ ਪਿੰਜਣੀਆਂ ਵਾਲਾ ਤਿੰਨ ਚਾਰ ਬੰਦਿਆਂ ਦੀਆਂ ਪਿੰਜਣੀਆਂ ਰਲਾਉਂਗੇ ਤੇ ਉਹਦੀ ਕੱਲੇ ਦੀ ਪਿੰਜਣੀ ਬਣਦੀ ਹੈ ਪੈਰ ਦੇ ਉੱਤੇ ਐ ਗਿੱਟਾ ਹੈ ਨਹੀਂ ਉਹਦਾ ਐ ਲੱਗਦਾ ਵੀ ਸਿੱਧਾ ਹੀ ਫਿੱਟ ਗਈ ਕਦੇ ਤੁਸੀਂ ਨੋਟ ਕਰਕੇ ਵੇਖਿਓ ਵੀ ਇੱਕ ਤੇ ਹੁੰਦਾ ਨਾ ਵੀ ਪਹਿਲਾਂ ਪੈਰ ਆਉਂਦਾ ਫਿਰ ਗਿੱਟਾ ਆਉਂਦਾ ਫਿਰ ਪਿੰਜਣੀ ਸ਼ੁਰੂ ਹੁੰਦੀ ਹੈ ਉਹਦੇ ਗਿੱਟਾ ਦਿਸਦਾ ਹੀ ਨਹੀਂ ਐ ਸਿੱਧੀ ਫਿੱਟ ਹੈ ਪਿੰਜਣੀ ਗਿੱਟਾ ਨਹੀਂ ਵਿੱਚ ਦਿਸਦਾ ਇੱਕੋ ਹੀ ਹੋਇਆ ਪਿਆ ਇੰਨਾ ਮਾਸ ਚੜਿਆ ਹੋਇਆ ਐਡਾ ਵਿੱਚ ਝੋਟੇ ਵਾਲਾ ਮਾਸ ਹੈ ਐਡਾ ਮੋਟਾ ਐ ਉਂਗਲੀ ਨਹੀਂ ਖੋਬ ਸਕਦੇ ਤੁਸੀਂ ਉਹਦੇ ਢਿੱਡ ਐਡਾ ਫੁੱਲਿਆ ਤੇ ਉਹ ਉਹ ਬੜਾ ਰੋਂਦਾ ਹਾਏ ਹੋਏ ਰੱਬਾ ਕਿੰਨਾ ਗੁਰਸਿੱਖ ਕਿੰਨੀ ਗੁਰਮੁਖ ਰੂਹ ਤੇ ਉਹ ਬੰਦਾ ਵੀ ਤੁਸੀਂ ਸੱਚੀ ਮੈਂ ਦੇਖਿਆ ਵੀ ਹੁਣ ਜਦੋਂ ਪਿੱਛੇ ਚੱਲਿਆ ਨਾ ਸਾਡਾ ਐ ਕਰਤਾ ਇੰਦਰਾ ਨਹੀਂ ਛੱਡੀ ਸਿੰਘਾਂ ਨੇ ਭਾਵ ਉਹ ਮੈਂ ਕਿਹਾ ਜੋ ਆ ਤੇਰੇ ਅੰਦਰ ਆ ਤੁਹਾਡੇ ਅੰਦਰ ਚਿੱਟੇ ਚੋਲੇ ਜ਼ਰੂਰ ਪਾਏ ਆ ਪਰ ਅੱਜ ਆ ਅੱਗ ਹੈ ਨਾ ਜਿਹੜੀ ਇਹ ਤੁਹਾਡੇ ਅੰਦਰ ਭਰੀ ਪਈ ਹੈ ਜੋ ਅੰਦਰ ਹੈ ਉਹ ਬਾਹਰ ਆ ਰਿਹਾ ਵੀ ਬਾਬੇ ਸ਼ਾਂਤੀ ਦੇ ਸਮੁੰਦਰ ਨਹੀਂ ਇਹ ਸ਼ਾਂਤੀ ਦਾਸ ਨਹੀਂ ਇਹ ਭੰਬੜ ਦਾਸ ਨੇ ਹੁਣ ਵੇਖੋ ਤੁਸੀਂ ਕਿਵੇਂ ਭਾਂਬੜ ਮੱਚਦੇ ਕਿਵੇਂ ਤੜਫ ਰਹੇ ਆ ਸਾਰੇ ਕਿਉਂਕਿ ਗੱਦੀਆਂ ਖੁੱਸਦੀਆਂ ਨਜ਼ਰ ਆਉਂਦੀਆਂ ਆਖੋ ਸਤਨਾ ਸ੍ਰੀ ਬਾਸ਼ ਹੁਣ ਇਹਨਾਂ ਨੂੰ ਦਿਸਦਾ ਹੈ ਵੀ ਲੋਕ ਸਿਆਣੇ ਹੋ ਚੱਲੇ ਆ ਨੌਜਵਾਨ ਸਿਆਣੇ ਹੋ ਚੱਲੇ ਆ ਯਾਰ ਲੋਕੀ ਆਪੇ ਬਾਣੀ ਪੜਨ ਲੱਗ ਗਏ ਆਪੇ ਘਰ ਘਰ ਪੁੱਥੀਆਂ ਲੈ ਕੇ ਆਪ ਸਮਝਣ ਲੱਗ ਪਏ ਹੌਲੀ ਹੌਲੀ ਨੈਟ ਦੇ ਉੱਤੇ ਆ ਰਿਹਾ ਕਥਾ ਚੱਲ ਰਹੀ ਹੈ ਇਹ ਅੱਜ ਕੱਲ ਲੋਕ ਆਪ ਸਿਆਣੇ ਹੋ ਗਏ ਆ ਗੱਦੀਆਂ ਜਦੋਂ ਖੁੱਸਦੀਆਂ ਦਿਸਦੀਆਂ ਨਾ ਤੇ ਐਦਾਂ ਬੈਠੇ ਸ਼ਾਂਤੀ ਦਾਸ ਹੁਣ ਭਾਂਬੜ ਦਾਸ ਬਣ ਚੱਲੇ ਗਏ ਤੁਸੀਂ ਵੇਖਿਓ ਜਿਹੜੇ ਤੇੜੇ ਐ ਕਹਿੰਦੇ ਨਾ ਵੀ ਅਸੀਂ ਬਹੁਤ ਸ਼ਾਂਤ ਆ ਅਸੀਂ ਤੇ ਠੰਡੇ ਜਿਹੜੇ 84 ਵੇਲੇ ਵੀ ਨਹੀਂ ਬੋਲੇ ਹੁਣ ਤੁਸੀਂ ਇਹਨਾਂ ਨੂੰ ਬੋਲਦਿਆਂ ਨੂੰ ਵੇਖਿਓ ਹੁਣ ਇਹਨਾਂ ਨੂੰ ਗੋਲੀਆਂ ਚਲਾਉਂਦਿਆਂ ਨੂੰ ਵੇਖਿਓ ਹੁਣ ਇਹ ਭਟਕ ਭਟਕੇ ਹੋਏ ਕਿਉਂਕਿ ਗੱਦੀਆਂ ਖੁੱਸ ਰਹੀਆਂ ਪਤਾ ਹੀ ਹੁਣ ਲੱਗਣਾ ਪਤਾ ਹੀ ਹੁਣ ਲੱਗੂ ਵੀ ਕਿੰਨੀ ਕੁ ਸ਼ਾਂਤੀ ਹੈ ਕਿੰਨਾ ਕੁ ਰਸ ਆਇਆ ਹੁਣ ਦੂਜਾ ਦਿਨ ਹੋਇਆ ਥੜਾ ਬਣਿਆ ਭਾਈ ਜੇਠਾ ਜੀ ਥੜਾ ਠੀਕ ਨਹੀਂ ਕਹਿੰਦੇ ਮਹਾਰਾਜ ਇੱਕ ਮੌਕਾ ਹੋਰ ਦੇ ਦਿਓ ਨਾ ਕਿਤੇ ਇੱਕ ਵਾਰੀ ਬਣਾ ਲਾਂ ਕਿਰਪਾ ਵੀ ਰੱਖਿਓ ਮਹਾਰਾਜ ਬਸ ਅਕਲ ਦਿਓ ਮਿਹਰ ਕਰ ਦਿਓ ਮੈਂ ਬਣਾ ਲਾਂ ਚਲੋ ਜੀ ਤੀਜੇ ਦਿਨ ਥੜਾ ਤਿਆਰ ਹੋ ਗਿਆ ਕਹਿੰਦੇ ਜੇ ਰਾਮੇ ਥੜਾ ਠੀਕ ਨਹੀਂ ਬਣਿਆ ਵਗਾ ਕੇ ਮਾਰਿਆ ਬੱਠਲ ਤਸਲਾ ਕਈਓ ਫਿਰਦੀ ਕਹਿੰਦੇ ਮੇਰੇ ਤੋਂ ਤਾਂ ਇਹ ਜੀ ਬਣਦਾ ਜੇ ਕੋਈ ਇਦੂ ਵਧੀਆ ਬਣਾਉਂਦਾ ਉਤੋਂ ਬਣਵਾ ਲਾ ਤਿੰਨ ਦਿਨ ਹੋ ਗਏ ਕਹਿੰਦਾ ਇਹੀ ਮੱਥਾ ਮਾਰੀ ਜਾਂਦਾ ਚੰਗਾ ਬਣਾ ਥੜਾ ਹੈ ਆ ਗਿਆ ਨਾ ਬਾਹਰ ਜੋ ਕੁਝ ਅੰਦਰ ਸੀ ਜੋ ਪਾਵੈ ਭਾਂਡੇ ਵਿੱਚ ਵਸਤ ਸਾ ਨਿਕਲਿਆ ਕਿਆ ਕੋਈ ਕਰੇ ਵਿਚਾਰਾ ਜੋ ਅੰਦਰ ਸੀ ਬਾਹਰ ਜਦੋਂ ਸਾਰੀ ਸੰਗਤ ਵੇਖਦੀ ਹੈ ਵੀ ਉਹ ਤਾਂ ਸਿੱਟ ਕੇ ਉਹ ਗਿਆ ਰਾਮਾ ਤੇ ਗਿਆ ਅੰਦਰ ਰੁੱਸ ਕੇ ਭੱਜ ਗਿਆ ਜਦੋਂ ਗਏ ਭਾਈ ਜੇਠਾ ਜੇਠਿਆ ਥੜਾ ਠੀਕ ਨਹੀਂ ਕਹਿੰਦੇ ਮਹਾਰਾਜ ਮੈਂ ਬਹੁਤ ਮੂਰਖ ਹਾਂ ਤੁਹਾਡੇ ਸਮਝਾਉਣ 'ਚ ਕਮੀ ਨਹੀਂ ਮੇਰੇ ਸਮਝਣ 'ਚ ਕਮੀ ਮੈਨੂੰ ਹਿਸਾਬ ਹੀ ਨਹੀਂ ਆਇਆ ਮੈਂ ਕਰਾਂ ਕੀ ਮਹਾਰਾਜ ਐਂ ਬਹਿ ਹੀ ਗਏ ਬਸ ਹੱਥ ਜੋੜ ਕੇ ਮੇਰੀਆਂ ਗਲਤੀਆਂ ਮੇਰੇ 'ਚ ਕਮੀਆਂ ਮੇਰੇ 'ਚ ਘਾਟਾਂ ਸੰਗਤ ਨੂੰ ਗੁਰੂ ਸਾਹਿਬ ਸੱਚੇ ਪਾਤਸ਼ਾਹ ਇਦਾਂ ਵੇਖ ਕੇ ਕਹਿੰਦੇ ਸੰਗਤੇ ਫਿਰ ਕੀ ਖਿਆਲ ਹੈ ਹੁਣ ਦੱਸੋ ਕੌਣ ਕਰਦਾ ਦਿਨੋਂ ਸੇਵਾ ਕਹਿੰਦੇ ਜੀ ਹੁਣ ਤੇ ਪੁੱਛਣ ਦੀ ਲੋੜ ਹੀ ਨਹੀਂ ਹੁਣ ਤੇ ਸਾਹਮਣੇ ਹੀ ਦੇਸੀ ਰਿਹਾ ਇਹ ਦਿਖਾਵਾ ਹੈ ਆ ਆ ਇਹ ਪਹਿਲਾਂ ਤੋਂ ਅੰਦਰੋਂ ਕਰਦਾ ਮਾਰ ਕਹਿੰਦੇ ਬਾਕੀ ਪਿਆਰਿਓ ਪੋਥੀਆਂ ਲਈ ਤੇ ਥੜਾ ਕੋਈ ਵੀ ਬਣਾ ਸਕਦਾ ਮੈਂ ਤੇ ਅੰਦਰ ਵਾਲਾ ਤੁਹਾਡਾ ਥੜਾ ਚੈੱਕ ਕਰਦਾ ਸੀ ਵੀ ਜਿਹਦੇ ਤੇ ਪ੍ਰਕਾਸ਼ ਕਰਨਾ ਹੈ ਉਹ ਕਿਹਦੇ ਅੰਦਰ ਬਣੇ ਅੰਦਰ ਵੀ ਪ੍ਰਕਾਸ਼ ਹੋਣਾ ਹੈ ਨਾ ਸ਼ਰਧਾ ਦਾ ਥੜਾ ਚਾਹੀਦਾ ਅੰਦਰ ਜਿਹਦੇ ਤੇ ਬਾਣੀ ਟਿਕਦੀ ਏ ਸੱਚਾ ਗਿਆਨ ਜਿਹਦੇ ਤੇ ਟਿਕਦਾ ਹੈ ਉਹ ਅੰਦਰ ਥੜਾ ਹੋਣਾ ਚਾਹੀਦਾ ਹੈ ਕਹਿੰਦੇ ਹੁਣ ਤੇ ਸਭ ਦੇ ਸਾਹਮਣੇ ਹੈ ਕਹਿੰਦੇ ਜੀ ਸਾਹਮਣੇ ਹੈ ਹੁਣ ਹੁਣ ਕੋਈ ਪੜਦਾ ਨਹੀਂ ਰਿਹਾ ਇਸ ਕਰਕੇ ਪਿਆਰਿਓ ਜੋ ਅੰਦਰ ਹੈ ਉਹ ਬਾਹਰ ਆ ਹੀ ਜਾਣਾ ਇਸ ਕਰਕੇ ਲੋਕਾਂ ਦੀਆਂ ਨਜ਼ਰਾਂ ਨਾਲ ਨਾ ਆਪਣੇ ਆਪ ਨੂੰ ਵੇਖੀਏ ਆਪਣੇ ਗੁਣ ਪ੍ਰਗਟ ਕਰੀਏ ਆਪਣੇ ਗੁਣਾਂ ਨੂੰ ਵੇਖਣਾ ਰੱਬ ਨੂੰ ਵੇਖਣਾ ਹੈ ਆਪਣੇ ਆਪ ਨੂੰ ਵੇਖਣਾ ਹੀ ਰੱਬ ਨੂੰ ਵੇਖਣਾ ਹੈ ਨਾਨਕ ਸੇ ਅੱਖਣੀਆਂ ਵਿਅਨ ਜਿੰਨੀ ਦਸੰਦੋ ਮਾਂ ਪੀਰੀ ਉਹ ਪਰਮਾਤਮਾ ਸਾਡੇ ਅੰਦਰ ਹੈ ਉਹ ਅੰਦਰ ਹੈ ਸਾਡੇ ਉਹ ਤੇ ਅੱਖੀਆਂ ਨੇ ਹੋਰ ਜਿਨਾ ਨਾਲ ਦਿਸਦਾ ਪ੍ਰੀਤਮ ਪਿਆਰਾ ਅੱਖੀਆਂ ਨੇ ਹੋਰ

ਆਪਣੇ ਆਪ ਚੋਂ ਪ੍ਰਗਟ ਕਰਕੇ ਵੇਖਣਾ ਹੈ ਆਪਣੇ ਆਪ ਚੋਂ ਪ੍ਰਗਟ ਕਰਨਾ ਹੈ ਬਾਹਰੋਂ ਨਹੀਂ ਵੇਖਣਾ ਜੀ ਅੰਦਰੋਂ ਵੇਖਣਾ ਅੰਦਰੋਂ ਅੰਦਰ ਹੈ ਸਾਰਾ ਕੁਝ ਬਾਹਰ ਨਹੀਂ ਬਸ ਆਪਣੇ ਗੁਣਾਂ ਨੂੰ ਜਿਵੇਂ ਜਿਵੇਂ ਬੰਦਾ ਪ੍ਰਗਟ ਕਰੀ ਜਾਂਦਾ ਹੈ ਰੱਬ ਜੀ ਦੇ ਦਰਸ਼ਨ ਹੋਈ ਜਾਂਦੇ ਤੇ ਜਿੱਦਣ ਸਾਰੇ ਗੁਣ ਪ੍ਰਗਟ ਹੋ ਜਾਂਦੇ ਫਿਰ ਇਦਾਂ ਲੱਗਦਾ ਹੈ ਇਹ ਕਲਗੀਆਂ ਵਾਲਾ ਨਹੀਂ ਇਹ ਤੇ ਸਾਡਾ ਰੱਬ ਹੈ ਵਾਹ ਇਦਾਂ ਰੱਬ ਦਿਸਦਾ ਸੀ ਗੁਰੂ ਗੋਬਿੰਦ ਸਿੰਘ ਚ ਭਗਤ ਪਿਆਰਿਆਂ ਗੁਰੂ ਨਾਨਕ ਜੋ ਕਹਿੰਦੇ ਸੀ ਰੱਬ ਦਿਸਦਾ ਕਿਉਂ ਰੱਬ ਰੱਬ ਕੀ ਦਿਸਦਾ ਚਿਹਰਾ ਰੱਬ ਵਰਗਾ ਰੱਬ ਦਾ ਚਿਹਰਾ ਤੇ ਵੇਖ ਭਾਵ ਕੇ ਰੱਬੀ ਗੁਣ ਜਿਨ੍ਹਾਂ ਚੋਂ ਪ੍ਰਗਟ ਹੋ ਜਾਂਦੇ ਨੇ ਉਹ ਰੱਬ ਵਰਗੇ ਲੱਗਣ ਲੱਗ ਪੈਂਦੇ ਆ ਰੱਬੀ ਗੁਣ ਪ੍ਰਗਟ ਹੋ ਜਾਂਦੇ ਨੇ ਤੇ ਜਿਹੜਾ ਬੰਦਾ ਆਪਣੇ ਚੋਂ ਰੱਬੀ ਗੁਣ ਪ੍ਰਗਟ ਕਰ ਲੈਂਦਾ ਉਹਨੂੰ ਆਪਣੇ ਆਪ ਚੋਂ ਹੀ ਪਰਮਾਤਮਾ ਨਜ਼ਰ ਆਉਂਦਾ ਸੱਚਾ ਹੋ ਗਿਆ ਸੱਚ ਦਾ ਹਿੱਸਾ ਜਦੋਂ ਬਣ ਗਿਆ ਸੱਚ ਖੰਡ ਬਣ ਗਿਆ ਸੱਚ ਖੰਡ ਹੋ ਗਿਆ ਜਦੋਂ ਸੱਚ ਦਾ ਪਾਠ ਬਣ ਗਿਆ ਸੱਚ ਖੰਡ ਵਸੈ ਇਹ ਸੁਰਤ ਕਰਕੇ ਜਦੋਂ ਬੰਦਾ ਇੱਥੇ ਜਾਂਦਾ ਉਹਨੂੰ ਫਿਰ ਹਰ ਪਾਸੇ ਪਰ ਪਰਮਾਤਮਾ ਹੀ ਨਜ਼ਰ ਆਉਂਦਾ ਰੱਬ ਦੀ ਸੇਵਾ ਕਰਦਾ ਜਿੱਥੇ ਵੀ ਕਰਦਾ ਉਹ ਮਾਲਕ ਦੀ ਵੀ ਸੇਵਾ ਕਰ ਰਿਹਾ ਇਸ ਕਰਕੇ ਸਤਿਗੁਰੂ ਸਾਡੇ ਸਾਰਿਆਂ ਤੇ ਕਿਰਪਾ ਕਰਨ ਸਾਨੂੰ ਜ਼ਿੰਮੇਵਾਰੀਆਂ ਨਿਭਾਉਣ ਦਾ ਚੱਜ ਆਵੇ ਆਪਣੇ ਆਪ ਨੂੰ ਵੇਖ ਸਕੀਏ ਲੋਕਾਂ ਦੀਆਂ ਨਜ਼ਰਾਂ ਨਾਲ ਨਾ ਆਪਣੇ ਆਪ ਨੂੰ ਵੇਖੀ ਵੀ ਲੋਕੀ ਮੈਨੂੰ ਕੀ ਸਮਝਦੇ ਲੋਕੀ ਗੁਰਮੁਖ ਸਮਝਦੇ ਤੇ ਮੈਂ ਆਪਣੇ ਆਪ ਨੂੰ ਕਹਾਂ ਮੈਂ ਗੁਰਮੁਖੀ ਹਾਂ ਲੋਕੀ ਮੈਨੂੰ ਬੜਾ ਚੰਗਾ ਸੀ ਨਾ ਨਾ ਆਪਣੇ ਆਪ ਨੂੰ ਪਤਾ ਹੀ ਹੈ ਅਸੀਂ ਕਿੱਥੇ ਖੜੇ ਆ ਇਹ ਬਚਨ ਫਿਰ ਇਸੇ ਕਰਕੇ ਸਭ ਕੁਝ ਹੁੰਦਿਆਂ ਹੋਇਆਂ ਵੀ ਇੰਨੀ ਗਹਿਰੇ ਤਲ ਤੇ ਨਿਮਰਤਾ ਰੱਖ ਕੇ ਜਿਵੇਂ ਹੁਣ ਭਾਈ ਗੁਰਦਾਸ ਜੀ ਕਹਿੰਦੇ ਕਿੰਨੀ ਵੱਡੀ ਨਿਮਰਤਾ ਹਉ ਅਪਰਾਧੀ ਗੁਨਾਹਗਾਰ ਹਉ ਬੇਮੁਖ ਮੰਦਾ ਚੋਰ ਯਾਰ ਜਵਾਰ ਹਉ ਕਰ ਪਰ ਕਰ ਜੋ ਹੁੰਦਾ ਨਿੰਦਕ ਦੁਸ਼ਟ ਹਰਾਮਖੋਰ ਠੱਗ ਦੇਸ਼ਟ ਕਰਦਾ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰਨ ਦਾ ਵਿਸ਼ਵਾਸ ਘਾਤੀ ਅਕਿਰਤ ਘਾਣ ਮੈਂ ਕੋ ਨਾ ਰਖੰਦਾ ਸਿਮਰ ਮਰੀਦਾ ਟਾਡੀਆ ਸਤਗੁਰ ਬਖਸ਼ਾ ਆਓ ਹੁਣ ਆਪਾਂ ਸਮਾਪਤੀ ਕਰੀਏ ਅਰਦਾਸ ਚ ਜੁੜਿਓ ਹੁਕਮਨਾਮੇ ਸੁਣਨੇ ਹਨ ਫਿਰ ਸਾਰਿਆਂ ਨੇ ਪ੍ਰਸ਼ਾਦ ਲੈਣਾ ਬਾਹਰਲੇ ਪਾਸੇ ਆਰਾਮ ਨਾਲ ਟਿਕਾ ਨਾਲ ਪ੍ਰਸ਼ਾਦ ਲੈ ਕੇ ਆਪਣਾ ਘਰ ਸਮਝ ਕੇ ਹੁਣ ਕਈ ਵੇਖੋ ਨਾ ਹੁਣ ਪ੍ਰਸ਼ਾਦ ਲੈ ਲਿਆ ਹੱਥ ਇਦਾਂ ਹੋ ਗਏ ਚੱਲ ਕੰਧ ਤੇ ਹੀ ਲਾ ਦਿੰਦੇ ਹੁੰਦੇ ਨੇ ਨਾ ਕਈ ਚੱਲ ਥੱਲੇ ਚਾਦਰ ਐ ਐ ਕਰਦੇ ਨਾ ਐ ਇਦਾਂ ਥੱਲੇ ਹੁੰਦਾ ਹੈ ਬਸ ਉਂਗਲ ਨਾਲ ਨੱਕ ਚ ਮਾਰ ਕੇ ਉਹ ਵੀ ਥੱਲੇ ਲੈ ਨਾ ਤੂੰ ਹੁੰਦੇ ਨੇ ਜੀ ਇਦਾਂ ਸੁਭਾਅ ਹੈ ਇਹ ਭੈੜੀਆਂ ਆਦਤਾਂ ਨੇ ਸਾਂ ਇਹ ਸਮਝਣਾ ਸੇਵਾ ਦਾ ਮਤਲਬ ਕੀ ਹੈ ਵੀ ਆਪਣਾ ਹੀ ਘਰ ਹੈ ਯਾਰ ਜੇ ਮੈਂ ਉੱਠ ਕੇ ਚੱਲਿਆ ਤੇ ਇੱਥੇ ਕਿਸੇ ਹੋਰ ਨੇ ਬਹਿਣਾ ਹੈ ਜੇ ਮੈਂ ਬਾਥਰੂਮ ਵਰਤ ਲਿਆ ਮੁੜ ਕੇ ਵੀ ਤੇ ਕਿਸੇ ਨੇ ਵਰਤਣਾ ਹੈ ਜੇ ਮੈਂ ਬਾਥਰੂਮ ਚਲਿਆ ਗਿਆ ਮੈਂ ਪਾਣੀ ਛੱਡਾਂ ਮੈਂ ਸਫਾਈ ਕਰ ਦਿਆਂ ਮੇਰੇ ਤੋਂ ਬਾਅਦ ਕਿਸੇ ਹੋਰ ਨੇ ਵੀ ਆਉਣਾ ਹੈ ਮੈਂ ਮੈਂ ਜਾ ਆਇਆ ਤੇ ਦੂਜੇ ਨੇ ਵੀ ਜਾਣਾ ਭਾਈ ਇਸ ਕਰਕੇ ਇਹ ਖਿਆਲ ਰੱਖਣਾ ਚਾਹੀਦਾ ਆਪ ਹੀ ਸਫਾਈ ਰੱਖੀਏ ਆਪ ਹੀ ਖਿਆਲ ਰੱਖੀਏ ਆਪਣਾ ਘਰ ਸਮਝਣਾ ਜਿੱਥੇ ਮੈਂ ਤੁਹਾਨੂੰ ਗੁਰਦੁਆਰੇ ਦੀ ਐਗਜ਼ਾਮਪਲ ਦਿੱਤੀ ਹੈ ਜਿੱਥੇ ਵੀ ਰਹਿੰਦੇ ਹੋ ਜਿੱਥੇ ਜਾਂਦੇ ਹੋ ਜਿੱਥੇ ਕੰਮ ਕਰਦੇ ਹਰੇਕ ਜਗ੍ਹਾ ਹੀ ਇਹ ਕੰਮ ਰਿਹਾ ਗੁਰੂ ਹਰੇਕ ਜਗ੍ਹਾ ਹੀ ਇੱਥੇ ਕੱਲਾ ਗੁਰਦੁਆਰੇ 'ਚ ਨਹੀਂ ਹਰ ਜਗ੍ਹਾ ਹੀ ਫੇਰ ਗੱਲ ਬਣ ਆਓ ਪੜੋ ਆਨੰਦ ਸਾਹਿਬ ਅਰਦਾਸ ਹੁਕਮਨਾਮੇ ਫਿਰ ਚੱਲ ਕੱਲ ਤੋਂ ਭਾਈ ਭਗਤਾ ਭਗਤਾ ਭਾਈ ਦਾ ਤਿੰਨ ਦੀਵਾਨ ਹਨ ਜਿਹੜੇ ਉਸ ਇਲਾਕੇ ਦੇ ਨੇ ਦਰਸ਼ਨ ਦੇਣ ਤੇ ਜਿਹੜੇ ਨਹੀਂ ਪਹੁੰਚ ਸਕਦੇ ਉਹ ਸਾਹਿਬ ਟੀਵੀ ਉੱਤੇ ਜਾਂ ਪਰਮੇਸ਼ਰ ਦੁਆਰ ਦੀ ਜਿਹੜੀ ਫੇਸਬੁੱਕ ਹੈ ਉਹਦੇ ਤੇ ਵੇਖ ਲੈਣ ਬਾਕੀ ਜਿਨ੍ਹਾਂ ਨੇ ਆ ਵੈਸੇ ਤੇ ਮੈਂ ਤੁਹਾਨੂੰ ਹਰ ਐਤਵਾਰ ਕਹਿੰਦਾ ਹੁੰਨਾ ਵੀ ਇਦਾਂ ਮਿਲ ਲਿਆ ਬਸ ਠੀਕ ਹੈ ਕਈ ਦੀਵਾਨ ਵਗੈਰਾ ਲੈਣ ਆਏ ਹੁੰਦੇ ਆ ਉਹ ਭਾਈ ਪਹਿਲਾਂ ਮਿਲ ਲਿਆ ਕਰਨ ਪਰਲੇ ਪਾਸੇ ਬੈਠਣ ਜਿਨ੍ਹਾਂ ਨੇ ਡੇਟ ਲੈਣੀ ਹੁੰਦੀ ਹੈ ਕੋਈ ਗੱਲ ਕਰਨੀ ਹੁੰਦੀ ਦੀਵਾਨਾ ਬਾਰੇ ਵੈਸੇ ਜ਼ਿਆਦਾਤਰ ਸਾਡੇ ਕਈ ਬੰਦੇ ਇੱਥੇ ਆਉਂਦੇ ਆ ਜਿੱਦਾਂ ਹੁਣ ਅੱਜ ਕੱਲ ਸਾਨੂੰ ਜੀ ਬਸ ਅਕਤੂਬਰ ਨਵੰਬਰ ਦੇ ਦਿਓ ਮੈਂ ਕਹਿੰਦਾ ਹੁੰਦਾ ਪਿਆਰਿਓ 2-3 ਮਹੀਨੇ ਰਹਿੰਦੇ ਅਕਤੂਬਰ ਆ ਜਾਣਾ ਵੀ ਆਪਾਂ ਥੋੜਾ ਜਿਹਾ ਹੋਰ ਲੈ ਕਈ ਫਿਰ ਇੰਨੇ ਨਹੀਂ ਸਾਡੇ ਤੇ ਫਿਰ ਤੁਸੀਂ ਜਿਵੇਂ ਮਰਜ਼ੀ ਕਰੋ ਹੁਣ ਡੇਟਾਂ ਤੇ ਹੁੰਦੀਆਂ ਕੀ ਹੁੰਦੀਆਂ ਨੇ ਅਸੀਂ ਤੇ ਦੀਵਾਨ ਹੀ ਲਾਉਨੇ ਆ ਪ੍ਰੋਗਰਾਮ ਹੀ ਕਰਨੇ ਆ ਇੱਥੇ ਨਹੀਂ ਕਰਾਂਗੇ ਹੋਰ ਕਿਤੇ ਦੀਵਾਨ ਸਾਡਾ ਤੇ ਕੰਮ ਹੀ ਇਦਾਂ ਦਾ ਪਰ ਮੇਰੀ ਬੇਨਤੀ ਹੈ ਵੀ ਕਈ ਬੰਦੇ ਨਾ ਕਾਲੇ ਨਾ ਪਿਆ ਕਰੋ ਥੋੜਾ ਜਿਹਾ ਟਾਈਮ ਦੇ ਦਿਆ ਕਰੋ ਜੇ ਅਕਤੂਬਰ ਨਵੰਬਰ ਚ ਨਾ ਲੱਗੇਗਾ ਫਰਵਰੀ ਚ ਲੱਗ ਜਾਣਗੇ ਫਰਵਰੀ ਚ ਨਾ ਲੱਗੇ ਅਪ੍ਰੈਲ ਚ ਲੱਗ ਜਾਣਗੇ ਮਈ ਚ ਲੱਗ ਜਾਣਗੇ ਕਿਤੇ ਨਾ ਕਿਤੇ ਤਾਂ ਸੈੱਟ ਹੀ ਹੋ ਹੀ ਜਾਂਦਾ ਕਈ ਬੰਦੇ ਸਾਡੇ ਚ ਬਹੁਤ ਸ਼ਾਂਤ ਨੇ ਸਮਝਦਾਰ ਹੈ ਕਈ ਬੜੇ ਕਾਲੇ ਪੈ ਜਾਂਦੇ ਕਾਲੇ ਨਹੀਂ ਪੈਣਾ ਕਦੀ ਤੇ ਜਿਹੜਾ ਬੰਦਾ ਕਵੇ ਮੈਂ ਸਿਫਾਰਿਸ਼ ਲੈ ਕੇ ਆਇਆ ਉਹ ਤੇ ਆਵੇ ਹੀ ਨਾ ਉਹ ਤੇ ਸਮਝ ਲੈ ਵੀ ਮਿਲਣੀ ਹੀ ਨਹੀਂ ਹੋਣੀ ਫਿਰ ਜੇ ਕਈ ਬੰਦੇ ਹੁੰਦੇ ਨੇ ਗਾਂ ਦੀ ਗਾਂ 5-7 ਤੋਂ ਉਹਦੀ ਸਿਫਾਰਿਸ਼ ਲਾ ਦੀ ਇਹ ਨਹੀਂ ਕਰਨਾ ਚਾਹੀਦਾ ਇਹੋ ਜਿਹਾ ਕੰਮ ਨਾ ਕਰੋ ਸੰਗਤ ਸਾਡੇ ਵਾਸਤੇ ਰੱਬ ਰੂਪ ਹੈ ਜਿੰਨੀ ਵੀ ਸੰਗਤ ਡੇਟ ਲੈਣ ਆਉਂਦੀ ਹੈ ਸਮਾਂ ਦੇਈਦਾ ਵਾਰੀ-ਵਾਰੀ ਸਿਰ ਵੰਡ ਕੇ ਬਾਕੀ ਇਹ ਵੀ ਖਿਆਲ ਰੱਖੀਦਾ ਵੀ ਇੱਕ ਇਲਾਕੇ 'ਚ ਕਿਤੇ ਦੋ ਵਾਰੀ ਟਾਈਮ ਨਾ ਮਿਲ ਜੇ ਇਹ ਕਈ ਇਲਾਕੇ ਰਹਿ ਹੀ ਜਾਂਦੇ ਘੱਟ ਤੋਂ ਘੱਟ 4-6 ਮਹੀਨੇ ਦਾ ਗੈਪ ਪੈ ਜੇ ਇਸ ਇਲਾਕੇ 'ਚ ਹੋ ਗਿਆ 6 ਮਹੀਨਿਆਂ ਬਾਅਦ ਹੁਣ ਦੁਬਾਰਾ ਕੋਈ ਹੋਰ ਐਦਾਂ ਸੈੱਟ ਕਰੀ ਤਾਂ ਕਰਕੇ ਕਈ ਵੀਰ ਕਾਲੇ ਪੈਂਦੇ ਆ ਮੇਰੀ ਉਹਨਾਂ ਨੂੰ ਬੇਨਤੀ ਹੈ ਵੀ ਕਾਲੇ ਨਾ ਪੈ ਇੱਥੇ ਕਈ ਵਾਰੀ ਨਾ ਬੰਦੇ ਸਾਡੇ ਇੱਥੇ ਗੇਟ ਅੱਗੇ ਆਉਣਗੇ ਮੌਣ ਸਾਲ 8 ਵਜੇ ਆ ਗਏ ਸਵੇਰੇ ਮਨਮ ਮੈਂ ਦੀਵਾਨ ਤੋਂ 4 ਵਜੇ ਆ ਕੇ ਆਰਾਮ ਕੀਤਾ 8 ਵਜੇ ਆ ਕੇ ਕਹਿਣਗੇ ਹਾਂਜੀ ਮਲਾਓ ਉਹ ਕਹਿੰਦੇ ਵੀ ਜਿਹੜੇ ਉੱਥੇ ਖੜੇ ਆ ਉਹ ਕਹਿੰਦੇ ਵੀ ਵੀ ਤੁਸੀਂ ਐਦਾਂ ਕਰੋ 12 ਵਜੇ ਦਿਨੇ ਮਿਲ ਲੈਣਗੇ ਤੁਸੀਂ ਪ੍ਰਸ਼ਾਦਾ ਪਾਣੀ ਛਕੋ ਕਮਰਾ ਲੈ ਲਓ ਆਰਾਮ ਕਰ ਲਓ ਜਾਂ ਬੈਠੋ ਆਰਾਮ ਨਾਲ ਚੌਂਕੜਾ ਲਾ ਕੇ ਬੈਠ ਨਹੀਂ ਨਹੀਂ ਐ ਫਿਰ ਕਿਵੇਂ ਵੀ ਅਸੀਂ ਤੇ ਹੁਣ 8 ਵਜੇ ਹੁਣ ਕਹੋ ਅੰਦਰ ਜਾ ਕੇ ਵੀ ਹੁਣ ਕਈ ਬੰਦੇ ਸਾਰਾ ਵੇਖਦੇ ਆ ਉਹ ਪਹਿਲਾਂ ਪੁੱਛਦੇ ਆ ਵੀ ਯਾਰ ਕਿੰਨੇ ਕੁ ਵਜੇ ਆਏ ਕਿੱਥੇ ਗਏ ਹੋਏ ਸੀ ਹੁਣ ਸਵੇਰੇ 4 ਵਜੇ ਆਏ 5 ਵਜੇ 6 ਵਜੇ ਮੈਂ ਆਰਾਮ ਲੱਗ ਪਿਆ ਕਰਨ 8 ਵਜੇ ਕਹਿੰਦੇ ਹੁਣੇ ਉੱਠ ਕੇ ਇਦਾਂ ਸਿਸਟਮ ਨਹੀਂ ਨਾ ਹੁੰਦਾ ਸਾਨੂੰ ਸਾਰਾ ਹਿਸਾਬ ਕਿਤਾਬ ਰੱਖਣਾ ਚਾਹੀਦਾ ਵੀ ਇੰਨਾ ਕੁ ਟਾਈਮ ਹੁੰਦਾ ਹੈ ਅੱਜ ਅਸੀਂ ਇੱਥੋਂ ਆਏ ਆ ਰਾਤ ਨੂੰ ਯਾਰ 2 ਵਜੇ 3 ਵਜੇ 4 ਵਜੇ ਆਉਂਦੇ ਆ ਜੇ ਅਸੀਂ 8 ਵਜੇ ਆਵਾਂਗੇ ਕਿਵੇਂ ਮਿਲਣਗੇ 12 ਵਜੇ ਆਵਾਂਗੇ ਠੀਕ ਹੈ 12 ਵਜੇ 1 ਵਜੇ ਅਸੀਂ ਟਾਈਮ ਉਹ ਹਿਸਾਬ ਦਾ ਰੱਖੀਏ ਵੀ ਜਦੋਂ ਵੀ ਕਦੇ ਮਿਲਣਾ ਹੈ ਜੇ ਮੈਂ ਵਿਹਲਾ ਜੇ ਮੈਂ ਕਿਤੇ ਗਿਆ ਨਹੀਂ ਅਸੀਂ ਜਲਦੀ ਆਰਾਮ ਕਰ ਲਿਆ ਫਿਰ ਹੁੰਦਾ ਵੀ ਚਲੋ ਠੀਕ ਹੈ ਜਿੰਨੇ ਵਜੇ ਕੋਈ ਆਇਆ ਮਿਲ ਵੀ ਲਓ ਪਰ ਇਹ ਥੋੜੀ ਜੀ ਕਈ ਬੰਦੇ ਕਾਲੇ ਪੈ ਜਾਂਦੇ ਆ ਮੇਰੀ ਉਹਨਾਂ ਨੂੰ ਵੀ ਵੀਰਾਂ ਪਾਈਆਂ ਨੂੰ ਬੇਨਤੀ ਹੈ ਵੀ ਕਾਲ ਨਾ ਕਰਿਆ ਕਰੋ ਧੱਕਾ ਨਾ ਕਰਿਆ ਕਰੋ ਜਿੰਨੀ ਕੋ ਕੋਸ਼ਿਸ਼ ਹੁੰਦੀ ਆਪਾਂ ਆਪਣੇ ਵੱਲੋਂ ਕਰਦੇ ਰਹੀਦਾ ਆਓ ਹੁਣ ਬਾਕੀ ਆਪ ਜੀ ਨੇ ਪ੍ਰਸ਼ਾਦਾ ਪਾਣੀ ਲੰਗਰ 'ਚ ਬਹਿ ਕੇ ਛਕ ਲੈਣਾ ਤੇ ਫਿਰ ਜਿਹੜੇ ਨੇ ਮਿਲਣ ਵਾਲੇ ਉਹ ਮਿਲ ਲੈਣ ਬਾਕੀ ਸੰਗਤ ਨੇ ਆਪੋ ਆਪਣੇ ਘਰਾਂ ਨੂੰ ਚਾਲਾ ਪਾਉਣਾ ਅਗਲਾ ਜਿਹੜਾ ਸ਼ਨੀਵਾਰ ਆ ਰਿਹਾ ਦੀਵਾਨ 3 ਜੂਨ ਦਾ 3 ਜੂਨ ਦਾ ਰਾਤ ਦਾ ਦੀਵਾਨ ਲੱਗੇਗਾ ਤੇ 4 ਦਾ ਫਿਰ ਐਤਵਾਰ ਹੋਏਗਾ ਅਗਲੇ ਅਗਲਾ ਐਤਵਾਰ 3 ਜੂਨ ਨੂੰ ਅੰਮ੍ਰਿਤ ਸੰਚਾਰ ਵੀ ਹੋਏਗਾ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹ ਵੀ ਪਹੁੰਚਣ ਦੀ ਕਿਰਪਾਲਤਾ ਕਰਨ ਤੇ ਜਿਨ੍ਹਾਂ ਨੇ ਭਾਈ ਸਹਿਜ ਪਾਠ ਵਾਸਤੇ ਪੋਥੀਆਂ ਲੈਣੀਆਂ ਨੇ ਉਹ ਆਪਣੇ ਨਾਮ ਬਾਹਰ ਲਿਖਾ ਜੋ ਹਰ ਹਰ ਮਹੀਨੇ ਦੇ ਦੂਜੇ ਸ਼ਨੀਵਾਰ ਚੇਤਾ ਹੀ ਹੈ ਪਿਛਲੇ ਸ਼ਨੀਵਾਰ ਵੀ ਕਿਹਾ ਸੀ ਵੇਖੋ ਪਹਿਲੇ ਸ਼ਨੀਵਾਰ ਦੀਵਾਨ ਲੱਗਦਾ ਹੈ ਤੇ ਦੂਜੇ ਸ਼ਨੀਵਾਰ ਸਹਿਜ ਪਾਠ ਆਰੰਭ ਕਰਾਏ ਜਾਂਦੇ ਆ ਜਿਨ੍ਹਾਂ ਜਿਨ੍ਹਾਂ ਨੇ ਕਰਨੇ ਆ ਉਹ ਨਾਲੇ ਪੋਥੀਆਂ ਲੈ ਜਿਓ ਤੇ ਨਾਲੇ ਸਹਿਜ ਪਾਠ ਆਰੰਭ ਕਰ ਦਿਓ ਕੋਈ ਪੈਸਾ ਨਹੀਂ ਆਈ ਕਾਰਡ ਆਪਣਾ ਲੈ ਆਇਓ ਪਹਿਲੇ ਸ਼ਨੀਵਾਰ ਦੀਵਾਨ ਤੇ ਦੂਜੇ ਸ਼ਨੀਵਾਰ ਸਵੇਰੇ 10 ਵਜੇ ਸਹਿਜ ਪਾਠ ਜਿਨ੍ਹਾਂ ਜਿਨ੍ਹਾਂ ਨੇ ਕਰਨੇ ਨੇ ਉਹ ਆਰੰਭ ਕਰਾ ਲਿਓ ਇੱਥੇ ਆ ਕੇ ਤੇ ਆਪਣਾ ਪੋਥੀਆਂ ਵੀ ਲੈ ਜਿਓ ਆਓ ਸਾਰੀ ਸੰਗਤ ਅਨੰਦ ਸਾਹਿਬ ਰਾਮਕਲੀ ਮੁਹੱਲਾ ਤੀਜਾ ਅਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਗੁਰ ਕਾ ਪਾਇਆ ਸਹਿਜ ਸੇਤੀ ਮਨ ਰਤੀਆ ਵਦਾਨ ਰਾਗਨ ਤਨ ਪਰਵਾਰ ਫਰੀਏ ਸ਼ਬਦ ਗਾਵਣ ਆਈਆ ਗੁਰੂ ਦਾ ਗੁਰੂ ਹਰੀ ਕੇ ਆਨੰਦ ਵਸਾਇਆ ਕਹਿ ਮਾਨ ਅਨੰਦ ਹੋ ਸਤਿਗੁਰੂ ਮੈਂ ਮੇਰਿਆ ਮੇਰਿਆ ਹਰ ਨਾਲ ਰਹੋ ਤੂੰ ਮਨ ਤੇਰੇ ਤੂੰ ਸਭ ਵਿਸਾਰਣਾ ਜੱਜ ਕੇ ਸਭ ਸਵਾਰਣਾ ਸਭਨਾ ਗੱਲਾਂ ਸਭ ਰਤ ਸੁਆਮੀ ਸੋ ਕਿਉ ਮਨ ਹੋ ਦਸਾਲੇ ਕਹਿ ਨਾਨਕ ਮਨ ਮੇਰੇ ਸਰ ਹੋ ਹਰ ਨਾਲੇ ਸਾਡੇ ਕਹੇ ਕਿਆ ਨਹੀਂ ਕਰਦੇ ਰਹਿ ਸਾਡਾ ਕੀ ਹੈ ਸਭ ਕੁਝ ਹੈ ਜਿਸ ਦੇਹ ਤੋਂ ਪਾਵੇ ਸਦਾ ਸਿਫਤ ਕਹਾ ਤੇਰੇ ਨਾਮ ਮਨ ਵਸਾਵੇ ਆਪ ਦੁਖ ਤੇ ਮਨ ਵਸਿਆ ਜਬ ਤੱਕ ਹੈ ਨਾਮ ਸੱਚੇ ਫਿਰਿਆ ਨਹੀਂ ਘਰ ਤੇਰੇ ਸਾਜਾ ਫਿਰਾਇਆ ਨਾਹੂ ਸਾਜ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਨਿਵਾਇਆ ਹਰ ਨਾਮ ਸੁਖ ਮਨ ਆਏ ਮਿਲਿਆ ਜਿਨ ਇੱਛਾ ਸਭ ਪੁਜਾਈਆ ਸਦਾ ਗੁਰਬਾਣੀ ਦਾ ਸੁਣ ਬਿਟੋ ਜਿਨ ਆਏ ਭਜਨਾ ਕਹਿ ਨਾਮ ਸੁਣੋ ਸ਼ਬਦ ਤਨ ਹੋ ਪਿਆਰੋ ਸਾਚਾ ਨਾਮ ਰਾਇਆ ਸਾਰੋ ਵਾਜੇ ਵੰਡਵ ਸਿਧ ਕਰੋ ਅਰਥ ਪਾਕੇ ਸ਼ਬਦ ਵਾਜੇ ਕਲਾ ਚਿਤ ਕਰਤਾ ਆਵਿਆ ਮਨ ਤੂਬ ਭਗਵਾਨ ਕੀਤੇ ਆਲ ਸੰਤ ਸਹਾਰਿਆ ਔਰ ਕਰਮ ਮਾਇਆ ਸੁਤ ਜਿਨ ਸੇ ਨਾਮ ਹਰ ਕੈ ਲਾਗੇ ਤੂੰ ਕਹਿ ਨਾਨਕ ਸਹਿ ਸੁਖ ਹੋਆ ਕਰਿਆ ਭਗਵਾਨੀ ਆਨੰਦ ਸੁਣੋ ਵਟ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਤੇਰੀ ਸਗਲ ਸੂਰੇ ਤੂੰ ਖਰੋ ਸੰਤਾਪ ਉਪਰ ਸੁਣੀ ਸੱਚੀ ਬਾਣੀ ਤੂੰ ਏ ਸਰਚੇ ਦੂਰੇ ਪੁਰਛੇ ਜਾਣੀ ਸੁਣਤੇ ਮੁਨੀ ਕਹਤੇ ਪਵਿੱਤ ਸਤਗੁਰ ਰਹਿਆ ਭਰਪੂਰ ਜਿਨ ਵਕਤ ਨਾਨਕ ਗੁਰ ਚਰਨ ਲਾਗੇ ਵਾਜੇ ਹਰ ਦੂਰੇ ਸੁਣਤੇ ਮੁਨੀ ਕਹਤੇ ਸਤਗੁਰ ਰਹਿਆ ਭਰਪੂਰ ਜਿਨ ਵਕਤ ਨਾਨਕ ਗੁਰ ਚਰਨ ਲਾਗੇ ਵਾਜੇ ਹਰ ਦੂਰੇ ਧਨ ਹੈ ਧਨ ਹੈ ਧਨ ਹੈ गुरु नानक देव सैभान है है धन है गुरु नानक देव सैभान है धन है गुरु अंगद देव सैभान है सारे बोलो सारे धन है बाबा धन है गुरु अमरदास जी धन है धन है धन है गुरु अमरदास धन है धन है धन है गुरु रामदास है धन है धन है धन है धन है गुरु रामदास है धन है स्वामी धन है गुरु अर्जुन देव सैम धन है धन है धन है धन है गुरु अर्जुन देव सैम धन है धन है धन है श्री हर गोविंद धन है धन है श्री हर गोविंद धन है धन है गुरु श्री हर राय धन है वो धन है धन है धन है गुरु श्री हर राय धन है श्री हर कृष्ण से मन है मन है मन है मन है श्री हर कृष्ण से मन है से मन है मन है मन है

तेरा पंथ खालसा तन है ये तन है तन है तन है ये पंथ खालसा तन है तन है तेरी साधु सगली तन है सतनाम श्री वाहिगुरु को सतनाम श्री वाहिगुरु को सतनाम श्री वाहिगुरु को वाहिगुरु वाहिगुरु वाहिगुरु वाहिगुरु को वाहिगुरु वाहिगुरु वाहिगुरु वाहिगुरु वाहिगुरु बोल ਵਾਹਿਗੁਰੂ ਬੋਲ ਕਦੇ ਨਾ ਵਾਹਿਗੁਰੂ ਬੋਲ ਕਦੇ ਨਾ ਵਾਹਿਗੁਰੂ ਬੋਲ ਕਦੇ ਨਾ ਵਾਹਿਗੁਰੂ ਬੋਲ ਕਦੇ ਨਾ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰੇ ਮਿੱਠੜੇ ਲੱਗਣਗੇ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਮਿੱਠੜੇ ਲੱਗਣਗੇ ਬੋਲ ਪਿਆਰਿਆ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਬੋਲੋ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਪਵਨ ਗੁਰੂ ਮਾਤਾ ਧਰ ਦੇ ਹੱਥ ਗੁਰਸਰਾ ਤੇਰਾਈ ਗਾਇਆ ਗੁਰਨਾ ਸੰਗਿਆ ਲਗੇ ਆਈਆਂ ਪੁਰਿਆਈਆਂ ਵਾਜੇ ਧਰ ਹਜ਼ੂਰ ਹੋ ਕਰਦੀਆਂ ਪਵਾਈ ਤੇਰੇ ਹਜ਼ੂਰ ਜਿਨੀ ਨਾਮ ਤੇ ਆਇਆ ਗਏ ਸਕਤਾਰ ਨਾਨਕ ਦੇ ਜੀ ਜੀ ਕੀ ਜਿਨੀ ਨਾਮ ਤੇ ਆਇਆ ਜਿਨੀ ਨਾਮ ਤੇ ਆਇਆ ਗਏ ਤਾਂ ਸਖਤ ਕਾਲ ਨਾਨਕ ਤੋਂ ਮੁਖੀ ਉਜਲੇ ਤੇਰੀ ਕਿਛੀ ਨਾਮ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕੀ ਫਤਿਹ